ਧੰਨ ਵਾਖੇ ਗੁਰੂ ਸਾਹਿਬ ਜੀਓ ਇੱਕ ਦੋ ਜੀਵੋਂ ਲੱਖ ਹੋ ਹੈ ਲੱਖ ਹੋਵਹਿ ਲੱਖ ਵੀਸ ਇੱਕ ਦੋ ਜੀਵੋਂ ਲੱਖ ਹੋ ਹੈ ਲਖ ਹੋਵਹਿ ਲਖ ਵੀਸ ਲਖ ਲਖ ਗੇੜਾ ਆਖੀਐ ਇਕ ਨਾਮ ਜਗਦੀਸ਼ ਏਤ ਰਹਾ ਪਤ ਪਵੜੀਆਂ ਛੜੀਐ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੋੜੀ ਕੂੜੇ ਠੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਗੁਰਬਾਣੀ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ ਆਦ ਗੁਰੂ ਸਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਅੰਮ੍ਰਿਤ ਬਚਨ ਜਪ ਜੀ ਸਾਹਿਬ ਜਿਸ ਦੀ ਵਿਚਾਰ ਆਪਾਂ ਨਿਰੰਤਰ ਲੜੀਵਾਰ ਕਰ ਰਹੇ ਖਾਂ ਆਪ ਜੀ ਨੇ 31 ਪੌੜੀਆਂ ਤੱਕ ਵਿਚਾਰ ਨੇ ਕੋ ਸਤਿਗੁਰੂ ਨੇ ਸੋਝ ਬਖਸ਼ੀ ਸਰਵਣ ਕੀਤੀ ਹੈ 32ਵੀਂ ਪੌੜੀ ਦਾ ਪਾਠ ਜੋ ਵਿਚਾਰ ਅਧੀਨ ਹੈ ਆਪ ਜੀ ਨੇ ਸਰਵਣ ਕੀਤਾ ਹੈ ਦੋ ਪੌੜੀਆਂ ਦੀ ਵਿਚਾਰ ਅੱਜ ਦੇ ਇਸ ਸੰਧਿਆ ਦੇ ਦੀਵਾਨ ਵਿੱਚ ਆਪਾਂ ਕਰਾਂਗੇ ਔਰ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਵਣ ਦਿਵਸ ਹੈ ਇਸੇ ਹੀ ਸਬੰਧ ਵਿੱਚ ਭਾਈ ਸਾਹਿਬ ਕੀਰਤਨ ਕਰ ਰਹੇ ਸਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲਈਏ ਹਜ਼ੂਰ ਆਪ ਤਰਸ ਕਰਕੇ ਭੈ ਭਾਵਨੀ ਸ਼ਰਧਾ ਅਕੀਦਤ ਪ੍ਰਤੀਤ ਦੀ ਦਾਤ ਬਖਸ਼ ਕੇ ਮਨ ਦੇ ਟਿਕਾ ਨਾਲ ਆਪਣੇ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਪ੍ਰਭਪੁਰ ਪਿਆਨਾ ਜਾਂ ਸ਼ਬਦ ਜੋ ਵਰਤਿਆ ਜਾਂਦਾ ਹੈ ਸਿੱਖ ਜਗਤ ਕਿ ਜੋਤੀ ਜੋਤ ਸਮਾਵਣਾ ਕੀਤਾ ਹੈ ਭਾਵੇਂ ਚਲੋ ਇਹ ਲਫ਼ਜ਼ ਅਸੀਂ ਵਰਤਾਂਗੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਰਹਿਮਤ ਕੀਤੀ ਦੀਪਕ ਤੋਂ ਦੀਪਕ ਪ੍ਰਗਾਸਿਆ ਹੈ ਆਪਣੀ ਉਹ ਜੋਤ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਟਿਕਾ ਦਿੱਤੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਦਰਬਾਰ ਦੇ ਰਬਾਬੀ ਸਹਿਬਾਨ ਨੇ ਆਪਣੀ ਰਸਨਾ ਤੋਂ ਇਹ ਪਵਿੱਤਰ ਬਚਨ ਕਹੇ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਉਨ ਹਜ਼ੂਰ ਨੇ ਇਹ ਬਖਸ਼ਿਸ਼ ਕੀਤੀ ਪਰ ਇਸ ਮਿਕਣ ਤੋਂ ਪਹਿਲਾਂ ਚੁਣਨ ਤੋਂ ਪਹਿਲਾਂ ਮਹਾਰਾਜ ਜੀ ਨੇ ਸਭ ਨੂੰ ਟਣਕਾ ਕੇ ਦੇਖਿਆ ਤੇ ਇਹ ਵੀ ਬਚਨ ਅਸੀਂ ਪੜ੍ਹਨੇ ਆ ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਵੇਖੋ ਜੇ ਕਿਉਨ ਜਾਂ ਸੁਧੋਸ਼ ਤਾਂ ਲਹਿਣਾ ਟਿਕਿਉਣ ਸਭ ਨੂੰ ਮਹਾਰਾਜ ਜੀ ਨੇ ਦੇਖਿਆ ਫਿਰ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮੇਕਿਉਣ ਦੂਸਰਾ ਬਚਨ ਖਾਸ ਕਰਕੇ ਟਿੱਕੇ ਦੀ ਵਾਰ ਰਾਮਕਲੀ ਕੀ ਵਾਰ ਇਸ ਵਿੱਚ ਉਹਨਾਂ ਨੇ ਪਹਿਲੀ ਪੌੜੀ ਵਿੱਚ ਬਖਸ਼ਿਸ਼ ਕੀਤੀ ਹੈ ਗੁਰ ਚੇਲੇ ਰਹਿਰਾਸ ਕੀ ਗੁਰੂ ਨਾਨਕ ਸਾਹਿਬ ਨੇ ਆਪਣੇ ਚੇਲੇ ਨੂੰ ਬਾਬਾ ਲਹਿਣਾ ਸਾਹਿਬ ਜੀ ਨੂੰ ਗੁਰੂ ਅੰਗਦ ਦੇਵ ਜੋ ਬਣੇ ਉਹਨਾਂ ਨੂੰ ਨਮਸਕਾਰ ਕੀਤੀ ਰਹਿਰਾਸ ਦਾ ਅਰਥ ਤੇ ਨਮਸਕਾਰ ਮੱਥਾ ਟਿਕਿਆ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵੰਦਾ ਹੈ ਹਜ਼ੂਰ ਦੇ ਸ਼ਰੀਰ ਦੀ ਕਾਇਮੀ ਵਿੱਚ ਆਪਣੀ ਹਯਾਤੀ ਵਿੱਚ ਸ਼ਹਿ ਟਿੱਕਾ ਦਿੱਤੋਸ਼ ਜੀਵੰਦਾ ਹੈ ਆਪਣੇ ਜਿਉਂਦੇ ਜੀ ਗੁਰਿਆਈ ਦਾ ਟਿੱਕਾ ਦਿੱਤਾ ਪਰ ਪਿਆਨੇ ਵਕਤ ਹਜ਼ੂਰ ਨੇ ਜਿਹੜੇ ਸ਼ਬਦ ਕਹੇ ਸਿਰਫ ਉਹ ਕਹਿ ਕੇ ਮੈਂ ਆਪਣੇ ਇਸ ਪ੍ਰਕਰਨ ਨੂੰ ਅੱਗੇ ਬੇਨਤੀ ਕਰਾਂਗਾ ਕਹਿੰਦੇ ਨੇ ਮੈਨੂੰ ਲੱਭਣਾ ਹੈ ਨਾ ਕਬਰ ਵਿੱਚ ਨਾ ਮੜੀ ਵਿੱਚ ਨਾ ਗੋਰ ਵਿੱਚ ਇੱਕ ਤਾਂ ਮੈਂ ਗੁਰੂ ਅੰਗਦ ਸਾਹਿਬ ਜੀ ਦੇ ਖਿਰਦੇ ਵਿੱਚ ਨਿਵਾਸ ਕਰਨਾ ਤੇ ਦੂਸਰਾ ਸ਼ਬਦ ਰੂਪ ਵਿੱਚ ਜਿੱਥੇ ਸਤ ਸੰਗਤ ਹੋਵੇਗੀ ਉੱਥੇ ਮੇਰਾ ਨਿਵਾਸ ਹੋਵੇਗਾ ਇਹ ਇਤਿਹਾਸ ਦੇ ਬੋਲ ਨੇ ਬਾਬਾ ਨਾ ਮੜੀ ਨਾ ਗੋਰ ਕਬਰ ਵਿੱਚ ਨਹੀਂ ਸਮਾਦ ਵਿੱਚ ਨਹੀਂ ਬਾਬਾ ਨਾ ਮੜੀ ਨਾ ਗੋਰ ਗੁਰੂ ਅੰਗਦ ਕੇ ਹੀਏ ਮਾਹੇ ਫਿਰ ਬੇਨਤੀ ਜੋਤ ਰੂਪ ਹਰ ਆਪਨੇ ਗੁਰੂ ਨਾਨਕ ਸਾਹਿਬ ਜੀ ਤੇ ਉਹਨਾਂ ਨੇ ਸ਼ਬਦ ਕਹਿਆ ਬਾਬਾ ਨਾ ਮੜੀ ਨਾ ਗੋਰ ਗੁਰੂ ਅੰਗਦ ਕੇ ਹੀਏ ਮਾਹੇ ਪੁਨ ਸਤ ਸੰਗਤ ਮੈਂ ਬਸਬੋ ਕਰੂੰ ਜਿੱਥੇ ਸਤ ਸੰਗਤ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਸਾਡਾ ਉੱਥੇ ਨਿਵਾਸ ਹੈ ਗੁਰੂ ਸਾਹਿਬ ਜੀ ਨੇ ਅੱਜ ਬਖਸ਼ਿਸ਼ ਕੀਤੀ ਦੁਪਹਿਰ ਦੇ ਦੀਵਾਨ ਵਿੱਚ ਦੋ ਪੌੜੀਆਂ ਦੀ ਆਪਾਂ ਵਿਚਾਰ ਕੀਤੀ ਸੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਦੂਸਰਾ ਆਸਨ ਲੋਏ ਲੋਏ ਪੰਡਾਰ ਹੁਣ ਸਤਿਗੁਰੂ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਅੱਜ ਇੱਥੇ ਫਿਰ ਨਾਲ ਨਾਲ ਸਤਿਗੁਰੂ ਜੀ ਰਸਤਾ ਦੱਸੀ ਜਾਂਦੇ ਆ ਜਪਜੀ ਸਾਹਿਬ ਵਿੱਚ ਜਿੱਥੇ ਸਿਧਾਂਤ ਪੇਸ਼ ਕੀਤਾ ਹੈ ਉੱਥੇ ਗੁਰੂ ਨਾਨਕ ਸਾਹਿਬ ਨੇ ਸਾਧਨਾ ਵੀ ਨਾਲ ਨਾਲ ਦੱਸੀ ਗਿਆ ਸਿਧਾਂਤ ਦਾ ਅਰਥ ਹੁੰਦਾ ਹੈ ਪਰਮਾਤਮਾ ਪਰਮੇਸ਼ਵਰ ਪਰ ਨਾਲ ਨਾਲ ਸਤਿਗੁਰੂ ਜੀ ਜਿੱਥੇ ਗੁਰਮਤ ਦੇ ਸੂਖਸ਼ਮ ਸਿਧਾਂਤ ਨੂੰ ਦੱਸੀ ਗਏ ਉੱਥੇ ਨਾਲ ਨਾਲ ਸਤਿਗੁਰੂ ਸਾਨੂੰ ਸਾਧਨਾ ਵੀ ਦੱਸੀ ਗਏ ਸਾਧਨਾ ਮਤਲਬ ਕੀ ਅਭਿਆਸ ਕੀ ਕਰਨਾ ਹੈ ਤੇ ਮੇਰਾ ਖਿਆਲ ਟੀਕਾਕਾਰਾਂ ਵਿੱਚੋਂ ਆਪ ਕਹੋਗੇ ਰੋਜ਼ ਉਸ ਉਹਨਾਂ ਦਾ ਜ਼ਿਕਰ ਕਿਉਂ ਕਰਦੇ ਹੋ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦਾ ਟੀਕਾ ਹੈ ਜਿਸ ਵਿੱਚ ਅਰਥ ਨੇ ਨਿਰੁਕਤ ਹੈ ਵਿਆਖਿਆ ਵੀ ਹੈ ਤੇ ਕੁਝ ਸ਼ਬਦਾਂ ਦੇ ਵਿੱਚ ਉਹਨਾਂ ਨੇ ਸਾਧਨਾ ਪੱਖ ਲਿਖਿਆ ਹੈ ਕਿ ਜਿਹੜਾ ਅਸੀਂ ਸ਼ਬਦ ਪੜ੍ਹਿਆ ਹੈ ਇਹਦੀ ਪ੍ਰੈਕਟੀਕਲ ਜਾਂ ਇਹਦੇ ਅਮਲੀ ਤੌਰ ਤੇ ਇਹਨੂੰ ਕਿਵੇਂ ਅਪਣਾਇਆ ਜਾਏ ਉੱਥੇ ਉਹਨਾਂ ਸ਼ਬਦ ਵਰਤਿਆ ਸਾਧਨਾ ਪੱਖ ਜਿਵੇਂ ਅਸੀਂ ਪਿਛਲੇ ਦਿਨੀ ਇਹ ਵਿਚਾਰ ਕਰਕੇ ਆਏ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਇਹ ਸਾਧਨਾ ਹੈ ਗਾਵੀਐ ਸੁਣੀਐ ਮਨ ਰੱਖੀਐ ਭਾਉ ਇਹ ਸਾਧਨਾ ਹੈ ਪਹਿਲਾ ਬਚਨ ਪੜਿਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਰਜ਼ਾਈ ਚੱਲਣਾ ਸਾਧਨਾ ਹੈ ਲਿਖਿਆ ਨਾਲ ਧੁਰ ਦਰਗਾਹ ਤੋਂ ਹੈ ਇਸੇ ਤਰ੍ਹਾਂ ਅਸੀਂ ਬਚਨ ਪੜਿਆ ਸੁਣਿਆ ਮੰਨਿਆ ਮਨ ਕੀਤਾ ਭਾਉ ਇਹ ਸਾਧਨਾ ਵੀ ਹੈ ਤੇ ਜਿਹੜੇ ਇਹਦੇ ਵਿੱਚ ਸਾਧਨਾ ਸੰਪਨ ਹੋ ਗਏ ਉਹਨਾਂ ਨੂੰ ਫਲ ਕੀ ਮਿਲਿਆ ਉਹ ਵੀ ਦੱਸਿਆ ਫਿਰ ਬੇਨਤੀ ਚ ਸਾਧਨਾ ਵੀ ਹੈ ਜੀ ਸੁਣਨਾ ਮੰਨਣਾ ਮਨ ਚ ਪ੍ਰੇਮ ਤੇ ਇਸ ਤੋਂ ਬਾਅਦ ਫਿਰ ਇਸ ਸਾਧਨਾ ਦਾ ਜੋ ਫਲ ਹੈ ਅੰਤਰਗਤ ਤੀਰਥਮਲ ਨਾ ਹੋ ਇਸੇ ਤਰ੍ਹਾਂ ਅੱਜ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਿ ਜੇ ਇਨਸਾਨ ਤੂੰ ਪਰਮਾਤਮਾ ਪਰਮੇਸ਼ਵਰ ਦੇ ਘਰ ਦੀਆਂ ਪੌੜੀਆਂ ਚੜਨਾ ਜੇ ਇੱਕ ਇੱਕ ਸਟੈਪ ਅੱਗੇ ਜਾਣਾ ਚਾਹਨਾ ਤੇ ਜੇ ਤੂੰ ਅਭੇਦਤਾ ਚਾਹਨਾ ਤਦਰੂਪਤਾ ਚਾਹਨਾ ਜਿਉਂ ਜਲ ਮੈਂ ਜਲ ਆਏ ਖਟਾਨਾ ਵਾਲੀ ਬਖਸ਼ੀਸ਼ ਚਾਹਨਾ ਫਿਰ ਇੱਕ ਸਾਧਨਾ ਕਰੀ ਤੈਨੂੰ ਆਪਣੀ ਜ਼ਬਾਨ ਤੋਂ ਸ਼ੁਰੂਆਤ ਕਰਨੀ ਪੈਗੀ ਪਰਮੇਸ਼ਵਰ ਦੇ ਘਰ ਵਿੱਚ ਅਭੇਦਤਾ ਦੀ ਪਹਿਲੀ ਪੌੜੀ ਹੀ ਜਪ ਹੈ ਇਸ ਨੂੰ ਫਿਰ ਥੋੜੇ ਜਿਹਾ ਅਰਥ ਅਸੀਂ ਪਹਿਲਾਂ ਵੇਖ ਲੈਨੇ ਆ ਸਿਧਾਂਤ ਬਖੋ ਇੱਕ ਦੂ ਜੀਵਾਂ ਇੱਕ ਤੋਂ ਇੱਕ ਜੀਵ ਤੋਂ ਮਹਾਰਾਜ ਕਹਿੰਦੇ ਲੱਖ ਹੋਖ ਹੈ ਇੱਕ ਜੀਵ ਤੋਂ ਲੱਖ ਜੀਵ ਹੋ ਜਾਏ ਹਾਂ ਇਸ ਨੂੰ ਅਸੀਂ ਕੋਈ ਕਿਸੇ ਦੇ ਉੱਤੇ ਆਪਣੇ ਆਪਣੇ ਢੰਗ ਨਾਲ ਕਰ ਰਹੇ ਆ ਪਰ ਇਸ ਪੌੜੀ ਨੂੰ ਨਖੇਦ ਰੂਪ ਵਿੱਚ ਨਹੀਂ ਰਹਿਣਾ ਇਸ ਪੌੜੀ ਦੇ ਆਏ ਬਚਨਾਂ ਨੂੰ ਵਿਦ ਰੂਪ ਵਿੱਚ ਲੈਣਾ ਹੈ ਦੋ ਸ਼ਬਦ ਨੇ ਵਿਦ ਤੇ ਨਖੇਦ ਵਿਦ ਦਾ ਅਰਥ ਇਹ ਕੰਮ ਕਰਨੇ ਨੇ ਨਖੇਦ ਦਾ ਅਰਥ ਨਹੀਂ ਇਹ ਕੰਮ ਨਹੀਂ ਕਰਨਾ ਮੈਨੂੰ ਯਾਦ ਹੈ ਕੁਝ ਟੀਕਾਕਾਰਾਂ ਨੇ ਗੁਰਮੁਖ ਵਿਦਵਾਨਾਂ ਨੇ ਜਿੰਨੀ ਕੁ ਸਮਝ ਪਈ ਉਹਨਾਂ ਨੇ ਇਸ ਨੂੰ ਨਖੇਦ ਨਖੇਦ ਸ਼ਬਦ ਨਖੇਦ ਨਹੀਂ ਇਉਂ ਸ਼ਬਦ ਵਰਤੋ ਵੇ ਇਹਨੂੰ ਕਿਹਾ ਵੀ ਇੰਨਾ ਕਰਕੇ ਵੀ ਨਹੀਂ ਮਿਲਦਾ ਤੇ ਦੂਸਰਿਆਂ ਨੇ ਜਪਣ ਵਾਲਿਆਂ ਨੇ ਕਿਹਾ ਨਹੀਂ ਇੰਨੀ ਕਮਾਈ ਹੋਵੇ ਤੇ ਪਤੀ ਦੇ ਘਰ ਵੀ ਜਾਈਦਾ ਹੈ ਪਰ ਇੱਥੇ ਆਪ ਜੀ ਦੇਖੋਗੇ ਇੰਨੀ ਬਰੀਕੀ ਮਹਾਰਾਜ ਵਰਤਦੇ ਆ ਹੁਣ ਉਸ ਨੂੰ ਕਮਾਈ ਕਹਿ ਦਿੱਤਾ ਵੀ ਇੰਨਾ ਜਪ ਇੰਨਾ ਕਮਾ ਪਰ ਅਖੀਰ ਤੇ ਇਕੱਲੀ ਕਮਾਈ ਨਹੀਂ ਹਉਮੈ ਤੋਂ ਰਹਿਤ ਹੋ ਕੇ ਆਪਣਾ ਆਪ ਮਿਟਾ ਕੇ ਜੇ ਉਸ ਘਰ ਵਿੱਚ ਪਹੁੰਚਣਾ ਹੈ ਤੇ ਉਥੇ ਨਦਰੀ ਕਰਮ ਹੀ ਹੈ ਸੱਚੀ ਮੁੱਚੀ ਨਦਰ ਤੋਂ ਬਿਨਾ ਇੰਨਾ ਜਪਿਆ ਹੋਇਆ ਵੀ ਫਲੀ ਪੂਤ ਨਹੀਂ ਹੁੰਦਾ ਇਹ ਇਹ ਬੇਨਤੀ ਮੈਂ ਆਪ ਨੂੰ ਕਰਨੀ ਚਾਹਨਾ ਫਿਲ ਅਰਥ ਇੱਕ ਦੂ ਜੀ ਬਹੁ ਲੱਖ ਹੋਏ ਇੱਕ ਜੀਵ ਤੋਂ ਲੱਖ ਜੀਵ ਹੋ ਜਾਏ ਲੱਖ ਹੋਵੇ ਲੱਖ 20 20 ਇੱਥੇ ਚਲੋ ਵਾਵੇ ਨਾਲ ਕਹੇ ਅਰਥ 20 ਨੇ 1 ਲੱਖ ਇੱਕ ਜੀਵ ਤੋਂ 1 ਲੱਖ 1 ਲੱਖ ਤੋਂ 20 ਲੱਖ ਹੋ ਜਾਏ ਉਸ ਤੋਂ ਬਾਅਦ ਲੱਖ ਲੱਖ ਗੇੜਾ ਲੱਖ ਲੱਖ ਵਾਰੀ ਕਿਹੜਾ ਦਾ ਵੈਸੇ ਅਰਥ ਬੜਾ ਸੌਖਾ ਹੁੰਦਾ ਹੈ ਜਿਹੜੀ ਚੀਜ਼ ਨੂੰ ਰਿਪੀਟ ਕੀਤਾ ਜਾਏ ਗੇੜਾ ਅਰਥ ਹੀ ਕਹਿੰਦੇ ਨਾ ਵੀ ਖੋਦੀਆਂ ਟਿੰਡਾਂ ਦਾ ਗੇੜਾ ਆ ਰਿਹਾ ਹੈ ਖਰਾਸ ਦੇ ਪੁੜ ਦਾ ਗੇੜਾ ਆ ਰਿਹਾ ਹੈ ਗੇੜਾ ਦਾ ਅਰਥ ਹੈ ਵਾਰ-ਵਾਰ ਕਿਸੇ ਚੀਜ਼ ਨੂੰ ਕਰਮ ਨੂੰ ਕਰਨਾ ਇੱਥੇ ਗੁਰੂ ਜੀ ਨੇ ਜਪਣ ਦੀ ਥਾਂ ਤੇ ਸ਼ਬਦ ਵਰਤਿਆ ਗੇੜਾ ਲੱਖ ਲੱਖ ਗੇੜਾ ਆਖੀਆਂ ਜਿਹੜੀ ਉਹ 20 ਲੱਖ ਜ਼ਬਾਨ ਬਣ ਗਈ ਜਿਹੜੀ 20 ਲੱਖ ਰਸਨਾ ਬਣ ਗਈ ਉਸ ਇੱਕ ਰਸਨਾ ਦੇ ਨਾਲ ਲੱਖ ਲੱਖ ਵਰੀ ਇੱਕ ਜ਼ਬਾਨ ਲੱਖ ਲੱਖ ਵਰੀ ਵਾਹਿਗੁਰੂ ਵਾਹਿਗੁਰੂ ਕਹੇ ਚਲੋ ਮੈਂ ਸ਼ਬਦ ਵਾਹਿਗੁਰੂ ਵਰਤਿਆ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਜਗ ਈਸ਼ ਜਗਦੀਸ਼ ਜਗਤ ਦਾ ਮਾਲਕ ਅੱਗੇ ਫਿਰ ਗੁਰੂ ਜੀ ਕਹਿੰਦੇ ਨੇ ਇਹ ਤਰਾਹਾ ਪਤ ਪਵੜੀਆਂ ਇਹ ਰਸਤਾ ਹੈ ਇਹ ਤਰੀਕਾ ਹੈ ਯਾਦ ਰੱਖੋ ਕੁਝ ਵਿਦਵਾਨਾਂ ਨੇ ਪਤ ਦਾ ਅਰਥ ਇੱਜ਼ਤ ਕੀਤਾ ਉੰਜ ਪਤ ਦਾ ਅਰਥ ਪੱਤਾ ਵੀ ਹੁੰਦਾ ਹੈ ਕੱਲ ਅਸੀਂ ਪਤ ਦਾ ਅਰਥ ਪਾਤਰ ਵੀ ਪੜਿਆ ਚਿੱਪੀ ਇੱਥੇ ਪਤ ਦਾ ਅਰਥ ਇਹ ਠੀਕ ਰਹੇਗਾ ਖਸਮ ਮਾਲਕ ਇਹ ਤਰ੍ਹਾਂ ਪਤ ਪਵੜੀਆਂ ਆ ਜਿਹੜਾ ਉੱਤੇ ਤੈਨੂੰ ਇੰਨੀ ਸਾਧਨਾ ਦਸੀਏ ਇੰਨਾ ਜਪ ਦਸਿਆ ਇੰਨਾ ਕਰ ਇਹ ਪਰਮਾਤਮਾ ਦੇ ਘਰ ਨੂੰ ਜਾਣ ਵਾਸਤੀਆਂ ਪੌੜੀਆਂ ਨੇ ਚੜੀਏ ਹੋਏ 21 ਜੇ ਤੂੰ ਇਹਦੇ ਤੇ ਚੜ ਜਾਏਗਾ ਇਸ ਰਸਤੇ ਤੁਰੇਗਾ ਸੱਚੇ ਵੇ ਇਹਨਾਂ ਪੌੜੀਆਂ ਤੇ ਚੜ ਕੇ ਤੇਰੀ ਅਪੇਧਤਾ ਹੋਵੇ ਏਕਤਾ ਹੋਵੇਗੀ ਮੈਂ ਆਪ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਸਾਹਿਬ ਨੇ ਜਿਹੜੇ ਅੱਜ ਬਚਨ ਕਹੇ ਇਹ ਇਹ ਇਹਦੇ ਆਧਾਰ ਤੇ ਅਰਜ਼ ਕਰਨੀ ਹੈ ਗੁਰੂ ਸਾਹਿਬ ਸਭ ਤੋਂ ਪਹਿਲਾਂ ਸਾਨੂੰ ਕਹਿ ਰਿਹਾ ਕਿ ਤੁਸੀਂ ਆਪਣੀ ਰਸਨਾ ਤੋਂ ਇਹਦੇ ਤੋਂ ਸ਼ੁਰੂਆਤ ਕਰੋ ਫਿਰ ਇਹ ਵੀ ਵੀ ਇਹ ਖਿਆਲ ਤੇ ਨਹੀਂ ਵੀ ਇੱਕ ਤੋਂ ਲੱਖ ਲੱਖ ਤੋਂ 20 ਲੱਖ ਇਸ ਤਰ੍ਹਾਂ ਨਹੀਂ ਤੋਂ ਲੱਖ ਲੱਖ ਤੋਂ 20 ਲੱਖ 20 ਲੱਖ ਜਿਹੜੀ ਹੈ ਉਹ ਲੱਖ ਲੱਖ ਵਾਰੀ ਜਗਦੀਸ਼ ਨੂੰ ਪੁਕਾਰੇ ਹਜ਼ੂਰ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਭ ਤੋਂ ਜ਼ਿਆਦਾ ਜ਼ੋਰ ਪਰਮਾਰਥ ਦੇ ਰਸਤੇ ਤੇ ਚੱਲਣ ਦੇ ਲਈ ਗੁਰੂ ਸਾਹਿਬ ਜੀ ਨੇ ਜਪ ਤੇ ਬਹੁਤ ਜ਼ੋਰ ਦਿੱਤਾ ਹੈ ਮੈਂ ਆਪ ਨੂੰ ਉਸ ਦਿਨ ਬੇਨਤੀ ਕੀਤੀ ਸੀ ਕਿ ਬਾਣੀ ਵਿੱਚ ਮੈਂ ਰਿਪੀਟ ਕਰ ਲਗਾ ਥੋੜੀ ਕਥਾ ਬਾਣੀ ਵਿੱਚ ਇੱਕ ਪਾਸੇ ਸਿਧਾਂਤ ਦੱਸਿਆ ਜਾ ਰਿਹਾ ਜਾਂ ਸਾਧਨਾ ਦੱਸੀ ਜਾ ਰਹੀ ਹੈ ਤੇ ਦੂਸਰੇ ਪਾਸੇ ਕੁਝ ਸ਼ਬਦ ਜਿਹੜੇ ਨੇ ਉਸੇ ਸਾਧਨਾ ਨੂੰ ਖੰਡਨ ਕਰਦੇ ਦਿਸਦੇ ਫਿਰ ਕਈ ਵਾਰੀ ਕੀ ਹੁੰਦਾ ਹੈ ਜਿਹੋ ਜੀ ਬੰਦੇ ਦੀ ਬਿਰਤੀ ਹੋਵੇ ਪਿਛਲੇ ਦਿਨੀ ਕਿਹਾ ਖੰਡਨ ਵਾਲੇ ਸ਼ਬਦ ਸਾਰੇ ਪੜੇ ਜਾਣਗੇ ਰਸ ਲਵਾਂਗੇ ਪਰ ਜਿਹੜੀ ਤਤ ਗੱਲ ਗੁਰਦੇਵ ਅਖੀਰ ਵਿੱਚ ਕਹਿੰਦੇ ਆ ਵੀ ਇਹਨਾਂ ਗੁਨਾਹਗਾਰ ਵੀ ਹੋਵੇ ਫਿਰ ਵੀ ਕਹਿੰਦੇ ਨੇ ਤੇਰਾ ਅਜੇ ਰਸਤਾ ਬਚਿਆ ਜਿੰਨੀ ਦੇਰ ਤੱਕ ਤੇਰੇ ਸਾਹ ਨੇ ਤੂੰ ਚਿੰਤਾ ਨਾ ਕਰ ਅਜੇ ਰਾਹ ਹੈ ਅਜੂ ਸਮਝ ਕਛ ਬਿਗਰਿਓ ਨਾ ਹੈ ਮਤਲਬ ਜਿੰਨਾ ਟਾਈਮ ਲੰਘ ਗਿਆ ਮੈਂ ਸੋਚਣਾ ਕਮਾਲ ਦੀ ਗੱਲ ਇਹ ਨਹੀਂ ਕਹ ਤੇਰਾ ਇਲਾਜ ਕੋਈ ਨਹੀਂ ਅਜੇ ਵੀ ਸਮਝ ਜਾ ਕੁਝ ਨਹੀਂ ਵਿਗੜਿਆ ਅਸੀਂ ਭਾਵੇਂ ਕਹਾਂਗੇ ਸਾਰੀ ਜ਼ਿੰਦਗੀ ਲੰਘ ਗਈ ਪਰ ਗੁਰੂ ਜੀ ਕਹਿੰਦੇ ਨਹੀਂ ਨਹੀਂ ਕੁਝ ਨਹੀਂ ਵਿਗੜਿਆ ਕਿਉਂਕਿ ਉਹਦੀ ਰਹਿਮਤ ਵਾਸਤੇ ਸਾਲ ਨਹੀਂ ਲੱਗਦੇ ਹੁੰਦੇ ਉਹਦੀ ਰਹਿਮਤ ਵਾਸਤੇ ਤਾਂ ਛਿੰਨ ਵੀ ਬਹੁਤ ਜ਼ਿਆਦਾ ਟਾਈਮ ਹੈ ਪਰ ਇੱਥੇ ਬੇਨਤੀ ਇੱਕ ਪਾਸੇ ਉਸ ਜਪ ਨੂੰ ਖੰਡਨ ਵੀ ਕਰ ਦਿਆ ਗੁਰੂ ਜੀ ਜਿਵੇਂ ਪਿਛਲੇ ਦਿਨ ਅਸੀਂ ਪੜਿਆ ਮਹਾਰਾਜ ਨੇ ਕਿਹਾ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿ ਰਿਦੈ ਭਾਉ ਹੈ ਦੂਜਾ ਅਸੀਂ ਖੰਡਨ ਕੀਤਾ ਚਲੋ ਇਹ ਗੁਰੂ ਸਾਹਿਬ ਦਾ ਸ਼ਬਦ ਹੈ ਜੀ ਕੀ ਜਪ ਕੀ ਤਪ ਕੀ ਤੇਰੇ ਵਰਤ ਪਰ ਨਾਲ ਇੱਕ ਗੱਲ ਇਹ ਕਹੀ ਵੀ ਕਿਉਂ ਕਿਹਾ ਜਾ ਕੇ ਰਿਦੈ ਭਾਉ ਹੈ ਦੂਜਾ ਜੇ ਤੂੰ ਜ਼ਬਾਨ ਤੋਂ ਤੇ ਸਰੀਰ ਤੋਂ ਕਰਮ ਕਰ ਰਿਹਾ ਹੈ ਤੇਰੀ ਮੰਜ਼ਲ ਤਾਂ ਕੁਝ ਖੋਰ ਹੈ ਖਿਰਦੇ ਤੇਰੇ ਦੇ ਵਿੱਚ ਦੂਜਾ ਪਨ ਹੈ ਬਾਹਰੋਂ ਆਵਾਜ਼ਾਂ ਰੱਬ ਨੂੰ ਮਾਰਨਾ ਹੈ ਅੰਦਰੋਂ ਤੂੰ ਆਵਾਜ਼ਾਂ ਦੂਜੇ ਭਾਉ ਪਦਾਰਥਾਂ ਨੂੰ ਮਾਰਨਾ ਹੈ ਫਿਰ ਤੇਰਾ ਜਪ ਤਪ ਕਿਹੜੇ ਪਾਸੇ ਜਾਏਗਾ ਫਿਰ ਅਗਲੀ ਗੱਲ ਇੰਨੇ ਸ਼ਬਦ ਕਹਿ ਕੇ ਰੇ ਜਨ ਮਨ ਮਾਧੋ ਸਿਉ ਲਾਈਏ ਜਪ ਕਰ ਤਪ ਕਰ ਫਿਰ ਦੇਖੋ ਸ਼ਬਦ ਵਰਤਿਆ ਰੇਜਨ ਮਨ ਮਾਧਿਓ ਸੋ ਲਾਈ ਹੈ ਮਹਾਰਾਜ ਕਹਿੰਦੇ ਚਤੁਰਾਈ ਨਾ ਚਤਰ ਪੁਜ ਪਾਈ ਹੈ ਤੂੰ ਚਲਾਕੀਆਂ ਨਾ ਵਰਤ ਇਮਾਨਦਾਰੀ ਨਾਲ ਕਰ ਫਿਰ ਦੂਜੇ ਪਾਸੇ ਮੈਂ ਉਸ ਦਿਨ ਕਿਹਾ ਬਾਬਾ ਸਾਹਿਬ ਨੇ ਸ਼ਬਦ ਕਿਹਾ ਕਿ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਪਰ ਸਰਵਰ ਜਬ ਉਛਲੇ ਤਬ ਤਰਨ ਦੁਖੇਲਾ ਹੱਥ ਨਾ ਲਾਇ ਹੱਥ ਨਾ ਲਾਇ ਕੁਸੰਭੜ ਹੈ ਜਲ ਜਾਸੀ ਢੋਲਾ ਪਰ ਗੁਰੂ ਸਾਹਿਬ ਨੇ ਏਡੇ ਵੱਡੇ ਦਰਵੇਸ਼ ਦੇ ਇਸ ਸ਼ਬਦ ਦੀ ਵਿਆਖਿਆ ਉਸੇ ਰਾਗ ਚ ਕਰਦਿਆਂ ਕਿਹਾ ਅਸਲ ਚੋ ਮਹਾਪੁਰ ਕਹਿ ਰਹੇ ਨੇ ਜਿਹੜੇ ਬੰਦੇ ਜਪ ਕਰਦੇ ਨੇ ਤਪ ਕਰਦੇ ਨੇ ਇੰਦਰੀਆਂ ਤੇ ਕਾਬੂ ਪਾ ਲੈਂਦੇ ਨੇ ਸੱਚ ਇਹ ਵਿੱਚ ਜਿੰਨਾ ਕੋਈ ਜਪ ਕਰਦਾ ਹੈ ਭਵਤਾਗਰ ਤੋਂ ਤਰਲੀ ਬੇੜਾ ਤਿਆਰ ਕਰ ਰਿਹਾ ਹੈ ਜਪ ਤਪ ਕਾ ਬੰਦ ਬੇੜੁਲਾ ਜਿਤ ਲੰਗਾ ਵਿਖੇਲਾ ਨਾ ਸਰਵਰ ਨਾ ਉਚਲੇ ਐਸਾ ਪੰਤ ਸੁਖੇਲਾ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਟੋਲਾ ਫਿਰ ਦੂਜੇ ਪਾਸੇ ਗੁਰੂ ਜੀ ਨੇ ਹੋਰ ਬਖਸ਼ਿਸ਼ ਕੀਤੀ ਇੱਕ ਪਾਠ ਸੀ ਰੋਜ਼ ਕਰਨੇ ਇਹਦਾ ਮਤਲਬ ਜ਼ਿੰਦਗੀ ਵਿੱਚ ਇਹ ਕਰਨ ਜੋਗੇ ਸਨ ਜਪ ਤਪ ਸੰਜਮ ਧਰਮ ਨਾ ਕਮਾਇਆ ਇਹ ਕਮਾਈ ਵਾਲੇ ਸਨ ਮੈਂ ਸਿਰਫ ਆਰੰਭ ਚ ਇੱਕ ਆਪ ਨੂੰ ਬੇਨਤੀ ਕਰਨੀ ਹੈ ਕਿ ਗੁਰਮਖੋ ਮੈਂ ਵੀ ਆਪ ਵੀ ਤਾਂ ਬਹੁਤ ਬੰਦਗੀ ਵਾਲੇ ਬੈਠੇ ਮੈਂ ਵਿਖਾਵੇ ਦੀ ਨਿਮਰਤਾ 'ਚ ਨਹੀਂ ਕਹਿ ਰਿਹਾ ਪਰ ਸੱਚੇ ਵੇ ਸਭ ਤੋਂ ਪਹਿਲਾਂ ਸ਼ੁਰੂਆਤ ਕੋਈ ਮਹੀਨਾ 2 ਮਹੀਨੇ ਤੂੰ ਗੁਰੂ ਗੁਰੂ ਜਪ ਕੇ ਤਾਂ ਦੇਖ ਫਿਰ ਤੂੰ ਕਹੀਂ ਵੀ ਨਹੀਂ ਇਹ ਇਹ ਖੰਡਨ ਜੀ ਦਾ ਕੋਈ ਫਾਇਦਾ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲਾਂ ਤੂੰ ਆਪਣੀ ਰਸਨਾ ਤੋਂ ਜਪ ਸ਼ੁਰੂ ਕਰ ਗੁਰੂ ਸਾਹਿਬ ਜੀ ਦੇ ਬਚਨ ਨੇ ਕਿ ਇਹ ਰਸਨਾ ਨਾਲ ਜਦੋਂ ਜਪੇਗਾ ਤੇ ਇਹ ਜਪ ਹੀ ਤੇਰੀ ਲੱਖ ਜੀ ਬਣੇਗਾ ਇੱਕ ਤੋਂ ਲੱਖ ਬਣੇਗੀ ਲੱਖ ਤੋਂ 20 ਲੱਖ ਬਣੇਗੀ ਜਦੋਂ ਉਹਦੀ ਨਦਰ ਹੋਗੀ ਤੇ ਚੇਤੇ ਰੱਖੀ ਇਹ 20 ਲੱਖ ਨੇ ਲੱਖ ਲੱਖ ਗੇੜਾ ਵਾਹਿਗੁਰੂ ਵਾਹਿਗੁਰੂ ਕਹਿਣਾ ਪਰ ਸ਼ੁਰੂਆਤ ਇੱਕ ਤੋਂ ਯਾਦ ਰੱਖਿਓ ਇਹਦੀ ਸ਼ੁਰੂਆਤ ਹੈ ਇੱਕ ਤੋਂ ਇਹਦਾ ਮਤਲਬ ਇੱਕ ਤੋਂ ਇੱਕ ਦੂ ਸ਼ਬਦ ਵਰਤਿਆ ਮਾਰੇ ਇੱਕ ਦੂ ਜੀ ਬਹੁ ਲੱਖ ਹੋਏ ਪਿਆਰਿਓ ਇਹਦਾ ਮਤਲਬ ਤੂੰ ਸ਼ੁਰੂਆਤ ਇੱਕ ਤੋਂ ਕਰ ਮਨਾ ਤੂੰ ਲੱਖ ਦੇ ਅਰਥ ਲੱਭਣੇ ਚਾਹਨੇ ਤੇ ਇੱਕ ਤੋਂ ਸ਼ੁਰੂਆਤ ਨਹੀਂ ਤੂੰ ਕਰ ਰਿਹਾ ਗੁਰੂ ਸਾਹਿਬ ਨੇ ਇਹ ਸਭ ਤੋਂ ਪਹਿਲੀ ਰਮਜੇ ਪਾਈ ਇੱਕ ਤੋਂ ਦੇਖੋ ਇੱਕ ਆਦਮੀ ਪੈਦਲ ਸਫ਼ਰ ਕਰਦਾ ਪਿਆ ਰਾਤ ਦਾ ਹਨੇਰਾ ਹੈ ਸਮਝਣ ਲਈ ਉਦਾਹਰਨ ਹੈ ਉਹਨੇ ਚੱਲਣਾ ਹੈ 100 ਮੀਲ ਦੂਰ ਜਾਣਾ ਹੋਵੇ ਜਾਂ ਮੰਨ ਲਓ 5-7 ਮੀਲ ਦੂਰ ਜਾਣਾ ਹੋਵੇ ਹਨੇਰੇ 'ਚ ਦਿਸ ਨਹੀਂ ਰਿਹਾ ਜਿੱਥੇ ਉਹਨੇ ਜਾਣਾ ਉਹ ਮੰਜ਼ਲ ਨਹੀਂ ਦਿਸ ਰਹੀ ਪਰ ਆਪਣੇ ਹੱਥ ਵਿੱਚ ਉਹਨੇ ਲਾਲਟਨ ਪਕੜੀ ਨਿੱਕਾ ਜਿਹਾ ਦੀਵਾ ਪਕੜਿਆ ਉਸ ਦੀਵੇ ਦੇ ਨਾਲ ਸਿਰਫ ਇੱਕ ਕਦਮ ਦਿਸ ਰਿਹਾ ਜਦੋਂ ਚੱਲ ਰਿਹਾ ਇੱਕ ਕਦਮ ਦਿਸ ਰਿਹਾ ਜਿਹੜਾ ਬੰਦਾ ਇਸ ਇੱਕ ਕਦਮ ਦਿਸਦੇ ਨੂੰ ਵੇਖ ਕੇ ਕਹੇ ਕੀ ਫਾਇਦਾ ਜਾਣਾ ਤੇ ਮੈਂ 20 ਮੀਲ 25 ਮੀਲ ਦੂਰ ਹੈ ਇਹ ਦਿਸਦਾ ਇੱਕ ਕਦਮ ਪਿਆ ਕੋਈ ਫਾਇਦਾ ਨਹੀਂ ਢੇਰੀ ਢਾ ਕੇ ਬਹਿ ਜਾਏ ਉਹਨੂੰ ਸਮਝ ਕੋਈ ਨਹੀਂ ਜਿਹੜਾ ਸਿਆਣਾ ਹੋਵੇਗਾ ਉਹ ਕਹੇਗਾ ਦੇਖ ਤੈਨੂੰ ਇੱਕ ਕਦਮ ਨਜ਼ਰ ਆ ਰਿਹਾ ਅੱਗੇ ਇਹਨਾਂ ਕੋ ਅੱਗੇ ਚੱਲ ਫਿਰ ਦੂਸਰਾ ਯਾਦ ਰੱਖੀ ਇਹ ਹੀ ਇੱਕ ਕਦਮ ਚਾਨਣ ਇੱਕ ਅੱਗੇ ਹੋ ਜਾਏਗਾ ਪਰ ਫਰਕ ਇਹਨਾਂ ਹੈ ਕਿ ਦੀਵਾ ਸਿਰਫ ਇੱਕ ਇੱਕ ਕਦਮ ਹੀ ਅੱਗੇ ਚਾਨਣ ਦਿੰਦਾ ਹੈ ਇੱਕ ਇੱਕ ਕਦਮ ਕਰਦਾ ਬੰਦਾ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ ਹੈ ਗੁਰਮਖਾ ਤੂੰ 2 2 4 4 ਮਿੰਟ ਤੋਂ ਸ਼ੁਰੂ ਕਰ ਪਰ ਇਹ 2 2 4 ਮਿੰਟ ਨਹੀਂ ਰਹਿਣਗੇ ਸਰੀਰਕ ਕਦਮ ਸਿਰਫ ਇੱਕ ਕਦਮ ਹੀ ਰਹੇਗਾ ਪਰ ਜਦੋਂ ਤੂੰ ਰਸਨਾ ਨਾਲ ਸ਼ੁਰੂ ਕਰੇਗਾ ਇਹ ਇੱਕ ਵਾਰੀ ਗੁਰੂ ਕਿਆ ਲੱਖਾਂ ਵਾਰੀ ਤਬਦੀਲ ਹੋ ਜਾਏਗਾ ਗੁਰੂ ਸਾਹਿਬ ਨੇ ਇੱਥੇ ਸ਼ਬਦ ਵਰਤਿਆ ਸਭ ਤੋਂ ਪਹਿਲਾਂ ਆਪਣੀ ਰਸਨਾ ਤੋਂ ਗੁਰਮਖੋ ਗੁਰਬਾਣੀ ਵਿੱਚ ਦੋਨੋਂ ਪੱਖ ਦਿੱਤੇ ਆ ਰਸਨਾ ਦੀ ਸਫਲਤਾ ਵੀ ਦਿੱਤੀ ਹੈ ਰਸਨਾ ਦੀ ਅਕਾਰਥਾ ਵੀ ਦਿੱਤੀ ਹੈ ਸਖਾਰਤਾ ਅਕਾਰਥਾ ਦੋਨੋਂ ਜਦੋਂ ਅਸੀਂ ਪਾਠ ਕਰਨੇ ਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟਿਆ ਦੇ ਨੂੰ ਤਿਲ ਤਿਲ ਕਰਕੇ ਜਦੋਂ ਅਸੀਂ ਇਹ ਪਾਠ ਮਾਰੇ ਦਾ ਕਰਨੇ ਰੇ ਜੇਬਾ ਕਰੂੰ ਸਤਖੰਡ ਭਗਤ ਜੀ ਦਾ ਸ਼ਬਦ ਨਾਮਦੇਵ ਜੀ ਦਾ ਚਲੋ ਇੱਥੇ ਸ਼ਬਦ ਸੰਸਕ੍ਰਿਤ ਵਾਲੇ ਸ਼ਤਕ ਸ਼ਤ 100 ਰੇ ਜੇਬਾ ਕਰੂੰ ਸਤਖੰਡ ਜਾਮਨਾ ਉਸ ਰਜ ਸ੍ਰੀ ਗੋਬਿੰਦ ਜੇ ਤੂੰ ਗੋਬਿੰਦ ਨੂੰ ਜਪਣਾ ਤੈਨੂੰ ਵੱਢ ਦਿਆਂ ਤੇ ਉਹੀ ਮਹਾਪੁਰਖ ਜਦੋਂ ਜਪ ਚ ਬੈਠਦਾ ਹੈ ਤੇ ਉਹ ਕਹਿੰਦਾ ਮਨ ਮੇਰੋ ਗੱਜ ਜੇਵਾ ਮੇਰੀ ਕਾਤੀ ਮਪ ਮਪ ਕਾਟੂ ਜਮ ਕੀ ਫਾਸੀ ਮੈਂ ਮਨ ਦੇ ਗੱਜ ਨਾਲ ਜਮਦੂਤਾਂ ਦੀਆਂ ਫਾਈਆਂ ਨਾਪਣਾ ਤੇ ਜੀਵ ਦੀ ਕੈਂਚੀ ਨਾਲ ਕੱਟਣਾ ਫਰਕ ਇਹਨੇ ਨਾਮ ਤੋਂ ਵਿਖਾਉਣੇ ਬੰਦੇ ਦੀ ਜੀਵ ਕੈਂਚੀ ਬਣ ਕੇ ਲੋਕਾਂ ਦੇ ਰਿਸ਼ਤੇ ਤੇ ਜੜਾਂ ਕੱਟਦੀ ਏ ਸਿਮਰਨ ਵਾਲੇ ਦੀ ਜ਼ਬਾਨ ਕੈਂਚੀ ਬਣ ਕੇ ਜਮਾਂ ਦੀਆਂ ਫਾਈਆਂ ਕੱਟਦੀ ਹੈ ਕੱਟਦੇ ਦੋਨੋਂ ਹੀ ਨੇ ਸਿਮਰਨ ਵਾਲੇ ਦੀ ਰਸਨਾ ਕੈਂਚੀ ਦਾ ਕੰਮ ਕਰੇਗੀ ਉਹ ਬਚਨ ਕੀਤਾ ਕਿ ਮਨ ਮੇਰੋ ਗਾਜੇਵਾ ਮੇਰੀ ਕਾਤੀ ਮਪ ਮਪ ਕਾਟੂ ਜਮ ਕੀ ਫਾਂਸੀ ਗੁਰਮਖੋ ਇਸ ਰਸਨਾ ਨਾਲ ਜਪਿਆ ਹੋਇਆ ਕਿਉਂਕਿ ਅੱਜ ਗੱਲ ਚੱਲੀ ਜੀਬ ਦੀ ਪਿਛਲੇ ਦਿਨ ਵੀ ਇੱਕ ਜਪ ਦਾ ਪ੍ਰਕਰਨ ਆਇਆ ਸੀ ਥੋੜਾ ਜਿਹਾ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਮਹਾਰਾਜ ਜੋ ਅਸੀਂ ਜਪਨੇ ਆ ਵਾਹਿਗੁਰੂ ਜਪੋ ਮੂਲ ਮੰਤਰ ਜਪੋ ਸ਼ਬਦ ਜਪੋ ਕੋਈ ਤੁਕ ਆਪਾਂ ਪੜੀਏ ਹਾਂ ਕੋਈ ਗੁਰਮੁਖ ਦੀ ਸੰਗਤ ਮਿਲੇ ਜ਼ਰੂਰ ਅੰਦਰ ਦੀ ਸਾਂਝ ਪਾਈਏ ਵੀ ਆ ਕਿਵੇਂ ਹੈ ਤੇ ਜੇ ਕਿਤੇ ਕੀਟਾਂ ਆਈ ਰੀਸ ਕੋਈ ਸੱਚੀ ਮੁੱਚੀ ਰੀਸੀ ਬਰੀਸੀ ਪਖੰਡੀ ਮਿਲ ਜਾਏ ਉਹਦੇ ਨਾਲ ਸਾਂਝ ਕਰਨ ਦੀ ਕੋਈ ਲੋੜ ਨਹੀਂ ਇਹਨੂੰ ਫਿਰ ਸ਼ਬਦ ਕਹਾਂਗਾ ਕਿਉਂਕਿ ਜਦੋਂ ਇਸ ਰਸਤੇ ਤੇ ਮਨ ਚੱਲਦਾ ਇੰਨਾ ਕੋ ਕੋਮਲ ਇੰਨਾ ਕੋ ਸੂਖਸ਼ਮ ਹੋਇਆ ਹੁੰਦਾ ਇਹ ਟੁੱਟ ਵੀ ਸਕਦਾ ਹੈ ਬੰਦਾ ਜਦੋਂ ਕੁਰਾਏ ਪੈਂਦਾ ਸੱਚੀ ਮੁੱਚੀ ਐਡਾ ਜਿਹੜਾ ਨੇਮ ਨਿਭਾਉਣ ਵਾਲੇ ਬੰਦੇ ਸੁੱਕ ਜਾਂਦੇ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ ਜਪ ਤੇ ਇਸ ਨੂੰ ਇਹ ਤੇਰੀ ਬਾਡੀ ਨੂੰ ਮੰਥਨ ਕਰੇਗਾ ਇਸ ਵਿੱਚੋਂ ਤਤ ਨਿਕਲੇਗਾ ਇੱਕ ਚਲੋ ਆਓ ਸ਼ੁਰੂਆਤ ਕਰਨੀ ਅਸੀਂ ਰਸਨਾ ਦੇ ਜਪ ਤੋਂ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਡਾਕਟਰ ਤਾਰਨ ਸਿੰਘ ਨੇ ਇੱਕ ਵਾਰੀ ਕਿਹਾ ਸੀ ਉਹਨਾਂ ਨੂੰ ਕਿਹਾ ਸੀ ਸੁਖਮਨੀ ਸਾਹਿਬ ਤੇ ਬੋਲਦਿਆਂ ਸੁਖਮਨੀ ਸਾਹਿਬ ਦੀ ਬਾਣੀ ਬਾਰੇ ਉਹਨਾਂ ਕਿਹਾ ਸੀ ਸਾਰੀ ਦੁਨੀਆ ਜਿਹੜੀ ਰਤਨ ਤੇ ਖਲੋਤੀ ਹੋਈ ਹੈ ਉਹਨਾਂ ਦੀ ਕਿਤਾਬ ਹੈ ਨੇਮ ਤੇ ਪ੍ਰੇਮ ਬਾ ਕਮਾਲ ਪੁਸਤਕ ਹੈ ਉਹ ਪੜਨ ਵਾਲੀ ਜਿਸ ਵੀ ਜਦੋਂ ਲਾਵਾਂ ਦੇ ਬਾਰੇ ਜਪਜੀ ਸਾਹਿਬ ਬਾਰੇ ਸੁਖਮਨੀ ਸਾਹਿਬ ਦੀ ਗੱਲ ਉਹਨਾਂ ਕਿਹਾ ਸੀ ਜਿਹੜੇ ਲੋਕ ਇਹ ਕਹਿੰਦੇ ਆ ਵੀ ਇੱਕ ਗੱਲ ਨੂੰ ਵਾਰ-ਵਾਰ ਰਟਣਾ ਸਾਹਿਤ ਦੇ ਮੁਤਾਬਕ ਇਹ ਬੜਾ ਵੱਡਾ ਸਾਹਿਤਕ ਦੋਸ਼ ਹੈ ਇਹ ਪੁਨਰੁਕਤੀ ਦੋਸ਼ ਹੈ ਇੱਕ ਲਫ਼ਜ਼ ਨੂੰ ਵਾਰ-ਵਾਰ ਆਪਾਂ ਰਿਪੀਟ ਕਰੀ ਜਾਂਦੇ ਆ ਉਹਨਾਂ ਕਿਹਾ ਸੀ ਨਹੀਂ ਇਹ ਰਟਨ ਦੇ ਉੱਤੇ ਹੀ ਸਭ ਕੁਝ ਖਲੋਤਾ ਤੇ ਮੈਂ ਇੱਕ ਹੋਰ ਬੇਨਤੀ ਕਰਾਂ ਇੱਥੋਂ ਤੱਕ ਜਿਹੜੇ ਬੰਦੇ ਨੇ ਧਈਆ ਹੀ ਕਰ ਲਿਆ ਵੀ ਮੈਂ ਹਰ ਗੱਲ ਵਿੱਚ ਇਹਨੂੰ ਖੰਡਨ ਹੀ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਲੋਕ ਕਹਿੰਦੇ ਆ ਬ੍ਰਹਮਾ ਨੇ ਵੇਦ ਉਚਾਰੇ ਕਹਿੰਦੇ ਜੇ ਬ੍ਰਹਮਾ ਵੀ ਆ ਜਾਏ ਤੇ ਲੋਕ ਉਹਨੂੰ ਵੀ ਖੰਡਨ ਕਰ ਦੇਣਗੇ ਹਰ ਜਸ ਸੁਣੈ ਨਾ ਹਰ ਗੁਣ ਗਾਵੇਂ ਬਾਤਨ ਕੀ ਅਸਮਾਨ ਹੈ ਐਸੇ ਲੋਗਨ ਸਿਉ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਏ ਉਹਦੇ ਚ ਉਹਨਾਂ ਪਰਵਾਹ ਨਹੀਂ ਕਰਨੀ ਪਰ ਵੇਖੋ ਫਿਰ ਬੇਨਤੀ ਹੈ ਕਿ ਉਹ ਕਹਿੰਦੇ ਸਨ ਕਿ ਸੱਤ ਸੁਰਾਂ ਦੇ ਵਿੱਚ ਸੰਗੀਤ ਹੈ ਸੱਤ ਸੁਰਾਂ ਨੇ ਪਰ ਸੱਤ ਸੁਰਾਂ ਦੀ ਰਟਨੀ ਤਾਂ ਨਵੇਂ-ਨਵੇਂ ਰਾਗਾਂ ਨੂੰ ਜਨਮ ਦਿੰਦਾ ਇਹ ਤਾਂ ਨਹੀਂ ਕਹਾਂਗੇ ਵੀ ਸ੍ਰੀ ਰਾਗ ਜਿਹੜਾ ਸੀ ਪਰੇ ਹੈ ਜੀ ਹੁਣ ਇਸ ਵਾਜੇ ਨੂੰ ਪਰਾਂ ਕਰ ਦਿਓ ਅਸੀਂ ਇਹ ਸੱਤ ਸੁਰਾਂ ਨਹੀਂ ਵਰਤਨੀਆਂ ਸੁਰਾਂ ਸੱਤ ਹੀ ਰਹਿਣੀਆਂ ਨੇ ਇਹਨਾਂ ਸੱਤ ਸੁਰਾਂ ਦਾ ਜਿਹੜਾ ਰਟਨ ਹੈ ਰਿਪੀਟ ਕਰਨਾ ਹੈ ਕੋਈ ਸੇ ਸੁਰ ਕਿਸੇ ਰਾਗ 'ਚ ਉਹ ਸੱਤ ਸੁਰਾਂ ਵਿੱਚ ਦੁਨੀਆ ਭਰ ਦਾ ਸੰਗੀਤ ਵਿਆਹ ਹੈ ਪਰ ਨਿਕਲੇਗਾ ਤਾਂ ਜੇ ਰਟਨ ਕਰੇਗਾ ਤਾਂ ਤੇ ਜਿਹੜਾ ਕੀਰਤਨ ਹੈ ਰਟਨ ਨਹੀਂ ਹੈਰਾਨਗੀ ਦੀ ਗੱਲ ਕੀਰਤਨ ਕਰਨ ਵਾਲੇ ਵੀ ਕਈ ਵਾਰੀ ਕਹਿੰਦੇ ਨੇ ਇਹ ਰਟਨ ਕੋਈ ਪ੍ਰਵਾਨ ਨਹੀਂ ਅਗਲਾ ਪੁੱਛੇ ਜਿਹੜੀ ਵਾਰ-ਵਾਰ ਸਥਾਈ ਪੜਦੇ ਹੋਏ ਕੀ ਹੈ ਕੀ ਰਟਨ ਨਹੀਂ ਅਸਥਾਈ ਪੜੀ ਜਾਂਦੀ ਵਾਰ-ਵਾਰ ਉਸ ਤੁਕ ਨੂੰ ਉਹ ਕਹਿੰਦੇ ਸਨ ਇਹ ਰਟਨ ਖੈ ਅਗਲੀ ਗੱਲ ਉਹਨਾਂ ਕਹੀ ਕਿ ਆ ਜਿੰਨੇ ਤੂੰ ਅੱਖਰ ਜ਼ਬਾਨ ਤੋਂ ਬੋਲਣਾ ਅੰਗਰੇਜ਼ੀ ਪੰਜਾਬੀ ਜੋ ਵੀ ਹੈ ਸੱਚੇ ਵਿਖੈਣ ਤਾਂ 35 ਇਹਨਾਂ ਦਾ ਰਟਨ ਹੀ ਤਾਂ ਲੱਖਾਂ ਸ਼ਬਦਾਂ ਨੂੰ ਜਨਮ ਦੇ ਦਿੰਦਾ ਹੈ ਉਹ ਵੀ ਉਹਨਾਂ ਕਿਹਾ ਮੈਂ ਸਿਰਫ ਤੈਨੂੰ ਸਮਝਾਉਣ ਲਈ ਕੋਈ ਸ਼ਬਦ ਵਰਤੇ ਨੇ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਇੱਥੋਂ ਤੱਕ ਕਿ ਸਵਾਸ ਵੀ ਤਹਿਕ ਰਟਨ ਹੈ ਕਦੀ ਇਹਨਾਂ ਤੋਂ ਨਹੀਂ ਮਾਨਾ ਕਿਆ ਕਦੀ ਕਿਸੇ ਨੇ ਕਿਹਾ ਮੇਰਾ ਇਲਾਜ ਕਰੋ ਮੈਂ ਅੱਕ ਗਿਆ ਹੁਣ ਇਹਨਾਂ ਸਵਾਸਾਂ ਤੋਂ ਬੰਦਾ ਸਕਿਨ ਤੋਂ ਅੱਕਿਆ ਬੈਠਾ ਕੇਸਾਂ ਤੋਂ ਵੀ ਅੱਕ ਜਾਂਦਾ ਯਾਦ ਰੱਖੋ ਮੇਰੀ ਗੱਲ ਤੁਸੀਂ ਸਮਝ ਗਏ ਹੋਗੇ ਉਹ ਉਹਨੂੰ ਚਿੱਟੇ ਜਾਂ ਚੰਗੇ ਨਹੀਂ ਲੱਗਦੇ ਨਾ ਅੱਕ ਜਾਂਦਾ ਫਿਰ ਬੰਦਾ ਕਦੀ ਬੰਦਾ ਸਵਾਸਾਂ ਤੋਂ ਅੱਕਿਆ ਵੀ ਰੋਜ਼ ਹੀ ਇੱਕੋ ਕਿਰਿਆ ਕਰੀ ਜਾਂਦੇ ਕੱਢੋ ਇਹਨੂੰ ਬਾਹਰ ਸਵਾਸਾਂ ਨੂੰ ਨਹੀਂ ਜੇ ਸਵਾਸਾਂ ਦੀ ਪੁਨਰੁਕਤੀ ਨਹੀਂ ਤੇ ਤੇਰਾ ਜੀਵਨ ਨਹੀਂ ਜੇ ਖਾਟ ਵਾਰ-ਵਾਰ ਧੜਕੇਗਾ ਨਹੀਂ ਇਹ ਵੀ ਤਾਂ ਰਟ ਨਹੀਂ ਕਰ ਰਿਹਾ ਹੈ ਇਹ ਰੁਕ ਜਾਏਗਾ ਸਰੀਰ ਮਰ ਜਾਏਗਾ ਸੱਚੀ ਮੁੱਚੀ ਜਿਨ੍ਹਾਂ ਦੇ ਅੰਦਰ ਜਾਪ ਰੁਕ ਜਾ ਉਹਨਾਂ ਦਾ ਅੰਦਰ ਮਰ ਜਾਂਦਾ ਗੁਰੂ ਜੀ ਕਹਿੰਦੇ ਆ ਸਭ ਤੋਂ ਪਹਿਲਾਂ ਰਟਨ ਕਿਵੇਂ ਆਓ ਬਾਣੀ ਚੋਂ ਬਚਨ ਲਈਏ ਕਿਉਂਕਿ ਅੱਜ ਪ੍ਰਕਰਨ ਹੈ ਇੱਕ ਜੀਵ ਤੋਂ ਰਟਨ ਕਰਦੇ ਆ ਆਪਾਂ ਜੋ ਜਿੰਨੀ ਕੋ ਗੁਰੂ ਸਾਹਿਬ ਸੋਜੀ ਦਿੱਤੀ ਸ਼ਬਦ ਹੈ ਸੋਈ ਰਾਗ ਦਾ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁੱਧ ਕੋ ਜਾਵੋ ਉਦਾਹਰਨ ਹੈ ਜੰਮੇ ਕੋਏ ਦਹੀਂ ਵਿੱਚੋਂ ਦੁੱਧ ਵਿੱਚੋਂ ਮੱਖਣ ਕੱਢਣ ਦੀ ਪਰ ਰਤਨ ਉਹਦੇ ਵਿੱਚ ਵੀ ਹੈ ਭਾਂਡਾ ਧੋਏ ਜਿਵੇਂ ਭਾਂਡਾ ਧੋ ਕੇ ਦੁੱਧ ਪਾਇਆ ਜਾਂਦਾ ਇਸ ਸਰੀਰ ਭਾਂਡੇ ਨੂੰ ਵੀ ਧੋ ਤੇ ਮੈਂ ਦਿਨ ਬੇਨਤੀ ਕੀਤੀ ਇਸ ਨਾਮ ਧੁੰਦਾ ਸੰਗਤ ਹੁੰਦੀ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਕੋ ਜਾਵੋ ਦੁੱਧ ਕਰਮ ਸ਼ੁਭ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ ਇੱਕ ਦੂਜੀ ਬੋ ਲੱਖੋਂ ਹੋਏ ਨਿਰਾਸ਼ ਜਮਾਵੋ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਹੁਣ ਰਟਨੇ ਜੀ ਅੱਗੇ ਏ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥਿਏ ਇਨ ਬਿਦ ਅੰਮ੍ਰਿਤ ਪਾਵੋ ਬਸ ਆਹੀ ਤੋਕਾ ਪਾ ਲੈਣੀ ਹੈ ਇਹ ਮਨ ਈਟੀ ਖਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਾ ਮਥਿਏ ਇਨ ਬਿਦ ਅੰਮ੍ਰਿਤ ਪਾਓ ਥੋੜੀ ਜੀ ਬੇਨਤੀ ਆਪ ਜੀ ਸੁਣਿਓ ਟਿਕਾ ਕੀ ਚੀਜ਼ ਹੁੰਦਾ ਦਾਸ ਨੇ ਇੱਕ ਵਾਰੀ ਬੇਨਤੀ ਕੀਤੀ ਸੀ ਦੁੱਧ ਪਾਣੀ ਚ ਮਿਲਾ ਦਿਓ ਦੁੱਧ ਕਦੀ ਪਾਣੀ ਤੇ ਤਰਦਾ ਨਹੀਂ ਕਦੀ ਨਹੀਂ ਤਰਦਾ ਨਾ ਜੀ ਉਹ ਜਿੰਨਾ ਪਾਣੀ ਪਾਓਗੇ ਦੁੱਧ ਉਹਨਾਂ ਕੱਚੀ ਲੱਸੀ ਹੋਈ ਜਾਏਗਾ ਪਾਣੀ ਬਣ ਜਾਊਗਾ ਦੁੱਧ ਕਦੀ ਪਾਣੀ ਤੇ ਨਹੀਂ ਤਰਦਾ ਜਦੋਂ ਦੁੱਧ ਵੀ ਸਾਧਨਾ ਵਿੱਚੋਂ ਨਿਕਲ ਕੇ ਮੱਖਣ ਬਣ ਜਾਏ ਤੇ ਮੱਖਣ ਪਾਣੀ ਉੱਤੇ ਤਰ ਜਾਂਦਾ ਹੈ ਨਿਕਲਿਆ ਤਾਂ ਉਹਦੇ ਵਿੱਚੋਂ ਹੀ ਦੁੱਧ ਭਾਂਡਾ ਸਾਫ਼ ਦੁੱਧ ਹੈ ਜਾਗ ਲਾ ਦਿੱਤੀ ਬੀਬੀਆਂ ਮਤਾਵਾਂ ਨੂੰ ਪਤਾ ਹੈ ਜਾਗ ਲਾਣ ਤੋਂ ਬਾਅਦ ਨਿਆਣੀ ਖੇਡਦੇ ਹੁੰਦੇ ਸਨ ਕਹਿੰਦੀਆਂ ਸਨ ਦੇਖੀ ਮੈਂ ਜਾਗ ਲਾ ਦਿੱਤੀ ਇਹ ਭਾਂਡਾ ਹਲਾ ਨਾ ਦੇਈ ਕਿਉਂਕਿ ਇੱਕ ਦੁੱਧ ਵਿੱਚੋਂ ਤਤ ਕੱਢਣ ਵਾਸਤੇ ਵੀ 12 ਕ ਘੰਟੇ ਉਹਦਾ ਟਿਕਾਅ ਬਹੁਤ ਜ਼ਰੂਰੀ ਹੈ ਟਿਕਾਇਆ ਜਾਂਦਾ ਦੁੱਧ ਜਾਗ ਲਾਣ ਤੋਂ ਬਾਅਦ ਟਿਕਾ ਦਿੱਤਾ ਉਸ ਤੋਂ ਬਾਅਦ ਜਦੋਂ ਜੰਮ ਗਿਆ ਫਿਰ ਉਸ ਵਕਤ ਮਦਾਨੀ ਪਾਈ ਤੇ ਮਦਾਨੀ ਪਾਉਂਦਿਆਂ ਕੀ ਕੀਤਾ ਤੇ ਮਦਾਨੀ ਦਾ ਫੁੱਲ ਸੀ ਆਪਾਂ ਲੱਕੜ ਵਾਲੀ ਮਦਾਨੀ ਦੀ ਗੱਲ ਕਰ ਰਹੇ ਹਾਂ ਹੁਣ ਇਹਦੇ ਇਹ ਨਹੀਂ ਚਲੋ ਮੈਨੂੰ ਪਤਾ ਅੱਜ ਕੱਲ ਦੂਜੀਆਂ ਮਧਾਨੀਆਂ ਵੀ ਆ ਗਈਆਂ ਨੇ ਆਪਣੀਆਂ ਬਿਜਲੀ ਵਾਲੀਆਂ ਵੀ ਹੁਣ ਇੱਥੇ ਗੁਰੂ ਜੀ ਨੇ ਕਿਹਾ ਕਿ ਉਹ ਮਧਾਣੀ ਦਾ ਫੁੱਲ ਲੱਕੜ ਦਾ ਉਹ ਚਾਰ ਚਵੇਰੇ ਨਹੀਂ ਘੁੰਮਦਾ ਅੱਗੇ ਪਿੱਛੇ ਘੁੰਮਦਾ ਇਹ ਰਤਨ ਨਹੀਂ ਗੁਰੂ ਜੀ ਕਹਿੰਦੇ ਆ ਕਿ ਜਦੋਂ ਉਹ ਮਧਾਣੀ ਦਾ ਫੁੱਲ ਜੰਮੇ ਕੋਈ ਦੁੱਧ ਚ ਪਾਇਆ ਉਸ ਵਕਤ ਬੀਬੀ ਨੇ ਜਿਹੜਾ ਨੇਤਰਾ ਸੀ ਨੇਤਰਾ ਰਸੀ ਇੱਕ ਹੁੰਦੀ ਜਿਹੜੀ ਉਸ ਦੇ ਅੱਗੇ ਜਿਹੜੀਆਂ ਦੋ ਗੁੱਲੀਆਂ ਨੇ ਇਟੀਆਂ ਨੇ ਉਹਨੂੰ ਘੁੱਟ ਕੇ ਪਕੜ ਲਿਆ ਜਦੋਂ ਉਹ ਦੁੱਧ ਰਿੜਕਣ ਲੱਗਦੀ ਏ ਤੇ ਹੱਥਾਂ ਨਾਲ ਉਹ ਰਿਪੀਟ ਕਰ ਰਹੀ ਏ ਕਦੀ ਕਿਸੇ ਕਿਹਾ ਇਹ ਕਮਲੀ ਏ ਖੱਬੇ ਸੱਜੇ ਕਿਉਂ ਕਰੀ ਜਾਨੀ ਹੱਥ ਇੰਨੀ ਸੁਚੱਜੀ ਮਤ ਦੇਣ ਦੇ ਬਾਵਜੂਦ ਵੀ ਜੇ ਸਿੱਖ ਨੂੰ ਜਪ ਤੇ ਭਰੋਸਾ ਨਾ ਬਸ ਬੱਜੇ ਤੇ ਬਦ ਕਿਸਮਤੀ ਹੈ ਫਿਰ ਸਤਗੁਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਦੇ ਇੱਕ ਨਾ ਲਾਗੀ ਜਿਉ ਬਾਂਸ ਵਜਾਈਏ ਫੂਕ ਹੁਣ ਉਹ ਮੈਂ ਸੰਖੇ ਬੇਨਤੀ ਕਰਾਂ ਮਦਾਨੀ ਵਿੱਚ ਹੈ ਹੱਥ ਵਿੱਚ ਉਹਦੇ ਇਟੀਆਂ ਨੇ ਗੁਲੀਆਂ ਨੇ ਨਾ ਰੱਸੀ ਵੱਜੀ ਉਹ ਖੱਬੇ ਸੱਜੇ ਨੂੰ ਉਪਰੋਂ ਕਿਰਿਆ ਕਰ ਰਹੀ ਹੈ ਕਰਮੇ ਕਰ ਰਹੀ ਹੈ ਫੁੱਲ ਖੱਬੇ ਸੱਜੇ ਘੁੰਮ ਰਿਹਾ ਹੈ ਸੱਚ ਏਵੇਂ ਉਹੀ ਮਦਾਨੀ ਖੱਬੇ ਸੱਜੇ ਨੂੰ ਘੁੰਮਦਿਆਂ ਘੁੰਮਦਿਆਂ ਉਸ ਜੰਮੇ ਕੋਈ ਦਹੀਂ ਦੇ ਵਿੱਚੋਂ ਮੱਖਣ ਨਤਾਰ ਕੇ ਉੱਤੇ ਲੈ ਆਉਂਦੀ ਏ ਪਰ ਉਨੀ ਦੇਰ ਤੱਕ ਬੀਬੀ ਗੁੱਲੀਆਂ ਲੱਕੜ ਦੀਆਂ ਨਹੀਂ ਛੱਡਦੀਆਂ ਜਿੰਨੀ ਦੇਰ ਤੱਕ ਤਤ ਬਾਹਰ ਨਹੀਂ ਆ ਜਾਂਦਾ ਮਹਾਰਾਜ ਨੇ ਕੈਸੀ ਬਖਸ਼ਿਸ਼ ਕੀਤੀ ਕਿਨੇ ਪਹਿਲੀ ਗੱਲ ਤਤ ਵਾਸਤੇ ਟਿਕਾ ਹੋਣਾ ਬਹੁਤ ਜ਼ਰੂਰੀ ਹੈ ਟਿਕਾ ਮਨ ਦਾ ਟਿਕਾ ਮੈਂ ਕੱਲ ਵੀ ਸ਼ਬਦ ਕਿਹਾ ਸੀ ਸੋ ਇਕਾਂਤੀ ਜਿਸ ਰਿਦਾ ਠਾਏ ਉਸ ਵਾਸਤੇ ਟਿਕਾ ਬਹੁਤ ਜ਼ਰੂਰੀ ਹੈ ਤੇ ਟਿਕਾ ਜਿਹੜਾ ਉਹਦੇ ਲਈ ਨਿਰਮਲਤਾ ਹੀ ਬਹੁਤ ਜ਼ਰੂਰੀ ਹੈ ਕਿਉਂਕਿ ਮੈਲਾ ਮਨ ਕਦੀ ਟਿਕਦਾ ਨਹੀਂ ਇਹ ਸਭ ਦਾ ਸਵਾਲ ਹੈ ਮੇਰਾ ਵੀ ਹੈ ਕਿ ਜਦੋਂ ਪਾਠ ਕਰਨੇ ਪਤਾ ਨਹੀਂ ਟਿਕਦਾ ਕੋਈ ਨਹੀਂ ਟਿਕਦਾ ਕੋਈ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਤੂੰ ਸ਼ੁਕਰ ਕਰ ਇਹ ਤੇਰਾ ਨਹੀਂ ਟਿਕਦਾ ਪਹਿਲੀ ਅਰਦਾਸ ਇਹ ਕਰ ਕਿਉਂਕਿ ਪਰਮਾਰਥ ਵਿੱਚ ਪਹਿਲਾ ਸਟੈਪ ਹੀ ਏਵੇ ਇਹ ਸਮਝ ਪੈ ਜਾ ਕਿ ਮਨ ਦਾ ਨਾ ਟਿਕਣਾ ਕੀ ਹੈ ਉਸ ਦਿਨ ਅਰਜ਼ ਕੀਤੀ ਸੀ ਆਪ ਨੂੰ ਜਿੰਨਾ ਮੈਲਾ ਅੰਦਰ ਹੋਵੇਗਾ ਉਹਨਾਂ ਖਿੰਡਾ ਚ ਹੋਵੇਗਾ ਜਿੰਨਾ ਅੰਦਰ ਨਿਰਮਲ ਹੋਵੇਗਾ ਉਹਨਾਂ ਚ ਹੋਵੇਗਾ ਪਿਆਰਿਓ ਜਿਵੇਂ ਅਸ਼ੁੱਧ ਸੋਨਾ ਮਹਿਲ ਵਾਲਾ ਸੋਨਾ ਕੋਠਾਰੀ ਵਿੱਚ ਕਦੀ ਟਿਕਦਾ ਨਹੀਂ ਜਦੋਂ ਸ਼ੁੱਧ ਹੋ ਜਾਏ ਆਪਣੇ ਆਪ ਹੀ ਟਿਕ ਜਾਂਦਾ ਹੈ ਕਨਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੈ ਜਬ ਤੇ ਸ਼ੁੱਧ ਭੈ ਖੈ ਬਾਹਰੈ ਤਬ ਤੇ ਥਾਨ ਥਿਰੋ ਜਦੋਂ ਸੋਨਾ ਸ਼ੁੱਧ ਹੋਵੇ ਉਹ ਕੁਠਾਰੀ ਚ ਟਿਕ ਜਾਂਦਾ ਹੈ ਗੁਰਮਖੋ ਜਦੋਂ ਸਿਮਰਨ ਦੀ ਬਰਕਤ ਨਾਲ ਇਹ ਵੀ ਸਿਮਰਨ ਨਾਲ ਹਾਂ ਇੱਕ ਹੋਰ ਵੀ ਉਸ ਨੇ ਕਰਜ਼ ਕੀਤੀ ਸੀ ਕਈ ਵਾਰੀ ਇੰਨੇ ਪਵਿੱਤਰ ਜੀਵਨ ਵਾਲੇ ਦੀ ਸੰਗਤ ਮਿਲ ਜਾਂਦੀ ਹੈ ਸੱਚਮੁੱਚ ਉਹਦੀ ਦ੍ਰਿਸ਼ਟੀ ਹੀ ਅੰਦਰ ਦੀ ਸਾਰੀ ਮੈਲ ਧੋ ਕੇ ਰੱਖ ਦਿੰਦੀ ਹੈ ਮਹਾਰਾਜ ਨੇ ਕਿਹਾ ਜਿਨ੍ਹਾਂ ਦਸੰਦੜਿਆਂ ਵੇਖੋ ਬੜੀ ਵੱਡੀ ਗੱਲ ਹੈ ਮੈਲ ਦਾ ਨਾਸ਼ ਹੋਣਾ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਨਿਆ ਮਿੱਤਰ ਅਸਾਡੇ ਸਹੀ ਉਸ ਦਿਨ ਬੇਨਤੀ ਕੀਤੀ ਸੀ ਕਿ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ ਪਰ ਅਗਲੀ ਪਹਿਲੀ ਗੱਲ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਨਿਰਮਲ ਟਿਕਾ ਉਸ ਤੋਂ ਬਾਅਦ ਮੈਂ ਅਰਜ਼ ਕਰਾਂ ਜ਼ਬਾਨ ਮਦਾਨੀ ਹੈ ਸਰੀਰ ਭਾਂਡਾ ਹੈ ਜਿਵੇਂ ਬੀਬੀ ਉਸ ਮਦਾਨੀ ਨੂੰ ਥੱਲਿਓਂ ਚਲਾਉਣ ਲਈ ਰਿੜਕਣ ਲਈ ਇੱਟੀਆਂ ਨਹੀਂ ਛੱਡਦੀ ਜਦੋਂ ਤੂੰ ਜਪ ਕਰਨਾ ਬਸ ਅੱਧਾ ਕ ਘੰਟਾ ਜਦੋਂ ਵੀ ਵਾਹਿਗੁਰੂ ਵਾਹਿਗੁਰੂ ਸ਼ਬਦ ਜਪਣਾ ਇਸ ਮਨ ਦੀ ਇੱਟੀ ਨੂੰ ਘੁੱਟ ਕੇ ਪਕੜੀ ਸੱਚ ਏਵੇਂ ਇਹਦੇ ਖੰਡਾ ਨਾ ਬੰਦੇ ਜੇ ਤੂੰ ਕਿਤੇ ਥੋੜਾ ਜਿਹਾ ਸਮਾਂ ਟਿਕ ਕੇ ਇੱਟੀਆਂ ਦੀ ਤਰ੍ਹਾਂ ਨੂੰ ਘੁੱਟ ਕੇ ਪਕੜ ਕੇ ਜਪ ਗਿਆ ਉਸ ਮਧਾਣੀ ਦੇ ਰੈਪੀਟੇਸ਼ਨ ਵਿੱਚੋਂ ਉਹਦੇ ਰਤਨ ਵਿੱਚੋਂ ਜੰਮੇ ਹੋਏ ਦੁੱਧ ਵਿੱਚੋਂ ਘਿਓ ਨਿਕਲਦਾ ਹੈ ਜਿਸ ਗੁਰਮੁਖ ਦੀ ਰਸਨਾ ਮਧਾਣੀ ਦੀ ਤਰ੍ਹਾਂ ਜਪਣ ਲੱਗ ਪਏ ਇਹਦੇ ਸਰੀਰ ਵਿੱਚੋਂ ਨਾਮ ਅੰਮ੍ਰਿਤ ਨਿਕਲਦਾ ਹੈ ਗੁਰੂ ਸਾਹਿਬ ਜੀ ਨੇ ਪਿਆ ਇਹ ਮਨ ਈਟੀ ਖਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਾ ਮਥਿਏ ਇਨ ਵਿਦ ਅੰਮ੍ਰਿਤ ਪਾਵੋ ਇਸ ਤਰੀਕੇ ਦੇ ਨਾਲ ਇਸੇ ਨੂੰ ਗੁਰੂ ਜੀ ਨੇ ਬਾਣੀ ਚ ਕਿਹਾ ਕਿ ਰਸਨਾ ਜਪੀਏ ਏਕ ਨਾਮ ਪਿਆਰਿਓ ਦੇਖੋ ਕੋਈ ਚੀਜ਼ ਅਸੀਂ ਕਰਨੇ ਆ ਉਂਝ ਦ੍ਰਿਸ਼ਟਮਾਨ ਦਾ ਜੋ ਕੁਝ ਇਸ ਲੋਕ ਲਈ ਕੱਪੜਾ ਇਸ ਲੋਕ ਲਈ ਪੈਸਾ ਇਸ ਲੋਕ ਲਈ ਘਰ ਇਸ ਲੋਕ ਲਈ ਇਹ ਇਹਦੇ ਵਾਸਤੇ ਨੇ ਨਾ ਕਿ ਜਿੰਨੀ ਦੇਰ ਤੇ ਕਿ ਢਾਂਚਾ ਚੱਲਦਾ ਹਰ ਚੀਜ਼ ਦ੍ਰਿਸ਼ਟਮਾਨ ਹੈ ਸਗਲ ਮਤੇਨਾ ਪਰ ਦ੍ਰਿਸ਼ਟਮਾਨ ਨਾਲ ਮੂੰਹ ਦ੍ਰਿਸ਼ਟਮਾਨ ਹੈ ਇਹਦੇ ਨਾਲ ਖਾਦਾ ਹੋਇਆ ਭੋਜਨ ਮੌਤ ਆਈ ਤੇ ਨਾਲ ਹੀ ਜੰਮ ਜਾਣਾ ਸਭ ਕੁਝ ਜੋ ਕੁਝ ਖਾਇਆ ਅੱਧੀ ਬੁਰਕੀ ਬਾਹਰ ਅੱਧੀ ਅੰਦਰ ਜੰਮ ਗਿਆ ਪਰ ਗੁਰੂ ਜੀ ਕਹਿੰਦੇ ਆ ਰਸਨਾ ਨਾਲ ਜਪਿਆ ਹੋਇਆ ਸਰੀਰ ਇੱਥੇ ਰਹੇਗਾ ਪਰ ਇਹ ਤੈਨੂੰ ਰੱਬ ਦੀ ਦਰਗਾਹ ਵਿੱਚ ਵੀ ਜਾਏਗਾ ਰਸਨਾ ਜਪੀਐ ਏਕ ਨਾਮ ਇਹਾਂ ਸੁਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ ਰਸਨਾ ਗੁਣ ਗੋਪਾਲ ਨਿਦਗਾਇਨ ਸ਼ਾਂਤ ਸਹਿਜ ਰਹਾਸ ਮਨ ਉਪਜੋ ਸਗਲੇ ਦੁਖ ਭੁਲਾਇਨ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸਾਇਨ ਚੂਨੜੀ ਰਤੀ ਮਹਾਰਾਜ ਕਹਿੰਦੇ ਨੇ ਰਤੀ ਲਾ ਲਵਾਏ ਕਿ ਉਹ ਇੰਨੀ ਕੋ ਰਤੀ ਗਈ ਹੈ ਕਿ ਜਿਵੇਂ ਕੋਈ ਬੰਦਾ ਕਿਸੇ ਮਿੱਠੇ ਵਾਲੀ ਚੀਜ਼ ਨੂੰ ਚੁੰਗਦਾ ਹੈ ਸੱਚੀ ਮੁੱਚੀ ਜਿਹਦੇ ਅੰਦਰ ਰਸ ਬਣ ਜਾਏ ਉਹ ਵਹਿਗੁਰੂ ਵਹਿਗੁਰੂ ਕਰਦਾ ਉਸ ਨੂੰ ਆਨੰਦ ਲੈ ਰਿਹਾ ਉਹ ਰਸ ਨੂੰ ਮਾਣ ਰਿਹਾ ਹੁਣ ਅਗਲੀ ਗੱਲ ਜੋ ਗੁਰਮੁਖ ਪਿਆਰਿਆਂ ਦੱਸਿਆ ਮੈਂ ਤੇ ਸਿਰਫ ਸੁਣਾ ਰਿਹਾ ਵਾਂ ਤੇ ਉਦੋਂ ਵੀ ਕਿਹਾ ਮੈਂ ਨਹੀਂ ਵਾਰ-ਵਾਰ ਆਪਣੀ ਗੱਲ ਕਰਾਂ ਜੋ ਗੁਰੂ ਜੀ ਤੁਸੀਂ ਸੇਵਾ ਲਈ ਯਤਨ ਕਰਨਾ ਕਿ ਸਤਿਗੁਰੂ ਇਮਾਨਦਾਰੀ ਨਾਲ ਹੋ ਸਕੇ ਸੇਵਾ ਪਰ ਫਿਰ ਵੀ ਮੈਂ ਬੇਨਤੀ ਕਰਾਂ ਗੁਰਮੁਖ ਪਿਆਰੇ ਕਹਿੰਦੇ ਆ ਫਿਰ ਇਹ ਲੱਖ ਕਿਵੇਂ ਹੋ ਜਾਣਗੀਆਂ ਇੱਕ ਰਹਿ ਗਈ ਇਹ ਬੜੀ ਹੋਰ ਤਰ੍ਹਾਂ ਗੱਲ ਲੱਗੀ ਇੱਕ ਤੋਂ ਲੱਖ ਲੱਖ ਤੋਂ 20 ਲੱਖ ਅਗਲੇ ਕਹਿਣਗੇ ਸਾਨੂੰ ਸਾਇੰਸ ਹੀ ਕੋਈ ਨਹੀਂ ਮੰਨਦੀ ਇੱਕੋ ਹੀ ਰਹਿਣਾ ਹੈ ਨਹੀਂ ਗੁਰਮਖੋ ਇਹ ਜਿਵੇਂ ਉਸ ਦਿਨ ਕਿਹਾ ਸੀ ਕਿ ਰੁੱਖ ਦੀਆਂ ਜੜਾਂ 'ਚ ਪਾਣੀ ਦਈਏ ਪੂਰੇ ਰੁੱਖ ਵਿੱਚ ਆਪਣੇ ਆਪ ਸੰਚਿਤ ਹੋ ਜਾਂਦਾ ਹੈ ਜਿਹਦੀ ਰਸਨਾ 'ਚ ਗੁਰੂ ਬਹਿ ਜਾਏ ਉਹਦੇ ਰੋਮ ਰੋਮ ਵਿੱਚ ਆਪਣੇ ਆਪ ਰਾਜ ਜਾਂਦਾ ਹੈ ਇਹ ਜਿਹੜਾ ਜਪਿਆ ਹੋਇਆ ਹੈ ਇਹ ਫਿਰ ਸਿਮਰਨ ਦਾ ਰੂਪ ਧਾਰਨ ਕਰਦਾ ਹੈ ਆਪਾਂ ਕਹਾਂਗੇ ਵੀ ਜਪ ਸਿਮਰਨ ਨਹੀਂ ਜੋ ਜਪ ਰਹੇ ਹਾਂ ਇਹ ਬੋਲਣ ਵਾਲਾ ਫਿਰ ਅਬੋਲ ਹੋ ਜਾਂਦਾ ਹੈ ਤੇ ਜਦੋਂ ਅਬੋਲ ਹੋ ਜਾਂਦਾ ਹੈ ਰਸ ਉਦੋਂ ਵੀ ਲੈ ਰਿਹਾ ਮਹਾਰਾਜ ਕਹਿੰਦੇ ਨੇ ਉਹ ਹੀ ਅਬੋਲ ਹੋਇਆ ਜਿੰਨੂੰ ਪਹਿਲਾਂ ਜ਼ਬਾਨ ਜਪਦੀ ਸੀ ਉਹਨੂੰ ਫਿਰ ਸਾਡਾ ਹਿਰਦਾ ਜਪਣ ਲੱਗ ਪੈਂਦਾ ਸ਼ਬਦ ਹੋਈ ਹੈ ਵਿਨ ਜੇਵਾ ਜੋ ਜਪੈ ਹਿਆਏ ਕੋਈ ਜਾਣੈ ਕੈਸਾ ਨਾਉ ਉਸੇ ਨੂੰ ਫਿਰ ਗੁਰੂ ਨੇ ਕਿਹਾ ਦੇਖੋ ਜਦੋਂ ਜਪਦਿਆਂ ਜਪਦਿਆਂ ਨਿਰਮਲਤਾ ਹੀ ਆ ਜਾਏ ਹਿਰਦੇ ਵਿੱਚ ਨਾਮ ਚੱਲਣ ਲੱਗ ਪਏ ਉਸ ਤੋਂ ਬਾਅਦ ਲੂ ਲੂ ਵਿੱਚ ਨਾਮ ਚੱਲੇ ਇੱਕ ਵਾਰੀ ਵੈਗਰੂ ਕਹਿੰਦਾ ਤੇ ਸੱਚ ਏਵੇਂ ਉਹਦੀ ਬਖਸ਼ਿਸ਼ ਲੱਖਾਂ ਜੀਵਾਂ ਜਿਨੀ ਬਣ ਜਾਂਦੀ ਕਿ ਇੱਕ ਵਾਰੀ ਵੈਗਰੂ ਕਹਿੰਦਾ ਤੇ ਲੂ ਲੂ ਵੈਗਰੂ ਵੈਗਰੂ ਪੁਕਾਰ ਉੱਠਦਾ ਅਸਲ 'ਚ ਮੈਨੂੰ ਇੰਜ ਪ੍ਰਤੀਤ ਹੁੰਦਾ ਗੁਰੂ ਜੀ ਇੱਥੇ ਲੱਖਾਂ ਦੀ ਗੱਲ ਕਰਦੇ ਆ ਬਹੁਤਾਤ ਕਹਿ ਰਹੇ ਆ ਜਿਹਨੂੰ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ ਉਹ ਗੁਰਮੁਖ ਰੋਮ ਰੋਮ ਕਰਕੇ ਪਰਮਾਤਮਾ ਦੇ ਨਾਮ ਨੂੰ ਜਪ ਰਿਹਾ ਹੈ ਰੋਮ ਰੋਮ ਵਿੱਚ ਉਹਦੇ ਨਾਮ ਚੱਲਦਾ ਹੈ ਉਸ ਤੋਂ ਅਗਲੀ ਬੇਨਤੀ ਜਿਉਂ ਚੱਲਦਾ ਹੈ ਫਿਰ ਅਕੀਸ ਉਹਦੀ ਅਵਸਥਾ ਕੀ ਹੈ ਇੱਕ ਕਵਿਤ ਅਸੀਂ ਭਾਈ ਗੁਰਦਾਸ ਸਾਹਿਬ ਦਾ ਲੈਨੇ ਆ ਜਿਸ ਦੇ ਰੋਮ ਰੋਮ ਵਿੱਚ ਚੱਲਦਾ ਹੈ ਵਾਹਿਗੁਰੂ ਜੀ ਗੁਰੂ ਸਾਹਿਬ ਦੇ ਵੇਲੇ ਵੀ ਐਸੀਆਂ ਘਟਨਾਵਾਂ ਵਾਪਰੀਆਂ ਮੈਂ ਇੱਕ ਵਾਰ ਕਿਹਾ ਸੀ ਗੁਰੂ ਜੀ ਸਮਰੱਥ ਨੇ ਨਾ ਇੱਕ ਵਾਰੀ ਜੇ ਭਾਈ ਗੁਰਮੁਖ ਸਵਾਲ ਕਰਦਾ ਹੈ ਕਿ ਸਤਿਗੁਰੂ ਕੋਈ ਐਸਾ ਸਿੱਖ ਹੈਗਾ ਜਿਹੜਾ ਜੀਵਨ ਮੁਕਤ ਹੈ ਤੈਸਾ ਹਰਕ ਤੈਸਾ ਉਸੋਗ ਤੇ ਗੁਰੂ ਜੀ ਕਹਿੰਦੇ ਆ ਤੁਸੀਂ ਇੱਕ ਕੰਮ ਕਰੋ ਹੈਗੇ ਆ ਤੁਸੀਂ ਭਾਈ ਭਿਖਾਰੀ ਦੇ ਕੋਲ ਚਲੇ ਜਾਓ ਹਾਂਜੀ ਜਦੋਂ ਅੱਜ ਗੁਰਮੁਖ ਕੋਈ ਪੜ ਪੁੱਛਦਾ ਦਾਤਾ ਜੀ ਕਿ ਇਹ ਬਚਨ ਜਿਹੜਾ ਗੁਰਮੁਖ ਰੋਮ ਰੋਮ ਕਰ ਧਿਆਵੈ ਸਿੱਧ ਗੋਸ਼ ਦਾ ਬਚਨ ਹੈ ਗੁਰਮੁਖ ਸਗਲੀ ਗੰਤ ਮਿਟਾਵੇ ਇਹ ਕੋਈ ਹੈ ਜਿਹਦੇ ਰੋਮ ਰੋਮ ਚ ਨਾਮ ਚੱਲੇ ਸਤਿਗੁਰੂ ਕਹਿੰਦੇ ਆ ਕਿ ਇੱਕ ਨਹੀਂ ਬੇਅੰਤ ਨੇ ਪਰ ਕਹਿੰਦਾ ਮਹਾਰਾਜ ਮੈਂ ਅਨੁਪ ਗੁਰੂ ਸਾਹਿਬ ਚਾਹੁੰਦੇ ਸਮ ਉਸੇ ਵਕਤ ਕਿਰਪਾ ਕਰ ਦਿੰਦੇ ਸਮਰੱਥ ਨੇ ਸਤਿਗੁਰੂ ਕਹਿੰਦੇ ਨੇ ਇੱਕ ਕੰਮ ਕਰ ਤੂੰ ਮੰਗਟ ਚਲਾ ਜਾ ਭਾਈ ਬੰਨੋ ਨੂੰ ਮਿਲ ਇਹ ਚਲਾ ਗਿਆ ਭਾਈ ਬੰਨੋ ਸਾਹਿਬ ਦਾ ਕੰਮ ਸੀ ਘਿਓ ਦਾ ਉਹ ਮੱਖਣ ਜਿਹੜਾ ਸੀ ਉਹਨੂੰ ਸਾਰਾ ਉਲੱਦ ਕੇ ਉਹਨਾਂ ਦੇ ਕੜਾਏ ਚੜੇ ਰਹਿੰਦੇ ਸਨ ਉਹਨਾਂ ਕੜਾਇਆਂ ਵਿੱਚੋਂ ਗਰਮ ਕਰ ਕਰਕੇ ਘਿਓ ਕੱਢਣਾ ਬਾਅਦ ਚ ਉਹਨਾਂ ਆਪਣੀ ਖੱਟੀ 'ਚ ਬੈਠ ਕੇ ਵੇਚਣਾ ਜਦੋਂ ਗਏ ਭਾਈ ਬੰਨੋ ਜੀ ਆਪਣੀ ਗੱਦੀ ਤੇ ਬੈਠੇ ਸਨ ਉਹ ਮਿਲੇ ਤੇ ਆਪਣੇ ਗ੍ਰਾਹਕਾਂ ਨਾਲ ਗੱਲਾਂ ਕਰ ਰਹੇ ਸਨ ਪੂਰਾ ਤੋਲਦੇ ਸਨ ਘੱਟ ਤੋਲਦੇ ਨਹੀਂ ਸਨ ਆਪਣੇ ਕਾਰੋਬਾਰ ਦੀਆਂ ਗੱਲਾਂ ਕਿੱਥੋਂ ਮੱਖਣ ਆ ਗਿਆ ਕਿੰਨਾ ਘਿਓ ਚਲਾ ਗਿਆ ਉਹ ਪੈਸਿਆਂ ਦਾ ਕਿਵੇਂ ਬਣਿਆ ਫਲਾਣੇ ਬੰਦੇ ਦੇ ਪੈਸੇ ਪਹੁੰਚਾ ਦਿੱਤੇ ਉਹ ਬੰਦਾ ਕੋਈ ਸਮਾਂ ਉਹ ਗੁਰਮੁਖ ਪਿਆਰਾ ਟਿਕਿਆ ਰਾ ਇੱਕੋ ਦਾ ਮਨ ਚ ਫੁਰਨਾ ਬਣਿਆ ਕਿ ਮਹਾਰਾਜ ਤੇ ਸੱਤ ਕਹਿੰਦੇ ਨੇ ਪਰ ਇਸ ਬੰਦੇ ਦੇ ਕੰਮਾਂ ਤੋਂ ਲੱਗਦਾ ਹੈ ਮਾਇਆ ਚ ਖੱਚਦਾ ਹੈ ਇਹ ਰੋਮ ਰੋਮ ਤੇ ਆਂਦਾ ਹੋਵੇਗਾ ਭਾਈ ਸਾਹਿਬ ਤ੍ਰੈਕਾਲ ਦਰਸ਼ੀ ਨੇ ਉਹਨਾਂ ਨੇ ਇੱਕੋ ਦਮ ਫੁਰਨਾ ਬੁੱਝ ਕੇ ਕਿਹਾ ਕਹਿਣ ਲੱਗੇ ਗੁਰਮਖੋ ਕਿਵੇਂ ਆਏ ਹੋ ਕਹਿੰਦੇ ਮਹਾਰਾਜ ਦਰਸ਼ਨ ਕਰਨ ਕਹਿੰਦੇ ਇੱਕ ਕੰਮ ਕਰੋ ਬੰਦੇ ਬਾਹਰ ਗਿਆ ਅੰਦਰ ਨਾ ਮੱਟ ਭਰਿਆ ਪਿਆ ਇੱਕ ਘਿਓ ਨਾਲ ਮੱਟ ਹੋਰ ਵੀ ਨੇ ਪਾਣੀ ਵੀ ਹੈਗਾ ਅੰਦਰ ਪਿਆ ਪਰ ਉੱਤੇ ਉਹਦੇ ਢੱਕਣ ਬੰਨੇ ਆ ਉੱਤੇ ਉਹਦੇ ਕੱਪੜਾ ਬੰਨੇ ਆ ਤੁਸੀਂ ਇੱਕ ਕੰਮ ਕਰਨਾ ਉਹਨਾਂ ਘੜਿਆਂ ਨੂੰ ਖੋਲਣ ਤੋਂ ਬਿਨਾ ਜਿਹੜਾ ਘੜਾ ਘਿਓ ਵਾਲਾ ਉਹ ਚੁੱਕ ਕੇ ਬਾਹਰ ਲੈ ਆਓਗੇ ਉਹਦੇ ਮਨ ਚ ਆਇਆ ਚਲੋ ਜੀ ਕਹਿੰਦਾ ਪਿਆ ਕਰ ਲੈਨੇ ਆ ਅੰਦਰ ਗਏ ਤੇ ਜਿਹੜਾ ਘੜਾ ਘਿਓ ਨਾਲ ਭਰਿਆ ਹੋਇਆ ਸੀ ਨਾ ਭਰਿਆ ਦਾ ਮਤਲਬ ਪੂਰਾ ਫੁੱਲ ਹੈ ਉਹਨੂੰ ਚੁੱਕ ਕੇ ਬਾਹਰ ਲਾਇਆ ਭਾਈ ਸਾਹਿਬ ਕਹਿੰਦੇ ਆ ਇਹ ਖੋਲ ਕੇ ਦੇਖਿਆ ਜੇ ਕਹਿੰਦੇ ਨਹੀਂ ਖੋਲ ਕੇ ਨਹੀਂ ਦੇਖਿਆ ਖੋਲਿਆ ਨਹੀਂ ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਇਹ ਚ ਪਾਣੀ ਦੀ ਥਾਂ ਤੇ ਘਿਓ ਹੋਵੇ ਉਹ ਕਹਿੰਦਾ ਭਾਈ ਸਾਹਿਬ ਜੀ ਇਹ ਭਾਵੇਂ ਮਿੱਟੀ ਹੈ ਨਾ ਭਾਂਡਾ ਇਹ ਮਿੱਟੀ ਦਾ ਹੀ ਹੈ ਪਰ ਇਸ ਭਾਂਡੇ ਵਿੱਚ ਵੀ ਮੁਸਾਮ ਨੇ ਇਹ ਹੈ ਮਿੱਟੀ ਦਾ ਹੀ ਕਹਿੰਦਾ ਇਹ ਕਿਹੜੀ ਔਖੀ ਗੱਲ ਕਿ ਜਿਹਦੇ ਚ ਰੋਜ਼ ਘਿਓ ਪੈਂਦਾ ਹੋਵੇ ਉਹਦੇ ਮਸਾਮ ਚ ਅੰਦਰ ਚਲਾ ਜਾਂਦਾ ਤੇ ਨਾਲੇ ਨਾ ਖੋਲਣ ਦੀ ਲੋੜ ਨਹੀਂ ਪੈਂਦੀ ਇਹਦੇ ਮਸਾਮਾਂ ਚੋਂ ਬਾਹਰ ਥੰਧਾਈ ਆ ਜਾਂਦੀ ਹੈ ਪਹਿਚਾਨ ਤਾਂ ਨਹੀਂ ਹੋ ਜਾਂਦੀ ਇਸ ਤਰ੍ਹਾਂ ਮੈਂ ਲਿਆਂਦਾ ਮੂੰਹ ਖੋਲਣ ਤੋਂ ਬਿਨਾ ਭਾਈ ਸਾਹਿਬ ਦੇ ਨੇਤਰ ਭਿੱਜ ਗਏ ਨਾਮ ਦੀ ਚਿੰਗ ਲੱਗੀ ਨਾ ਜਦੋਂ ਮਨ ਮੇਰੀ ਫਿਰ ਬੇਨਤੀ ਸੁਣਿਓ ਅੰਤਰ ਆਤਮੇ ਗੁਰਮੁਖ ਦੇ ਸ਼ਬਦ ਚੱਲਦਾ ਹੈ ਪਰ ਜਦੋਂ ਕਿਤੇ ਬਾਹਰ ਮੁਕੀ ਥੋੜੀ ਜੀ ਚਿੰਗ ਲੱਗਦੀ ਏ ਇੱਕੋ ਦਮ ਉਹਦਾ ਅੰਦਰ ਭਾਂਬੜ ਵੱਲ ਚਿਹਰਾ ਲਾਲ ਹੋ ਜਾਂਦਾ ਕਹਿਣ ਲੱਗੇ ਗੁਰਮਖਾ ਜੋ ਤੂੰ ਗੁਰੂ ਜੀ ਨੂੰ ਪੁੱਛਿਆ ਸੀ ਮੈਂ ਤਾਂ ਕੁਝ ਨਹੀਂ ਪਰ ਤੈਨੂੰ ਘੜੇ ਰਹੀ ਮੈਂ ਉੱਤਰ ਦੇ ਦੇਣਾ ਜਿਸ ਘੜੇ ਵਿੱਚ ਇਹਦੇ ਮੂੰਹ ਹੈ ਮੂੰਹ ਤੋਂ ਗਿਆ ਅੰਦਰ ਕਿਉਂ ਇਸ ਵਿੱਚ ਕਿਉ ਪਾਇਆ ਇਸ ਮਿੱਟੀ ਦੇ ਘੜੇ ਦੇ ਮਸਾਮ ਚਲਾ ਗਿਆ ਉਹ ਪੂਰਾ ਰਚ ਗਿਆ ਉਹ ਬਾਹਰ ਵੀ ਨਿਕਲਣ ਲੱਗ ਪਿਆ ਕਹਿਣ ਲੱਗੇ ਇਹ ਮਿੱਟੀ ਦਾ ਭਾਂਡਾ ਹੈ ਜਿਸ ਭਾਂਡੇ ਦੇ ਮੂੰਹ ਵਿੱਚੋਂ ਸਰੀਰ ਮੂੰਹ 'ਚ ਰੋਜ਼ ਰਸਨਾ ਰਾਈ ਵਾਹਿਗੁਰੂ ਵਾਹਿਗੁਰੂ ਸ਼ਬਦ ਬਾਣੀ ਜਪਿਆ ਜਾਂਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਕਿਰਪਾ ਕਰੇ ਦੇ ਰੋਮ ਦੇ ਮੁਸਾਮ ਵਿੱਚ ਰਚ ਜਾਂਦਾ ਹੈ ਉਹ ਸ਼ਬਦ ਅੰਦਰ ਰਚਦਾ ਹੈ ਜਿਵੇਂ ਇਹਦਾ ਥੰਧਿਆਈ ਬਾਹਰ ਹੈ ਉਸ ਗੁਰਮੁਖ ਦੇ ਰੋਮ ਰੋਮ ਵਿੱਚ ਇਹ ਨਾਮ ਚੱਲਣ ਲੱਗ ਪੈਂਦਾ ਹੈ ਤੇ ਮੈਂ ਫਿਰ ਬੇਨਤੀ ਕਰਾਂ ਕਿ ਜਿਨ੍ਹਾਂ ਗੁਰਮੁਖਾਂ ਨੇ ਮਾਣਿਆ ਇਹ ਨਹੀਂ ਵੀ ਰਸਨਾ ਨਾਲ ਜਪਿਆ ਬਾਕੀ ਕੀ ਤਬਦੀਲੀ ਹੈ ਇੱਕ ਭਾਈ ਸਾਹਿਬ ਦਾ ਕਵਿਤ ਹੈ ਗੁਰ ਸਿੱਖ ਸੰਧ ਮਿਲੇ ਗੁਰੂ ਤੇ ਸਿੱਖ ਦੀ ਸੰਧੀ ਹੋ ਗਈ ਆਪਸ ਵਿੱਚ ਮਿਲ ਗਏ 20 1 ਈਸ ਈਸ ਇਤ ਤੇ ਅਲੰਗ ਉਤ ਜਾਏ ਠਹਿਰਾਵਈ ਪਹਿਲੀ ਤੋਂ ਕਹੇ ਗੁਰ ਸਿੱਖ ਵੱਖਰਾ ਵਾ ਗੁਰੂ ਤੇ ਸਿੱਖ ਸੰਧ ਮਿਲੇ ਸ਼ਬਦ ਤੇ ਸੁਰਤ ਆਪਸ ਵਿੱਚ ਮਿਲ ਗਏ ਅੰਤਰੀ ਗੁਰ ਸਿੱਖ ਸੰਧ ਮਿਲੇ 20 1 ਈਸ ਈਸ ਇੱਥੇ ਗੁਰਮੁਖਾਂ ਨੇ ਅਰਥ ਕੀਤੇ ਆ 20 ਦੇ ਆਪਣਾ ਜੀ 20 ਵਿਸ਼ਵ ਸੰਸਾਰ 21 ਦਾ ਅਰਥ ਕੀਤਾ ਪ੍ਰਮਾਤਮਾ ਮੈਨੂੰ ਯਾਦ ਹੈ ਬਾਬਾ ਕਰਤਾਰ ਸਿੰਘ ਉਹਨਾਂ ਨੇ 20 ਦੇ ਅਰਥ ਕੀਤੇ ਸਨ ਪੰਜ ਤਤ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਪੰਜ ਗਿਆਨ ਇੰਦਰੀਆ ਪੰਜ ਤਤਾਂ ਦੇ ਪੰਜ ਗੁਣ ਸ਼ਬਦ ਸਪਰਸ਼ ਰਸ ਤੇ ਰੂਪ ਤੇ ਗੰਧ ਸਾਰੀ ਕਹਾਣੀ ਤੇ ਮੰਨਦੀ ਏ ਵੀ ਇਹ ਹੋ ਗਏ ਤੇ ਇੱਕੀਆਂ ਮਨ ਜਿਹੜਾ ਇਹਨਾਂ ਚ ਵਰਤਦਾ ਹੈ ਉਹ ਵੀ ਕਾਬੂ ਆ ਜਾਣ ਇੱਕੀਆਂ ਕਾਬੂ ਆ ਜਾ ਸਮਝੋ ਸਿੱਖ ਤੇ ਗੁਰੂ ਦੀ ਸੰਧੀ ਹੋਣ ਲੱਗੀ ਹੈ 20 ਇੱਕ ਈਸ ਈਸ ਵੀ ਆ ਮੇਰੀ ਫਿਰ ਬੇਨਤੀ ਸੁਣਿਓ ਵੀ ਇੱਥੇ ਵੀ ਅੰਜ ਲੱਗਦਾ ਮਾਰੇ ਨੇ ਇਹ ਬਖਸ਼ਿਸ਼ ਕੀਤੀ 20 ਇੱਕ ਈਸ ਈਸ ਵੀ ਇਹ ਇੱਕ ਮਨ ਇੱਕ ਈਸ ਇੱਕ ਓੰਕਾਰ ਗੁਰਸਿੱਖ ਸੰਧ ਮਿਲੇ 20 ਇੱਕ ਈਸ ਈਸ ਜਿਹੜਾ ਇਸ ਅਵਸਥਾ ਚਲਾ ਗਿਆ ਇੱਕ ਦੋ ਜੀਵੋ ਲੱਖ ਹੋਏ ਜਿੰਨੂੰ ਅਕੀਸ ਅਸੀਂ ਪੜਿਆ ਹੈ ਗੁਰਮਖੋ ਅਸਲ ਚ ਕੀ ਹੈ ਇਤ ਤੇ ਉਲੰਗ ਉਤ ਜੈ ਠਹਿਰਾਵਈ ਉਹ ਰਹਿੰਦਾ ਇਸ ਸੰਸਾਰ ਵਿੱਚ ਹੈ ਪਰ ਸੁਰਤ ਕਰਕੇ ਛਾਲ ਮਾਰ ਕੇ ਇਸ ਤੋਂ ਅੱਗੇ ਆਤਮਿਕ ਮੰਡਲਾਂ ਵਿੱਚ ਚਲਾ ਜਾਂਦਾ ਹੈ ਇਤ ਤੇ ਉਲੰਗ ਉਤ ਜੈ ਠਹਿਰਾਵੀ ਹੁਣ ਅਗਲੀ ਕੀ ਚਰਮ ਦ੍ਰਿਸ਼ਟ ਮੂੰਦ ਅੱਖਾਂ ਨਾ ਖੋਲਦਾ ਪਰ ਅੰਦਰ ਪਤਾ ਕੀ ਹੋਇਆ ਗੁਰੂ ਨਾਲ ਸੰਧੀ ਹੋ ਗਈ ਚੰਮ ਦੀ ਦ੍ਰਿਸ਼ਟੀ ਵੇਖਣ ਵਾਲੇ ਫੁਰਨੀ ਮਰ ਗਏ ਚਰਮ ਦ੍ਰਿਸ਼ਟ ਮੂੰਦ ਇਹ ਬੰਦ ਹੋਈ એનર્ਜੀ ਪੇਖੈ ਦਿਵ ਦ੍ਰਿਸ਼ਟ ਕੈ ਅੰਦਰੋਂ ਦਿਵ ਦ੍ਰਿਸ਼ਟੀ ਮਿਲ ਗਈ ਜਗ ਮਗ ਜੋਤ ਉਨ ਮਨੀ ਸੁਧ ਪਾਵ ਗਈ ਪਿਆਰਿਓ ਉਸ ਸ਼ਬਦ ਦੀ ਬਖਸ਼ਿਸ਼ ਹੋਈ ਨੂੰ ਕਿਸੇ ਧਰਮ ਨਾਲ ਜੋੜ ਕੇ ਨਾ ਦੇਖਿਓ ਉਸ ਪਰਮ ਜੋਤ ਦੇ ਚਲਕਾਰੇ ਅੰਦਰੋਂ ਵਜੇ ਤੇ ਸੱਚ ਏਵੇ ਇਨ ਮਨ ਨੂੰ ਛੱਡ ਕੇ ਉਹਨ ਮਨ ਵੀ ਚਲਾ ਗਿਆ ਫਿਰ ਅਰਜ਼ ਕਹੇ ਕਿ ਇਹ ਜਿਹੜੀ ਪੌੜੀ ਹੈ ਇਹਨੂੰ ਨਾ ਵਾਚਕ ਨਾ ਲਈਏ ਇਹ ਖੰਡਨ ਕਰਨ ਵਾਲਾ ਨਹੀਂ ਸਿਮਰਨ ਵਾਲੀ ਪੌੜੀ ਫਿਰ ਬੇਨਤੀ ਚਰਮ ਦ੍ਰਿਸ਼ਟ ਮੂੰਦ ਪੇਖੈ ਦਿਵ ਦ੍ਰਿਸ਼ਟ ਕੈ ਜਗ ਮਗੀ ਜੋਤ ਉਨ ਮਨਿ ਸੁਧ ਪਾਵਹੀ ਸੁਰਤ ਸੰਕੋਚਿਤ ਹੀ ਬਜਰ ਕਪਾਟ ਖੋਲ ਜਦੋਂ ਉਹ ਸੁਰਤ ਨੂੰ ਆਪਣੀ ਖਿੰਡੀ ਕੋਈ ਸੁਰਤ ਨੂੰ ਇਕਾਗਰ ਕਰਦਾ ਹੈ ਗੁਰਮਖੋ ਆਪ ਜੀ ਫਿਰ ਮੈਂ ਬੇਨਤੀ ਕਰਾਂਗਾ ਸਿਮਰਨ ਕਰਦੇ ਆਂ ਵੀ ਚੁੱਪ ਸਿਮਰਨ ਜਦੋਂ ਚੱਲਦਾ ਹੋਵੇ ਗੁਰੂ ਸਾਹਿਬ ਬਖਸ਼ਿਸ਼ ਕਰਨ ਸੁਰਤ ਨੂੰ ਇਕਾਗਰ ਕਰਕੇ ਦੇਖਿਓ ਇੰਜ ਲੱਗੇਗਾ ਪੂਰੇ ਦੇ ਪੂਰੇ ਸਰੀਰ ਦੇ ਵਿੱਚ ਜਿਵੇਂ ਨਾੜ ਨਾੜ ਵਿੱਚ ਬਿਜਲੀ ਦਾ ਕਰੰਟ ਚੱਲਦਾ ਪਿਆ ਹੈ ਉਹਨੇ ਸੁਰਚ ਸੰਕੋਚੀ ਜਿਹੜੇ ਅੰਦਰ ਮਨ ਦੇ ਬੱਜਰ ਕਪਾਟ ਕਈ ਜਨਮਾਂ ਦੇ ਸਨ ਇੱਕ ਖਿੰਨ ਸੁਰਤ ਇਕਾਗਰ ਕਰਨ ਦੀ ਦੇਰੇ ਅੰਤਰਮੁਖੀ ਹੋਇਆ ਸਾਰੇ ਪਾਪਾਂ ਦੇ ਦਰਵਾਜ਼ੇ ਤੋੜ ਕੇ ਰੱਖ ਦਿੱਤੇ ਸੁਰਤ ਸੰਕੋਚਤੀ ਬੱਜਰ ਕਪਾਟ ਖੋਲ ਨਾਦ ਬਾਦ ਪਰੈ ਆ ਜਿਹੜੀਆਂ ਫਜ਼ੂਲ ਦੀਆਂ ਬਹਿਸਾਂ ਬਾਦ ਤੇ ਸੱਚ ਜੇ ਗੁਰਮੁਖ ਪਿਆਰਾ ਬੰਦਗੀ ਕਰਨ ਵਾਲਾ ਬੈਸ ਵਿੱਚ ਨਹੀਂ ਜੇ ਪੈਂਦਾ ਆਪਾਂ ਕਈ ਵਾਰੀ ਕਹਿੰਦੇ ਵੀ ਇਹ ਤਾਂ ਬੰਦਾ ਫਿਰ ਡਰ ਗਿਆ ਡਰ ਨਹੀਂ ਗਿਆ ਉਹ ਆਪਣੇ ਅੰਦਰ ਦੇ ਲਾਲ ਨੂੰ ਬਚਾਉਣਾ ਚਾਹੁੰਦਾ ਹੈ ਮੈਂ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੂੰ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਆਪਾਂ ਕਹਾਂਗੇ ਡਰ ਗਏ ਉਹ ਗੁਰਮਖੋ ਜਿਸ ਮਹਾਪੁਰਖ ਨੂੰ ਹਾਥੀ ਦੇ ਸਾਹਮਣੇ ਬੰਨ ਕੇ ਸਟਿਆ ਤੇ ਜਿਹਨੂੰ ਕਿਹਾ ਜਾਂਦਾ ਇਹਦੀ ਗਰਦਨ ਵੱਢ ਦੇ ਕਾਜ਼ੀ ਕਹਿ ਰਿਹਾ ਹੈ ਬਾਦਸ਼ਾਹ ਕਹਿ ਰਿਹਾ ਹੈ ਤੇ ਮਾਂ ਕਹਿੰਦੀ ਪਈ ਉਹ ਦੇਖੀ ਤੂੰ ਛੱਡ ਪਰਾ ਰਾਮ ਖੁਦਾ ਬੋਲ ਜਿਹੜਾ ਕਹਿੰਦਾ ਦੁੱਧ ਤੇਰੇ ਹੀ ਚੁੰਗਿਆ ਪਰ ਮੈਂ ਤੇਰੇ ਦੁੱਧ ਨੂੰ ਲਾਜ ਨਹੀਂ ਲੱਗਣ ਦੇਣੀ ਮੈਂ ਰਾਮ ਹੀ ਬੋਲਾਂਗਾ ਇਹਦਾ ਮਤਲਬ ਇਹ ਨਹੀਂ ਉਹ ਨਿੰਦਿਆ ਸੁਣ ਕੇ ਡਰ ਗਿਆ ਹੈ ਕਿਉਂਕਿ ਇਹਨੂੰ ਕਿਵਰੀ ਚ ਕਹਿੰਦੇ ਬੰਦਾ ਕਮਜ਼ੋਰੀ ਕਮਜ਼ੋਰੀ ਨਹੀਂ ਹੁੰਦੀ ਗੁਰੂ ਸਾਹਿਬ ਕਹਿੰਦੇ ਨੇ ਉਹ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗਣ ਅਗਲੀ ਤੋਕੀ ਹੈ ਬਾਦ ਵਿਵਾਦ ਕਾਹੂ ਸੋ ਨਾ ਕੀਜੈ ਬਾਦ ਵਿਵਾਦ ਕਾਹੂ ਸੋ ਨਾ ਕੀਜੈ ਰਸਨਾ RAM ਰਸਾਇਣ ਪੀਜੈ ਮੈਂ ਤਾਂ ਬੇਨਤੀ ਕੀਤੀ ਉਹਨੇ ਆਪਣੀ ਸੁਰਤ ਨੂੰ ਇੰਨਾ ਸੰਕੋਚਿਆ ਨਾਦ ਸੰਸਾਰ ਦੇ ਜਿਹੜੇ ਗੀਤ ਸੰਗੀਤ ਦੀਆਂ ਧੁਨਾਂ ਨੇ ਇਸ ਤੋਂ ਉੱਪਰ ਉੱਠ ਕੇ ਬਬਾਦ ਵਾਲੇ ਜਿੰਨੇ ਵੀ ਮਸਲੇ ਨੇ ਉਹਨਾਂ ਤੋਂ ਉੱਪਰ ਉੱਠ ਕੇ ਸੱਚਮੁੱਚ ਉਹ ਕਹਿੰਦਾ ਕਿਹੜੇ ਗਾਦ ਤੇ ਕਿਹੜੇ ਬਾਦ ਸੁਣਾ ਮੇਰੇ ਅੰਦਰ ਹੀ ਕੀਰਤਨ ਚੱਲ ਰਿਹਾ ਹੈ ਸੁਰਤ ਸੰਕੋਚਤੀ ਬੱਜਰ ਕਪਾਟ ਖੋਲ ਨਾਦ ਬਾਦ ਪਰ ਅਨਤ ਲਿਵਲਾਵੀ ਦਰਬਾਰ ਸਾਹਿਬ 'ਚ ਐਸਾ ਵਾਪਰਿਆ ਇਹ ਗੁਰਮੁਖ ਸੀ ਇੱਕ ਵਾਰੀ ਉੱਥੇ ਚਾਰੇ ਸਨ ਇੱਕ ਸਿੱਖ ਬਾਹਰ ਬੈਠਾ ਉੱਚੀ ਉੱਚੀ ਬਾਣੀ ਪੜੇ ਜੀ ਸ਼ਬਦ ਪੜੇ ਪਰਕਰਮਾਂ 'ਚ ਬੈਠਾ ਲੰਘਦੇ ਨੇ ਕਿਹਾ ਬਾਬਾ ਅੰਦਰ ਕੀਰਤਨ ਹੋ ਰਿਹਾ ਤੂੰ ਬਾਹਰ ਉੱਚੀ ਉੱਚੀ ਬੋਲ ਲੈ ਕਹਿੰਦਾ ਅੰਦਰੋਂ ਹੀ ਮੱਥਾ ਟੇਕ ਕੇ ਆਇਆ ਉੱਚੀ ਤਾਂ ਸ਼ਬਦ ਮੈਂ ਪੜਨਾ ਪਿਆ ਜਦੋਂ ਘਰ ਨੂੰ ਚੋਰ ਪੈ ਜਨ ਤੇ ਅੱਗ ਲੱਗ ਜਾਏ ਉੱਚੀ ਬੋਲਣਾ ਚਾਹੀਦਾ ਬਚਾਅ ਹੋ ਜਾਏਗਾ ਤਾਂ ਉੱਚੀ ਪੜ ਰਹੇ ਹਾਂ ਅਗੰਗ ਹੈ ਚੁੱਪ ਕਰਕੇ ਬੈਠਾ ਇੱਕ ਨੇਤਰ ਬੰਦ ਕਰਕੇ ਉਹਨੂੰ ਪੁੱਛਦੇ ਆ ਤੁਸੀਂ ਅੱਖਾਂ ਬੰਦ ਕੀਤੀਆਂ ਖਮੋਸ਼ੀ 'ਚ ਬੈਠੇ ਹੋ ਇਹ ਕੀ ਅੰਦਰ ਕੀਰਤਨ ਹੋ ਰਿਹਾ ਹੈ ਕਹਿੰਦੇ ਨੇ ਰੋਜ਼ ਸੁਣਨਾ ਹੁਣ ਬਾਹਰ ਬਹਿ ਕੇ ਅਭਿਆਸ ਕਰਨਾ ਅੰਦਰ ਕੀਰਤਨ ਕਿਵੇਂ ਚੱਲੇਗਾ ਵਾਜੇ ਪੰਜ ਸ਼ਬਦ ਤਿਤ ਘਰ ਕੇ ਅੰਦਰ ਸੁਣਨਾ ਪਿਆ ਅਗਾ ਗਏ ਬੇਰੀ ਨਾਲ ਢੋਲ ਲਾ ਕੇ ਬੈਠੇ ਸਨ ਤੇ ਮਨ ਚ ਐ ਸੁੱਤਾ ਹਲਾਇਆ ਕਹਿਣ ਲੱਗੇ ਉਠੋ ਸੰਗਤ ਆ ਗਈ ਪ੍ਰਕਾਸ਼ ਹੋ ਗਿਆ ਅਰਦਾਸਾਂ ਹੋ ਗਈਆਂ ਅੱਖਾਂ ਭਰ ਕੇ ਕਹਿੰਦੇ ਆ ਵਾਹਿਗੁਰੂ ਗੁਰੂ ਰਾਮਦਾਸ ਜੀ ਦਾ ਭਲਾ ਕਰੀ ਮੈਨੂੰ ਗੁਰੂ ਦੀ ਗੋਦ ਵਿੱਚ ਸੁੱਤੀ ਹੋਈ ਨੂੰ ਉਠਾ ਦਿੱਤਾ ਇਹਨੇ ਫਿਰ ਬੇਨਤੀ ਸੁੱਤੇ ਦਰ ਦੂਜੇ ਨਹੀਂ ਲੈਣੇ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਇਹ ਪਹਿਲਾ ਸਟੈਪ ਇੱਕ ਦੋ ਜ਼ਬਾਨ ਗੁਰੂ ਜੀ ਕਹਿ ਰਹੇ ਆ ਭਾਈ ਸਾਹਿਬ ਕਹਿੰਦੇ ਨੇ ਸੁਰਤ ਸੰਕੋਚਤੀ ਬਜਰ ਕਪਾਟ ਖੋਲ ਨਾਦ ਬਾਦ ਪਰ ਅਨਤ ਲਿਬ ਬਚਨ ਵਿਸਰਜਤ ਅਨ ਰਸ ਰਹਿਤ ਹੋਵੇ ਨਿਚਰ ਅਪਾਰ ਤਾਰ ਅਪਿਓ ਪਿਆਵਖੀ ਪਹਿਲਾ ਕੰਮ ਇਹੀ ਦੁਨੀਆ ਦੀਆਂ ਫੋਕੀਆਂ ਗੱਲਾਂ ਛੱਡ ਕੇ ਤੂੰ ਰਸਨਾ ਨਾਲ ਜਪ ਇੱਕ ਦਿਨ ਤੇਰੀ ਰਸਨਾ ਉੱਤੇ ਵੀ ਨਾਮ ਦੀ ਧਾਰਾ ਚੱਲੇਗੀ ਮੈਂ ਸਿਰਫ ਆਪ ਨੂੰ ਬੇਨਤੀ ਕੀਤੀ ਹੈ ਗੁਰੂ ਨਾਨਕ ਸਾਹਿਬ ਅੱਜ ਕਹਿੰਦੇ ਨੇ ਪਤੀ ਦੇ ਘਰ ਜਾਣਾ ਇਹਦੀਆਂ ਪੌੜੀਆਂ ਵਿੱਚੋਂ ਪਹਿਲੀ ਪੌੜੀ ਇਹ ਵੇ ਇੱਕ ਦੂ ਜੀਬ ਹੋਂ ਲੱਖ ਹੋ ਹੈ ਇੱਕ ਜੀਬ ਤੋਂ ਜੀਬਾਂ ਲੱਖ ਹੋ ਜਾਣ ਗੁਰੂ ਸਾਹਿਬ ਕਹਿ ਰਿਹਾ ਲੱਖ ਹੋਵਹਿ ਜਿਹੜੀਆਂ ਇਹ ਲੱਖ ਨੇ ਲੱਖ 20 20 ਲੱਖ ਹੋ ਜਾਣ ਇੱਕ ਤੋਂ ਲੱਖ ਲੱਖ ਤੋਂ 20 ਲੱਖ ਲੱਖ ਲੱਖ ਗੇੜਾ ਆਖੀ ਹੈ ਇੱਕ ਇੱਕ ਰਸਨਾ ਨਾਲ ਲੱਖ ਲੱਖ ਗੇੜਾ ਤੂੰ ਪ੍ਰਮਾਤਮਾ ਨੂੰ ਕਹਿ ਕਿ ਜੀ ਏਕ ਨਾਮ ਜਗਦੀਸ਼ ਜਗਤ ਦਾ ਮਾਲਕ ਜਿਹੜਾ ਹੈ ਇੱਕ ਪ੍ਰਮਾਤਮਾ ਉਹਦੇ ਨਾਮ ਨੂੰ ਕਹਿ ਇਹ ਰਹਾ ਪਤ ਪਵੜੀਆਂ ਇਹ ਨੇ ਪਤੀ ਦੇ ਘਰ ਨੂੰ ਜਾਣ ਦਾ ਰਾਹ ਜਿਹੜਾ ਉਹਦੀਆਂ ਪੌੜੀਆਂ ਨੇ ਇਹਨਾਂ ਸਿਮਰਨ ਚਾਹੀਦਾ ਭਾਈ ਸਾਹਿਬ ਚਲੋ ਮੈਂ ਭਾਈ ਬੰਨੋਂ ਦਾ ਜ਼ਿਕਰ ਕੀਤਾ ਭਾਈ ਨੰਦ ਲਾਲ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਹਿੰਦਾ ਦਾਤਾ ਹੁਣ ਬਖਸ਼ਿਸ਼ ਕਰ ਇੱਕ ਜੀਵ ਨਹੀਂ ਜਿੰਨੇ ਰੋਮ ਨੇ ਸਾਰਿਆਂ ਨੂੰ ਜੀਵ ਲਾ ਦੇ ਜਿੰਨੇ ਸਵਾਸ ਨੇ ਮੈਂ ਦਮ ਦਮ ਤੈਨੂੰ ਹੀ ਗਾਉਣਾ ਹੈ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼ ਸੀਨਾ ਅਮਰਾ ਮਖਜ਼ ਨੇ ਇਸrar ਬਖਸ਼ ਈ ਦਿਲੇ ਬਰਿਆਨੇ ਮਾਰਾ ਸ਼ੌਕ ਦੇ ਦਰ ਗੋਲੂਯਮ ਬੰਦਗੀ ਰਾ ਤੌਕ ਦੇ ਖਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼ این خزانے چشم مارا فضل بخش ہر سرے میوم میرے جننے بھی موے دا ارت فارسی جننے بھی میرے شریر دے روم نے کیس نے ہر سرے میوم زبان کن از کرم میرے تے بخشش کر جننے روم نے ساریاں زبانہ بنا دے تاب گوئم وسب حق را دم بدم ਮੈਂ ਦਮ ਬਦਮ ਕੇ ਤੇਰੀ ਬੰਦਗੀ ਕਰ ਗੁਰਮਖੋ ਜਿਹਨੂੰ ਇਹ ਕਹਿ ਨਾ ਵੀ ਇੱਕ ਦੋ ਜੀਬੋ ਲੱਖ ਹੋਏ ਇਹਨੂੰ ਮਹਾਰਾਜ ਕਹਿੰਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਇਹਨੂੰ ਕਹਿ ਜੋ ਸਾਹਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਗੁਰੂ ਜੀ ਕਹਿ ਰਿਹਾ ਇਹ ਹੈ ਲੱਖ ਲੱਖ ਗੇੜਾ ਆਖੀਆਂ ਮੈਂ ਫਿਰ ਅਰਜ਼ ਕਰਾਂ ਜਦੋਂ ਨਾਮ ਦੀ ਬਖਸ਼ਿਸ਼ ਵਰਤੇ ਇੱਕ ਵਾਰੀ ਵਾਹਿਗੁਰੂ ਕਵੇ ਤੇ ਪੂਰੇ ਸਰੀਰ ਚਰਨਾੜ ਛਿੜ ਜਾਂਦੀ ਲੱਖਾਂ ਵਾਰੀ ਹੋ ਜਾਂਦਾ ਹੈ ਗੁਰਮੁਖ ਰੋਮ ਰੋਮ ਧਿਆਵੇ ਮਹਾਰਾਜ ਕਹਿੰਦੇ ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼ ਇਹ ਤਰ੍ਹਾਂ ਪਤ ਪਵੜੀਆਂ ਪਤੀ ਦੇ ਘਰ ਨੂੰ ਜਾਣ ਦੇ ਇਸ ਸਟੈਪ ਨੇ ਪੌੜੀਆਂ ਨੇ ਚੜੀਆ ਹੋਈ 21 ਉਸ ਨਾਲ ਅਪੇਦਤਾ ਇੱਕ ਮਿਕਤਾ ਹੈ ਪਰ ਹੁਣ ਅੱਗੇ ਨਾਲ ਗੱਲ ਬੜੀ ਬਖਸ਼ਿਸ਼ ਕੀਤੀ ਕਿਉਂ ਮੇਰੇ ਵਰਗੇ ਕਹਿ ਦੇਣਾ ਫਲਾਣਾ ਬੰਦਾ ਉਹ ਕਰਦਾ ਉਹ ਤਾਂ ਨਕਮਾ ਨਿਕਲਿਆ ਉਹ ਤਾਂ ਮਹਾਰਾਜ ਕਹਿੰਦੇ ਕਈ ਵਾਰੀ ਇੱਥੇ ਪਖੰਡੀ ਵੀ ਬੜਿਆ ਸੁਣ ਗੱਲਾਂ ਆਕਾਸ਼ ਕੀ ਆਤਮਿਕ ਮੰਡਲ ਵਿੱਚ ਵਿਚਰਨ ਵਾਲਿਆਂ ਦੀਆਂ ਗੱਲਾਂ ਸੁਣ ਕੇ ਕੀਟਾ ਆਈ ਰੀਸ ਮੈਂ ਦੇ ਅਰਥ ਯੂੰ ਕਰ ਲੱਗਾ ਜਿਹੜੇ ਕੀੜੇ ਧਰਤੀ ਤੇ ਰੇਂਗ ਕੇ ਚੱਲਦੇ ਆ ਉਹ ਅਸਮਾਨ ਵਿੱਚ ਉੱਡਣ ਵਾਲੇ ਜਿਹੜੇ ਪੰਛੀ ਨੇ ਉਹਨਾਂ ਦੀਆਂ ਰੀਸਾਂ ਕਰਦੇ ਪਿਆ ਪਰ ਗੁਰੂ ਜੀ ਕਹਿੰਦੇ ਆ ਉਹ ਤਾਂ ਧਰਤੀ ਤੋਂ ਉੱਠ ਨਹੀਂ ਰਿਹਾ ਇਹਦਾ ਮਤਲਬ ਭਾਵ ਅਰਥ ਲਈਏ ਉਹ ਕੀੜਾ ਜਿਹਨੂੰ ਨਾਮ ਭੁੱਲਿਆ ਹੋਇਆ ਭਾਵ ਅਰਥ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਜੇ ਦੇਖ ਲਈਏ ਉਹ ਜਿਹੜਾ ਧਰਤੀ ਤੇ ਜੇ ਡਿੱਗਿਆ ਜਿਹਦਾ ਅੰਦਰ ਸਿਰਫ ਤੇ ਸਿਰਫ ਸਰੀਰਕ ਵਾਸ਼ਨਾਵਾਂ ਤੇ ਇੰਦਰੀਆਂ ਵਿੱਚ ਹੀ ਖਚ ਦਿਖਾਏ ਉਹ ਪਖੰਡੀ ਕਈ ਵਾਰੀ ਬੰਦਗੀ ਕਰਨ ਵਾਲਿਆਂ ਦੀਆਂ ਮੁਖੀ ਰੀਸਾਂ ਕਰਨ ਲੱਗ ਪੈਂਦਾ ਹੈ ਜਿਵੇਂ ਹੰਸਾਂ ਵੇਖ ਤਰੰਦਿਆਂ ਬੱਗਾਂ 'ਤੇ ਆਇਆ ਚਾਓ ਉਂਝ ਰੀਸ ਚੰਗੀ ਹੈ ਮੈਂ ਆਪ ਨੂੰ ਬੇਨਤੀ ਕਰਾਂ ਜੇ ਇਮਾਨਦਾਰੀ ਨਾਲ ਬੰਦਾ ਇਹ ਕਹੇ ਹੁਣ ਫਿਰ ਸੁਣਿਓ ਇਹ ਰੀਸ ਹੈ ਪਰਪੰਚ ਲਈ ਇੱਕ ਰੀਸ ਹੈ ਜਿਵੇਂ ਮਹਾਰਾਜ ਨੇ ਕਿਹਾ ਇੱਕ ਬਚਨ ਹੈ ਕਿ ਯਾਰਵੇ ਪ੍ਰਹੱਬੇ ਸਕੀਆਂ ਮੂੰਹ ਕਹੀ ਨਾ ਜਹੀਆ ਯਾਰਵੇ ਇੱਕ ਡੂ ਇੱਕ ਚਾੜੇ ਉਹ ਕਿਸ ਚਾਤੇਹੀਆ ਇੱਕ ਡੂ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਉ ਉਠੰਦਾ ਉਹ ਉਹ ਹੋਰ ਪੱਖ ਹੈ ਤਿਨਾ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣ ਤਾਸਾ ਜਿੰਨੀ ਮੈਡਾ ਰਾ ਲਾਲ ਰਿਝਾਇਆ ਹੋ ਤਿਸ ਆਗੇ ਮਨ ਡਈਆ ਉਹ ਆਪਣੇ ਆਪ ਨੂੰ ਸਮਰਪਿਤ ਕਰਦੀਆਂ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਹੰਸਾਂ ਵੇਖ ਤਰੰਦਿਆ ਦੇਖ ਵੀ ਹੈ ਜੀ ਤੇ ਵੇਖ ਵੀ ਹੰਸਾਂ ਵੇਖ ਤਰੰਦਿਆ ਬੱਗਾਂ ਪਿਆਇਆ ਚਾਉ ਡੁੱਬ ਮਵੇ ਬਗ ਬਪੜੇ ਸਿਰ ਤਰ ਉਪਰ ਪਾਉ ਇੱਥੇ ਬੇਨਤੀ ਹੈ ਜੀ ਜਿਹੜੇ ਨਾਮ ਸਿਮਰਨ ਦੇ ਅਭਿਆਸੀ ਨੇ ਉਚਲੀਆਂ ਉਡਾਰੀਆਂ ਮਾਰਦੇ ਪਏ ਨੇ ਉਹਨਾਂ ਨੂੰ ਵੇਖ ਕੇ ਪਰਪੰਚੀ ਪਖੰਡੀ ਜਿਹੜੇ ਲੋਕ ਆ ਵਿਖਾਵੇ ਦੀ ਰੀਸ ਕਰਨੀ ਸ਼ੁਰੂ ਕਰ ਦਿੰਦੇ ਆ ਇਹਦੇ ਅਰਥ ਇਹ ਗੁਰਮਖਾਈ ਵੀ ਕੀਤੇ ਸੁਣ ਗੱਲਾਂ ਆਕਾਸ਼ ਕੀ ਕੀਟਾ ਹੀ ਰੀਸ ਜਿਵੇਂ ਮੈਂ ਅਰਥ ਕਰੀ ਜਾ ਰਿਹਾ ਉਹ ਕਹਿੰਦੇ ਨੇ ਕੁਝ ਬੰਦੇ ਐਸੇ ਜਿਹੜੇ ਇਸ ਅਵਸਥਾ 'ਚ ਪਹੁੰਚੇ ਨਹੀਂ ਪਰ ਜਿੱਥੇ ਬਣ ਗਏ ਆਮ ਬ੍ਰਹਮਸਮੀ ਹੁਣ ਕੋਈ ਨਹੀਂ ਰਹਿ ਗਿਆ ਹੁਣ ਤਾਂ ਬਸ ਰੱਬ ਹੀ ਰੱਬ ਹੈ ਰੱਬ ਹੀ ਰੱਬ ਹੈ ਗੁਰੂ ਸਾਹਿਬ ਕਹਿੰਦੇ ਝੂਠ ਬੋਲਦੇ ਪਏ ਆ ਇਹਦੀਆਂ ਇੰਦਰੀਆਂ ਤੇ ਕੀੜਿਆਂ ਦੀ ਤਰ੍ਹਾਂ ਧਰਤੀ ਜੁੜੀਆਂ ਨੇ ਫਿਰ ਬੇਨਤੀ ਕਿ ਗੱਲਾਂ ਉਹਨਾਂ ਦੀਆਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕੁਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ ਰੀਸਾਂ ਕਰੈ ਤੇਨਾੜੀਆਂ ਜੋ ਸੇਵੈ ਦਰ ਖੜੀਆਂ ਮਹਾਰਾਜ ਕਹਿੰਦੇ ਨੇ ਸੁਣ ਗੱਲਾਂ ਆਕਾਸ਼ ਕੀ ਕੀਟਾਂ ਹੀ ਰੀਸ ਹੁਣ ਮੈਂ ਦੂਜਾ ਪੱਖ ਰੱਖਿਆ ਤਿਨਾ ਦੇਖ ਮਨ ਚਾਹ ਉਠੰਦਾ ਗੁਰੂ ਜੀ ਕਹਿ ਰਿਹਾ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਅੱਗੇ ਫਿਰ ਦੇਖੋ ਸਤਿਗੁਰੂ ਬਖਸ਼ਿਸ਼ ਕਰ ਰਿਹਾ ਬੜੀ ਕਿਰਪਾ ਕਰਦੇ ਆ ਮੈਂ ਕਹਿੰਨਾ ਭਾਈ ਸਾਹਿਬ ਬੇਟੇ ਸਰਵਨ ਸਿੰਘ ਜੀ ਚਲੋ ਅੱਜ ਵੀ ਇਹਨਾਂ ਨਾਲ ਮੇਰੀ ਵਿਚਾਰ ਹੋਈ ਮੈਂ ਇੱਕ ਬੇਨਤੀ ਕਰਾਂ ਗੁਰੂ ਸਾਹਿਬ ਨੇ ਜਿੱਥੇ ਵੀ ਪਖੰਡ ਦਾ ਪਰਪੰਚ ਦਾ ਖੰਡਨ ਕੀਤਾ ਵਿਅੰਗਮਈ ਢੰਗ ਨਾਲ ਵੀ ਕੀਤਾ ਹੈ ਪਰ ਸੱਚ ਇਹ ਵੇ ਪਖੰਡੀ ਨੂੰ ਕਿਹਾ ਮੈਂ ਤੇਰਾ ਮਜ਼ਾਕ ਨਹੀਂ ਉਡਾਂਦਾ ਰੱਬ ਨਾਲ ਤੂੰ ਜੁੜ ਸਕਣਾ ਹੈ ਦੇਖੋ ਆਸਨਾ ਕੀ ਵਾਰ ਚ ਇੱਕ ਬਚਨ ਲਈਏ ਅੰਦਰੋਂ ਝੂਠੇ ਪੈਜ ਬਾਹਰ ਪਖੰਡੀ ਹੈ ਨਾ ਜੀ ਕੀਟਾਂ ਹੀ ਰੀਸ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਤ ਜੇ ਨਾਵਹਿ ਉਤਰੈ ਨਾਹੀ ਮਹਿਲ ਹੁਣ ਇੰਨਾ ਕੁ ਸ਼ਲੋਕ ਪੜ ਕੇ ਮੈਂ ਇਹ ਕਹਿਣਾ ਸ਼ੁਰੂ ਕਰ ਦਿਆਂ ਬਿਲਕੁਲ ਝੂਠ ਕੋਈ ਸਿਮਰਨ ਕੋਈ ਨਾਮ ਕੋਈ ਬੰਦਗੀ ਨਹੀਂ ਗੁਰੂ ਸਾਹਿਬ ਤੋਂ ਭੈ ਖਾ ਕੇ ਕਹਿਣਾ ਗੁਰਮਖੋ ਇਹ ਜੀਵਨ ਬੜਾ ਕੀਮਤੀ ਜੇ ਬਾਤਾ ਦੂਰ ਨਾ ਜਾਓ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਇੱਕ ਹਫਤਾ ਰਹਿ ਕੇ ਨਿਕਲਿਓ ਭਾਵਨਾ ਨਾਲ ਜਾਇਓ ਸੋਚ ਬਦਲ ਜਾਗੀ ਤੁਸੀਂ ਕਹੋਗੇ ਸੀ ਖਲੋਤੇ ਕਿੱਥੇ ਐ ਤੇ ਇੱਕ ਦੋ ਇੱਕ ਚੜੰਦੀਆਂ ਬੈਠੀਆਂ ਪਰ ਗੁਰੂ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਰਹੇ ਆ ਇੱਥੇ ਕਹਿ ਦਿੱਤਾ ਕਿ ਅਸਰ ਤੀਰਥ ਜੇ ਨਾਮੈ ਉਤਰੈ ਨਾਹੀ ਮੈਲ ਆਪਾਂ ਕਹਾਂਗੇ ਸਭ ਪਖੰਡ ਅੱਗੇ ਗੁਰੂ ਜੀ ਕਹਿੰਦਾ ਨਾ ਨਾ ਸਮਝ ਐਸੇ ਵੀ ਖੈਣ ਜਿਹੜੇ ਅੰਦਰੋਂ ਭਿੱਜੇ ਹੋਇਆ ਜਿਨ ਪਟ ਅੰਦਰ ਬਾਹਰ ਗੁੱਦੜ ਇੱਕ ਉਹ ਵੀ ਨੇ ਜਿਹੜੇ ਪਖੰਡੀ ਨੇ ਮਹਾਰਜ ਕਹਿੰਦੇ ਨੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੇਂ ਚੁੱਪ ਪੀ ਕਰ ਜਾਹੇ ਪਰਵਾਹ ਨਹੀਂ ਕਿਸੈ ਕੇਰੀ ਬਾਜ ਸੱਚੇ ਨਾ ਸੱਚੇ ਪ੍ਰਮਾਤਮਾ ਤੋਂ ਬਿਨਾ ਇੱਥੇ ਗੁਰੂ ਜੀ ਕਹਿੰਦੇ ਆ ਹੁਣ ਇੱਕ ਉਹ ਨੇ ਜਿਹੜੇ ਇੱਕ ਦੂ ਜੀਵੋ ਲੱਖ ਵਾਲੀ ਬਖਸ਼ਿਸ਼ ਉਹਨਾਂ ਨੂੰ ਵੇਖ ਕੇ ਜਿਹੜੇ ਜੇ ਗੰਦਗੀ ਦੇ ਕੀੜੇ ਡਿੱਗੇ ਫਿਰ ਜਾਉ ਰੀਸਾਂ ਕਰਨ ਲੱਗ ਪੈਂਦੇ ਗੁਰੂ ਜੀ ਕਹਿੰਦੇ ਆ ਫਿਰ ਵੀ ਜਿਹੜਾ ਇੰਨੀ ਬੰਦਗੀ ਕਰਦਾ ਹੈ ਹੁਣ ਇੱਥੇ ਇੱਕ ਹੋਰ ਬਖਸ਼ਿਸ਼ ਕਰ ਦਿੱਤੀ ਮੈਂ ਕਹਿੰਦਾ ਵੀ ਇੰਨੀ ਇਹ ਤਰ੍ਹਾਂ ਪਤ ਪਵੜੀਆਂ ਜੋ ਗੁਰੂ ਜੀ ਕਹਿ ਰਹੇ ਹੁਣ ਅਗਲਾ ਕਹੇਗਾ ਇਹ ਤਾਂ ਸਿਲੇਬਸ ਹੈ ਇਹ ਤਾਂ ਹੱਥੇ ਲਾਓ ਜ਼ੋਰ ਜਪੋ ਮਹਾਰਾਜ ਅੱਗੇ ਕਹਿੰਦਿਆ ਇੰਨਾ ਕੁਝ ਕਰਕੇ ਵੀ ਨਾਨਕ ਨਦਰੀ ਪਾਈਐ ਇਹ ਜਪਿਆ ਹੋਇਆ ਫਲੀ ਪੂ ਤਾਂਖ ਹੈ ਇਹ ਫਲ ਤਾਂਖ ਹੈ ਜਦੋਂ ਦੀ ਬਖਸ਼ਿਸ਼ ਉਹਦੀ ਨਦਰ ਵਰਦੀਏ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਝੂਠੇ ਦੀ ਝੂਠੀ ਠੀਸ ਦਰ ਤੇ ਗੱਪ ਫਿਰ ਬੇਨਤੀ ਗੱਪੀ ਕਹਿੰਦੇ ਨੇ ਉਹ ਕੱਲਾ ਜਪ ਨਹੀਂ ਕਹਿ ਰਿਹਾ ਉਹ ਕਹਿ ਰਹੇ ਨੇ ਗੁਰੂ ਜੀ ਕਹਿੰਦੇ ਉਹ ਜਪਣ ਵਾਲਾ ਕਹਿੰਦਾ ਨਦਰੀ ਉਹਦੀ ਬਖਸ਼ਿਸ਼ ਹੈ ਉਹਦੀ ਬਖਸ਼ਿਸ਼ ਨਾਲ ਜਪਿਆ ਜਾ ਰਿਹਾ ਉਹ ਇੰਨਾ ਕੁਝ ਕਮਾ ਕੇ ਵੀ ਕਹਿ ਰਿਹਾ ਨਾਨਕ ਨਦਰੀ ਪਾਈਏ ਤੇ ਜਿਹੜਾ ਕੀਟਾਂ ਆਈ ਰੀਸ ਉਹਨੂੰ ਗੁਰੂ ਕਹਿੰਦਾ ਕੂੜਾ ਕੂੜੀ ਠੀਸ ਵੇਖੋ ਅੱਧੀ ਤੁਖ ਜਿਹੜੀ ਹੈ ਇੱਕ ਦੋ ਜੀਵੋ ਲੱਖ ਤੇ ਦੂਜੀ ਜਿਹੜੀ ਅੱਧਾ ਹਿੱਸਾ ਹੈ ਗੁਰੂ ਜੀ ਕਹਿੰਦੇ ਝੂਠਾ ਗੱਪ ਮਾਰਦਾ ਪਿਆ ਹੈ ਇਸੇ ਕਰਕੇ ਮੈਂ ਬੇਨਤੀ ਕਰਾਂਗਾ ਉਹ ਬੰਦੇ ਜਿਹੜੇ ਪਰਮਾਤਮਾ ਜੀ ਪੁੱਛੋ ਕੁਝ ਨਾ ਜੀ ਇਹ ਤੇ ਬੜਾ ਔਖਾ ਜੇ ਜੀ ਰੱਬ ਦਾ ਨਾਮ ਤੇ ਪੁੱਛੋ ਕੋਈ ਨਾ ਸਵਾਦ ਹੀ ਬੜਾ ਜੇ ਭਗਤ ਨਾਮਦੇਵ ਜੀ ਨੇ ਕਿਹਾ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਰੀ ਚਨਾ ਖਜ਼ੂਰ ਕਾਇ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਚ ਪਾਇਓ ਪੰਡਿਤ ਹੋਏ ਕਹੇ ਵੇਦ बखान ਠੀਸ ਗੱਪਾਂ ਮਾਰ ਰਹੇ ਪੰਡਿਤ ਹੋਏ ਕਹੇ ਵੇਦ ਬਖਾਨਾ ਉਹਨਾਂ ਕਹਿਆ ਜੀ ਅਸੀਂ ਪੜ੍ਹੇ ਤੇ ਤੂੰ ਅਨਪੜ੍ਹੇ ਕਹਿੰਦਾ ਵੇਦ ਕੀ ਕਹਿ ਰਹੇ ਨੇ ਭਗਤ ਜੀ ਕਹਿੰਦੇ ਵੇਦ ਕੀ ਕਹਿ ਰਹੇ ਨੇ ਕਹਿੰਦੇ ਵੇਦ ਬ੍ਰਹਮ ਕੀ ਬਾਤ ਕਰਤਾ ਹੈ ਉਹ ਕਹਿੰਦਾ ਉਹ ਬ੍ਰਹਮ ਕੀ ਬਾਤ ਕਰਤਾ ਹੈ ਮੈਂ ਬ੍ਰਹਮ ਕੇ ਸਾਥ ਬਾਤ ਕਰਤਾ ਹੂੰ ਹੁਣ ਤੂੰ ਮੇਰੇ ਨਾਲ ਗੱਲ ਕਰ ਤੂੰ ਵੇਦ ਪੜ੍ਹ ਰਿਹਾ ਮੈਂ ਉਹਦੇ ਨਾਲ ਗੱਲਾਂ ਕਰਨਾ ਜਿਹਦੀਆਂ ਗੱਲਾਂ ਵੇਦ ਕਰ ਰਿਹਾ ਗੁਰੂ ਜੀ ਕਹਿੰਦੇ ਆ ਪੰਡਿਤ ਹੋਏ ਕੈ ਬੇਦਵਖਾਨੇ ਭਗਤ ਜੀ ਮੂਰਖ ਨਾਮ ਦਿਓ ਰਾਮ ਨੇ ਜਿਨੇ ਜਾਣਿਆ ਹੈ ਹੁਣ ਉਹਦੀ ਰੀਸ ਬੰਦਾ ਕਰੀ ਜਾ ਮੈਂ ਫਿਰ ਬੇਨਤੀ ਕਰਾਂਗਾ ਕਿ ਬੰਦਗੀ ਕਰਨ ਵਾਲਾ ਉਹਦੀ ਸੋਭਤ ਕਰਕੇ ਚਾਹ ਬਣਾਈਏ ਕਿ ਦਾਤਿਆ ਜੋ ਇਹਨਾਂ ਨੂੰ ਦਿੱਤਾ ਹੀ ਮੈਨੂੰ ਵੀ ਬਖਸ਼ ਦੇ ਪਰ ਇਹ ਨਾ ਰੀਸ ਕਰੀਏ ਵੀ ਉਹਦੇ ਬਾਹਰਮੁਖੀ ਕਿਰਿਆ ਵੇ ਕਿ ਘੱਟ ਬੋਲਣਾ ਐਸਤਾ ਐਸਤਾ ਬੋਲਣਾ ਬੜੇ ਬੰਦੇ ਦੇਖੇ ਸੀ ਮੈਂ ਇੱਕ ਉਦਾਹਰਨ ਦੇ ਕੇ ਕਿ ਚਾਹ ਬਣੇ ਚਲੋ ਨਾਮਦੇਵ ਜੀ ਦਾ ਜ਼ਿਕਰ ਆ ਗਿਆ ਤਰਲੋਚਨ ਰੋਜ਼ ਆਉਂਦਾ ਇੱਕ ਵਾਰੀ ਸੀ ਵਾਚਿਆ ਸੀ ਤੇ ਉਹ ਨਾਮਦੇਵ ਜਦੋਂ ਪ੍ਰਮਾਤਮਾ ਦੀ ਗੱਲ ਕਰਦੇ ਆ ਉਹ ਟਿਕ ਜਾਂਦੇ ਆ ਚੁੱਪ ਕਰ ਜਾਂਦੇ ਆ ਅੰਦਰੇ ਅੰਦਰ ਪ੍ਰੀਤਮ ਦੀ ਸੇਜ ਨੂੰ ਮੰਨਦੇ ਆ ਤੇ ਤਰਲੋਚਨ ਜਿਹੜਾ ਉਹ ਕਹਿੰਦਾ ਵੀ ਇਹ ਤੁਸੀਂ ਕੀ ਕਰਦੇ ਹੋ ਇਹ ਅੱਖਾਂ ਬੰਦ ਕਰਕੇ ਕਰਦੇ ਹੋ ਉਹ ਕਹਿੰਦੇ ਆ ਪਰਮਾਤਮਾ ਨਾਲ ਗੋਸ਼ਟ ਹੁੰਦੀ ਹੈ ਉਹਨੇ ਅੱਗੋਂ ਕਿਹਾ ਜੇ ਗੋਸ਼ਟ ਹੁੰਦੀ ਏ ਤੇ ਮੇਰੀ ਵੀ ਗੱਲ ਕਰ ਮੈਂ ਵੀ ਤਾਂ ਤੇਰੇ ਕੋਲ ਬੈਠਾ ਤੇਰੇ ਕੋਲ ਆ ਗਿਆ ਤੇ ਮੇਰੇ ਕੋਲ ਕਿਉਂ ਨਹੀਂ ਆ ਜਾਈ ਸਵਾਲ ਨੇ ਨਾ ਵੀ ਥਾਂ ਹੀ ਇੱਕੋ ਹੀ ਏ ਤੂੰ ਅੱਖਾਂ ਬੰਦ ਕਰਕੇ ਕਹਿੰਦਾ ਆ ਗਿਆ ਮੈਂ ਕਹਿੰਦਾ ਮੇਰਾ ਕੁਝ ਬਣੇ ਉਹ ਕਹਿੰਦੇ ਮੈਂ ਤੇਰੀ ਬੇਨਤੀ ਕਰੂੰਗਾ ਭਾਈ ਸਾਹਿਬ ਨੇ ਬੜਾ ਸੋਹਣਾ ਸੰਵਾਦ ਲਿਖਿਆ ਹੈ ਇਹ ਪ੍ਰਭੂ ਦਾ ਤੇ ਨਾਮਦੇਵ ਦਾ ਕਹਿੰਦੇ ਦੂਜੇ ਦਿਨ ਜਦੋਂ ਨੇਤਰ ਕਹਿੰਦੇ ਨੇ ਪ੍ਰਮਾਤਮ ਜੀ ਤਰਲੋਚਨ ਤੇ ਕਿਰਪਾ ਕਰੋ ਕਹਿੰਦੇ ਉਹ ਬਾਣੀਆਂ ਹੀ ਮੈਂ ਬਾਣੀਆਂ ਦਾ ਜਾਤ ਨੇ ਕਹਿੰਦੇ ਉਹ ਉਹ ਚੇਤੇ ਰੱਖੀ ਉਹਦਾ ਭਾਂਡਾ ਨਹੀਂ ਸਾਫ਼ ਉਹ ਚਲਾਕੀਆਂ ਕਰਦਾ ਹੀ ਤੇ ਕਹਿਣ ਲੱਗੇ ਨਾਲੇ ਜਦੋਂ ਆਉਂਦਾ ਉਹਦੇ ਅੰਦਰ ਇੱਕ ਫੁਰਨਾ ਪਿਆ ਇੰਨਾ ਪੈਸਾ ਮੇਰੇ ਕੋਲ ਕਹਿੰਦੇ ਨੇ ਨਹੀਂ ਨਹੀਂ ਤੇਰੇ ਨਾਲ ਰੋਜ਼ ਗੱਲ ਉਹਦੇ ਨਾਲ ਨਹੀਂ ਅੱਗੋਂ ਪਤਾ ਕਿ ਭਗਤ ਜੀ ਕਹਿੰਦੇ ਆ ਕਹਿੰਦੇ ਚਲਾਕ ਜੋ ਮਰਜੀ ਜੋ ਮਰਜੀ ਚਲਾਕੀਆਂ ਵਰਦਾ ਮੈਂ ਵਾਦਾ ਕਰ ਆਇਆ ਕਹਿਣ ਲੱਗੇ ਤੇਰੀ ਗੱਲ ਮੈਂ ਮੋੜਦਾ ਨਹੀਂ ਜਾਂ ਤੇਰੇ ਪਿੱਛੇ ਉਹਦਾ ਵੀ ਪੜਾ ਹੋਇਆ ਮੈਂ ਬੇਨਤੀ ਕਰਾਂਗਾ ਚਾਹ ਹੋਵੇ ਭਾਵੇਂ ਉਹ ਦਿਨ ਭਾਈ ਸਾਹਿਬ ਨੇ ਲਿਖਿਆ ਦਰਸ਼ਨ ਵੇਖਣ ਨਾਮ ਦਿਓ ਭਲਕੇ ਉਠ ਤਰਲੋਚਨ ਆਵੇ ਭਗਤ ਕਰਨ ਮਿਲ ਦੋਏ ਜੈ ਨਾਮ ਦਿਓ ਹਰ ਚਲਤ ਸੁਣਾਵੇ ਉਥੇ ਉਹ ਕਹਿੰਦਾ ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੇ ਉਹਦੇ ਵਿੱਚੋਂ ਮੈਂ ਤੁਕ ਲੈਣ ਲੱਗਾ ਠਾਕੁਰ ਜੀ ਨੂੰ ਪੁੱਛਿਓਸ ਪੁੱਛਿਓਸ ਉਸਨੇ ਪੁੱਛਿਆ ਦਰਸ਼ਨ ਕਿਵੇਂ ਤਰਲੋਚਨ ਪਾਵੇ ਹੱਸ ਕੇ ਠਾਕੁਰ ਬੋਲਿਆ ਨਾਮ ਦਿਓ ਨੂੰ ਕਹਿ ਸਮਝਾਵੇ ਭਾਤਨ ਹੱਥ ਨਾ ਆਵੇ ਭੇਟ ਸੋ ਉਹ ਵਪਾਰੀ ਆ ਬੈਂਦਾ ਤੇਰੇ ਕੋਲੇ ਤੇ ਕਰਦਾ ਵਪਾਰ ਹੈ ਉਹ ਮੇਰੇ ਨਾਲ ਵੀ ਗੱਲ ਪੈਸਿਆਂ ਨਾਲ ਕਰਨੀ ਚਾਹੁੰਦਾ ਹੱਥ ਨਾ ਆਵੇ ਭੇਟ ਸੋ ਤੁਸ ਤਰਲੋਚਨ ਮੈਂ ਮੂੰਹ ਲਾਵੇ ਅੱਗੇ ਕਹਿੰਦੇ ਖਾਉ ਅਧੀਨ ਖਾਂ ਭਗਤ ਦਾ ਭਗਤ ਦੇ ਪਹੁੰਚ ਨਾ ਹੰਗਾ ਭਗਤੀ ਦਾ ਵੇ ਭਗਤਾ ਉਹਦੀ ਕਮਾਈ ਕੋਈ ਨਹੀਂ ਪਰ ਤੇਰੀ ਜ਼ੁਬਾਨ ਝੂਠੀ ਪੈ ਗਈ ਤੇ ਲੋਕਾਂ ਕਹਿਣਾ ਭਗਤ ਕਾ ਦਾ ਤੇਰੇ ਪਿੱਛੇ ਉਹਨੂੰ ਵੀ ਤਾਰਿਆ ਹੋਏ ਵਿਚੋਲਾ ਆਣ ਮਿਲਾਵੇ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਦੇਖੋ ਜਿਹੜੀ ਗੱਪ ਹੈ ਤੇ ਸੱਚੀ ਮੁੱਚੀ ਪਰਮਾਰਥ ਇੱਕ ਹੈ ਹੀ ਐਸਾ ਇਹਦਾ ਤੇ ਕੰਮ ਇੰਨੀ ਛੇਤੀ ਚੱਲਦਾ ਰਹਿ ਰੱਬ ਦਾ ਨਾਂ ਉਦੋਂ ਨੂੰ ਹੱਸਦਿਆ ਸਿੰਘ ਕਹਿੰਦਾ ਜੇ ਮੀਤੇ ਵਰਗੇ ਦਾ ਇੰਨਾ ਚੱਲ ਗਿਆ ਉਹ ਮੀਤਾ ਨਾ ਨਾਂ ਦਿੱਤਾ ਜੀ ਉਹ ਰਾਮ ਰੀਮ ਗੁਰਮੀਤ ਹਨਾ ਸਿੱਧਾ ਸ਼ਬਦ ਨਹੀਂ ਗੁਰਮਖੋ ਗੁਰਮੁਖ ਜਪਣ ਵਾਲੇ ਦੀ ਬੇਨਤੀ ਕਰੀਏ ਭਈ ਦਾਤਾ ਜੀ ਕਿਰਪਾ ਕਰੋ ਕਰਮਹੀਨ ਤਨ ਕਰੇ ਬੇਨਤੀ ਇਹ ਰੀਸ ਥੋੜਾ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮਰਾਰੀ ਇਹ ਰੀਸ ਨਹੀਂ ਇਹ ਚਾਹ ਹੈ ਗੁਰੂ ਜੀ ਇੱਥੇ ਕਹਿ ਰਿਹਾ ਭਾਈ ਸਿੱਖੋ ਕਿ ਇਹ ਇਹ ਬਖਸ਼ਿਸ਼ ਹੈ ਇਹਨਾਂ ਜਪ ਕਰੇ ਪਰ ਨਾਲ ਹੱਥ ਨਹੀਂ ਹੁਣ ਅਗਲੀ ਪੌੜੀ ਇਸ ਪੌੜੀ ਦੀ ਵਿਆਖਿਆ ਕਰੇਗੀ ਮਤਾ ਸਮਝੋ ਇੱਕ ਦੂ ਜੀਵੋ ਲੱਖ ਹੋਏ ਲੱਖ ਹੋਏ ਲਖਵੀਸ ਇਹ ਖੱਟ ਹੈ ਕਹਿੰਦੇ ਨੇ ਨਹੀਂ ਇਹ ਖੱਟ ਨਹੀਂ ਇਹ ਬਖਸ਼ਿਸ਼ ਹੈ ਤੇ ਗੁਰੂ ਜੀ ਜ਼ੋਰ ਨਾਲ ਕਹਿੰਦੇ ਨਹੀਂ ਹੁਣ ਅਗਲੀ ਪੌੜੀ ਆਖਣ ਜ਼ੋਰ ਜ਼ੋਰ ਨਾਲ ਥੋੜਾ ਆਖਿਆ ਜਾਣਾ ਆਖਣ ਜੇ ਮੰਨ ਲਓ ਮੈਂ ਆਖਣਾ ਵੀ ਸਿਮਰਨ ਵੀ ਆਖਣਾ ਮੇਰੀ ਕੀ ਤਾਕਤ ਦੀ ਜੀ ਮੈਂ ਆਖ ਸਕਾਂ ਆਖਣ ਜ਼ੋਰ ਮੈਂ ਬੇਨਤੀ ਕਰਾਂ ਮੈਂ ਪਾਠ ਜ਼ੋਰ ਹੀ ਕਰਾਂਗਾ ਚਲੋ ਜਿਉਂ ਜਿਉਂ ਤੁਸੀਂ ਕਥਾ ਕਰਦੇ ਆ ਫਿਰ ਜ਼ੋਰ ਆਪਾਂ ਕਹਿ ਲਾਂਗੇ ਕਿਉਂਕਿ ਆਪ ਨੂੰ ਸਭ ਨੂੰ ਪਤਾ ਜੀ ਭਾਈ ਸਾਹਿਬ ਨੇ ਮੇਰੀ ਗੱਲ ਹੋਈ ਕਿ ਚਲੋ ਸਾਡੇ ਵਿੱਚ ਤਾਂ ਸਾਊਂਡ ਸਿਰਫ ਦੋ ਹੀ ਜੱਜੇ ਦੀ ਯਹੀ ਆ ਤੇ ਜੱਜਾ ਨਾ ਜੀ ਝੱਜਾ ਜਿਹੜਾ ਉਹ ਚ ਦੋ ਮਿਲ ਜਾਂਦੇ ਨੇ ਚੱਚਾ ਤੇ ਜੱਜਾ ਮਿਲ ਜਾਂਦਾ ਉੰਜ ਤਾਂ ਯਹੀ ਆ ਤੇ ਜੱਜਾ ਹੀ ਹੈ ਨਾ ਚਲੋ ਹੁਣ ਤਾਂ ਜਿਹੜੀ 35 ਤੋਂ ਅੱਗੇ ਜੱਜੇ ਪੈਰ ਵੀ ਬਿੰਦੀ ਖੈ ਪਰ ਉੱਥੇ ਜੀਮ ਖੈ ਜਵਾਦ ਖੈ ਜ਼ੋਏ ਖੈ ਜ਼ਾਲ ਖੈ ਪਰ ਇੱਥੇ ਚਲੋ ਜੋ ਪਾਠ ਮੈਂ ਖੜੇ ਕਰੀਏ ਆਖਣ ਜੋਰ ਆਖਣ ਵਿੱਚ ਕੋਈ ਬੰਦੇ ਦਾ ਜੋਰ ਨਹੀਂ ਤੇ ਸਾਡਾ ਕੋਈ ਜੋਰ ਨਹੀਂ ਇਹ ਹੈ ਭਗਤ ਜਨ ਜਿਹੜਾ ਆਪੇਦ ਹੋਇਆ ਉਹ ਕਹਿ ਰਿਹਾ ਮੇਰਾ ਕੋਈ ਜੋਰ ਨਹੀਂ ਜਿਹਨੂੰ ਗੁਰੂ ਰਾਮਦਾਸ ਕਹਿ ਰਿਹਾ ਜਪ ਵੀ ਤੇਰਾ ਤਪ ਵੀ ਤੇਰਾ ਸਿਮਰਨ ਵੀ ਤੇਰਾ ਦਾਤ ਵੀ ਤੇਰੀ ਮਰਨ ਵੀ ਤੇਰਾ ਜਨਮ ਵੀ ਤੇਰਾ ਕੀਤਾ ਕਰਨਾ ਇਹ ਇਹ ਉਹ ਤੋਕੇ ਦੀ ਅਰਥ ਵਿਆਖਿਆ ਕਰੀ ਕੀਤਾ ਕਰਨਾ ਸਰਬ ਰਜ਼ਾਈ ਕਿਚ ਕੀਚੈ ਜੇ ਕਰ ਸਕੀਏ ਆਪਣਾ ਕੀਤਾ ਕਿਚੂ ਨਾ ਹੋਵੇ ਜਿਉ ਖਰ ਭਾਵੇ ਤਿਉ ਰੱਖੀਐ ਮੇਰੇ ਖਰ ਜਿਓ ਜਿਸ ਹੱਥ ਜੋਰ ਕਰ ਵੇਖੈ ਸੋਏ ਮੇਰੇ ਖਰ ਜਿਓ ਸਭ ਕੋ ਤੇਰਾ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੈ ਜਿਉ ਭਾਵੇ ਤਿਉ ਬਖਸ਼ ਸਾਡਾ ਜੋਰ ਥੋੜਾ ਨਾ ਜਪ ਕਰਕੇ ਕਹੀ ਸੀ ਇਹਨਾਂ ਕਰ ਲਿਆ ਜਿਵੇਂ ਤੈਨੂੰ ਪਾਉਂਦਾ ਹੈ ਸਾਡਾ ਜੋਰ ਨਹੀਂ ਇਸੇ ਕਰਕੇ ਗੁਰੂ ਜੀ ਨੇ ਕਿਹਾ ਜਿਸ ਦਾ ਦਿੱਤਾ ਖਾਵਣਾ ਆਕੜੀ ਨਾ ਤਿਸ ਕਈ ਐ ਸਾਬਾਸ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ ਉੰਜ ਇਸ ਵਿੱਚ ਦੋ ਗੱਲਾਂ ਜਿਹੜੀਆਂ ਆਈਆਂ ਨਾ ਅੱਗੇ ਜੋਰ ਨਾ ਜੀਵਨ ਜੋਰ ਨਾ ਜੀਵਨ ਨਾ ਜੀਵਨ ਮਰਨ ਨਾ ਹੈ ਜੋਰ ਜੇ ਜਨਮ ਜੋਰ ਨਾਲ ਨਹੀਂ ਤੇ ਮੌਤ ਤੇ ਵੀ ਜੋਰ ਨਹੀਂ ਤੇ ਚੇਤੇ ਰੱਖਿਓ ਜੇ ਇਹ ਦੋਨਾਂ ਜਿਹੜੇ ਜੋਰ ਕੋਈ ਨਹੀਂ ਜਿਹੜਾ ਇਹਨਾਂ ਦੋਨਾਂ ਦੇ ਵਿੱਚ ਜੀਵਨ ਹੈ ਉਹਨੂੰ ਕਿਉਂ ਜੋਰ ਲਾਈ ਜਾਂਦੇਗਾ ਇੱਕ ਪਾਸੇ ਜਨਮ ਇੱਕ ਪਾਸੇ ਮੌਤ ਮੈਂ ਇੱਕ ਦੁੱਖ ਛੱਡ ਕੇ ਚੱਲਿਆ ਮੈਂ ਕਰਾਂਗਾ ਪਿਛਾਰਤ ਉਹ ਮੈਂ ਇਸ ਕਰਕੇ ਮੇਰੇ ਮਨ ਚ ਤਾਂ ਆਇਆ ਵੀ ਜੇ ਜਨਮ ਜੋਰ ਨਹੀਂ ਮੌਤ ਜੋਰ ਨਹੀਂ ਤੇ ਜਿਹੜੇ ਆ ਚਾਰ ਦਿਨ ਤੈਨੂੰ ਮਿਲੇ ਨੇ ਇਹ ਕਿਉਂ ਡਿੰਗਾ ਮਾਰੀ ਜਾਂਦੇ ਫਿਰ ਬੇਨਤੀ ਹੈ ਇਹਨੂੰ ਫਿਰ ਸੁਣਿਓ ਆਖਣ ਜੋਰ ਚੁੱਪੈ ਨਾ ਜੋਰ ਮੈਂ ਤੇ ਇਉਂ ਅਰਥ ਕਰ ਲਾਂ ਜੇ ਮੈਂ ਕਹਾ ਮੈਂ ਤੇਰੀ ਬੰਦਗੀ ਆਖਣੀ ਹੈ ਮੇਰਾ ਜੋਰ ਨਹੀਂ ਚੱਲਣਾ ਤੂੰ ਕਿਰਪਾ ਕਰੇਗਾ ਤੇ ਇਸ ਜੀਵ ਨੇ ਵੈਗਰੂ ਕਹਿਣਾ ਹੈ ਇਹਨੂੰ ਇਉਂ ਅਰਥ ਕਰੀਏ ਵੀ ਤੇਰੀ ਕਿਉਂਕਿ ਨਾਨਕ ਨਦਰੀ ਪਾਈ ਹੈ ਜਿਹੜਾ ਇਹ ਗੱਪ ਮਾਰ ਕੇ ਕਹਿੰਦਾ ਇੰਨੀਆਂ ਕਮਾਈਆਂ ਜੀ ਪੁੱਛੋ ਕੁਝ ਨਾ ਜੀ ਸਿਰੇ ਲੱਗ ਗਈ ਮਹਾਰਾਜ ਕਹਿੰਦੇ ਨਹੀਂ ਜਿਹੜਾ ਨਦਰੀ ਵਾਲਾ ਉਹ ਕਹਿੰਦਾ ਆਖਣ ਜ਼ੋਰ ਆਪਣੀ ਤਾਕਤ ਨਾਲ ਤੈਨੂੰ ਕਿਹਾ ਨਹੀਂ ਜਾ ਸਕਦਾ ਚੁੱਪ ਹੈ ਮੈਂ ਜੋਰ ਜੇ ਕਾਂ ਵੀ ਮੇਰਾ ਮੈਂ ਵਰਤ ਕਰ ਲਗਾ ਵੀ ਮੇਰਾ ਮਨ ਜਿਹੜਾ ਹੈ ਉਹ ਸੱਚੀ ਮੁੱਚੀ ਖਮੋਸ਼ ਹੋ ਗਿਆ ਮੇਰੇ ਮਨ 'ਚ ਫੁਰਨਾ ਕੋਈ ਨਹੀਂ ਉੱਠਦਾ ਗੁਰੂ ਜੀ ਕਹਿੰਦੇ ਨੇ ਨਹੀਂ ਜੋਰ ਨਾਲ ਅੰਦਰ ਦੀ ਅਫੁਰ ਅਵਸਥਾ ਵੀ ਨਹੀਂ ਮਿਲਦੀ ਨਾ ਬਾਹਰੋਂ ਬੋਲਣ 'ਚ ਤਾਕਤ ਉਂਝ ਬਾਹਰ ਮੁਖੀ ਵੀ ਦੇਖੋ ਸੱਚ ਇਹ ਜੇ ਅਸੀਂ ਤਾਂ ਹੀ ਟੈਂ ਟੈਂ ਕਰਕੇ ਬੋਲਣਾ ਮੈਂ ਆਪਣੀ ਗੱਲ ਕਰ ਰਿਹਾ ਜੇ ਅੰਦਰੋਂ ਕੋਈ ਬੁਲਾਉਂਦਾ ਪਰ ਜੇ ਉਹਨੇ ਕਿਹਾ ਵੀ ਅਗਲੀ ਜ਼ਬਾਨ ਨਹੀਂ ਤੂੰ ਬੋਲ ਸਕਦਾ ਨਾਲ ਹੀ ਖਿੱਚ ਦਿੰਦਾ ਕਬੀਰ ਜੋ ਹਮ ਜੰਤ ਬਜਾਵਤੇ ਟੁੱਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੇ ਜੋ ਚਲੇ ਬਜਾਵਣ ਹਾਰ ਬਜਾਣ ਵਾਲੇ ਤੁਰ ਗਿਆ ਟੁੱਟ ਗਈ ਤਾਰ ਆ ਕਈ ਸਿੰਘਾਂ ਦੀਆਂ ਦੇਖਿਆ ਨਹੀਂ ਜੀ ਵੀਡੀਓ ਅੱਜ ਕੱਲ ਉਹ ਸਿਮਰਨ ਕਰਦੇ ਕਰਦੇ ਸ਼ਬਦ ਪੜਦੇ ਪੜਦੇ ਉੱਤੇ ਪੂਰੇ ਹੋ ਗਏ ਘਰੋਂ ਤੇ ਹੀ ਕਰਨ ਆਏ ਸਨ ਵੀ ਸ਼ਬਦ ਪੂਰਾ ਕਰਕੇ ਆਵਾਂਗੇ ਗੁਰੂ ਜੀ ਕਹਿੰਦੇ ਨਹੀਂ ਤੂੰ ਆਪਣੀ ਮਰਜ਼ੀ ਨਾਲ ਬੋਲ ਵੀ ਨਹੀਂ ਸਕਦਾ ਜੇ ਉਹ ਚਾਹੇ ਤਾਂ ਨਾਲ ਹੀ ਖਿੱਚ ਲੈ ਮਹਾਰਾਜ ਜੀ ਬਚਨ ਕਰ ਰਹੇ ਆ ਕਿ ਦੇਖੋ ਆਪਣੀ ਮਰਜ਼ੀ ਨਾਲ ਨਹੀਂ ਬੋਲ ਸਕਦਾ ਆਖਣ ਜੋਰ ਚੁੱਪੈ ਨਾ ਜੋਰ ਮੇਰੀ ਚੁੱਪ ਅਵਸਥਾ ਮੇਰੀ ਮਰਜ਼ੀ ਨਾਲ ਨਹੀਂ ਤੂੰ ਜਿੱਦਨ ਚਾਹੇਗਾ ਉਦਨ ਅਫੁਰ ਕਰ ਦੇਗਾ ਤੂੰ ਜਦੋਂ ਚਾਹੇਗਾ ਉਦੋਂ ਗੁਰੂ ਗੁਰੂ ਜਪਾਏਗਾ ਜੋਰ ਨਾ ਮੰਗਣ ਜੋਰ ਨਾ ਮੰਗਣ ਨਾ ਮੰਗਣ ਮੰਗਣ ਵਿੱਚ ਵੀ ਸਾਡਾ ਕੋਈ ਜੋਰ ਨਹੀਂ ਸੱਚ ਜੇ ਕੋਈ ਜੋਰ ਨਹੀਂ ਦੇ ਅਰਥ ਟੀਕੇ ਤੋਂ ਹਟ ਕੇ ਕਰ ਰਹੇ ਆ ਮੇਰੀ ਜ਼ਬਾਨ ਕਹਿੰਦੀ ਪਈ ਏ ਪ੍ਰਮਾਤਮਾ ਨਾਮ ਚਾਹੀਦਾ ਸਿਮਰਨ ਚਾਹੀਦਾ ਅੰਦਲ ਵਾਲਾ ਨਕਮਾ ਕਹੀ ਜਾਂਦਾ ਨਹੀਂ ਰੁਪਈਆ ਚਾਹੀਦਾ ਜੋਰ ਹੀ ਨਹੀਂ ਚੱਲਦਾ ਪਿਆ ਉਦਨ ਬੇਨਤੀ ਕੀਤੀ ਕਾਜੀ ਬਾਹਰੋਂ ਪੜ ਰਿਹਾ ਹੈ ਕੁਰਾਨ ਦੀਆਂ ਇਤਾਂ ਤੇ ਅੰਦਰ ਵਾਲਾ ਜਿਹੜਾ ਬਿਸ਼ੇਰੀ ਪਿੱਛੇ ਤੁਰਿਆ ਫਿਰਦਾ ਗੁਰੂ ਸਾਹਿਬ ਕਹਿ ਰਿਹਾ ਜ਼ੋਰ ਨਾ ਮੰਗਣ ਮੰਗਣ ਵਿੱਚ ਕੋਈ ਜ਼ੋਰ ਨਹੀਂ ਸਾਡਾ ਚੱਲਣਾ ਤੂੰ ਅੰਤਰ ਆਤਮੇ ਤੋਂ ਅਸੀਸ ਦੇ ਫਿਰ ਆਵਾਜ਼ ਮਿਜ ਨਿਕਲੇਗੀ ਮੰਗੂ RAM ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋਂ ਤੁਮਰਾ ਨਾਮ ਅੰਦਰੋਂ ਆਵਾਜ਼ ਤੂੰ ਬਖਸ਼ਿਸ਼ ਕਰੇ ਤੇ ਮੰਗਣ ਦੀ ਜਾਚ ਆਏਗੀ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੇ ਮੰਗ ਬੰਦਗੀ ਮੰਗਣ ਚ ਕੋਈ ਜ਼ੋਰ ਨਹੀਂ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਖੋ ਤੂੰ ਬਖਸ਼ਿਸ਼ ਕਰੇਗਾ ਤੇ ਮੰਗਣਾ ਆਵੇਗਾ ਗੁਰੂ ਜੀ ਕਹਿ ਰਿਹਾ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਦੇਣ ਵਿੱਚ ਵੀ ਕੋਈ ਜ਼ੋਰ ਨਹੀਂ ਆਪਣੇ ਲਈ ਵੀ ਦੇਖੀ ਆਪਾਂ ਕਿਸੇ ਨੂੰ ਕੋਈ ਦੇਣਾ ਚਾਹੀਏ ਕੋਈ ਆਪਣੇ ਆਪ ਦੇ ਦੇਾਂਗੇ ਤੂੰ ਹੀ ਸਮਤ ਬਖਸ਼ੇ ਕਿਉਂਕਿ ਇਸ ਇਸ ਮਨ ਦਾ ਕੋਈ ਪਤਾ ਨਹੀਂ ਨਾ ਮੰਗਣ ਵਿੱਚ ਜ਼ੋਰ ਨਾ ਦੇਣ ਵੀ ਜ਼ੋਰ ਜੇ ਕਿ ਧੱਕੇ ਨਾਲ ਤੂੰ ਸਾਨੂੰ ਇਹ ਦੇ ਇਹਨੂੰ ਇਸ ਤਰ੍ਹਾਂ ਵੀ ਕਿ ਦੇਣ ਵਿੱਚ ਜ਼ੋਰ ਚੱਲ ਜਾਏਗਾ ਤੇ ਜੇ ਆਪਾਂ ਵੀ ਕਈ ਵਾਰੀ ਜ਼ੋਰ ਨਾ ਕੀ ਮੈਂ ਕੁਝ ਕਰਨਾ ਮਨ ਦਾ ਪਤਾ ਹੀ ਨਹੀਂ ਗੁਰੂ ਜੀ ਕਹਿੰਦੇ ਆ ਜ਼ੋਰ ਨਾ ਜੀਵਨ ਧੱਕੇ ਨਾਲ ਜਨਮ ਥੋੜਾ ਹੁੰਦੇ ਆ ਧੱਕੇ ਨਾਲ ਜਨਮ ਨਹੀਂ ਜਨਮ ਵੀ ਜ਼ੋਰ ਨਾਲ ਫਿਰ ਬੇਨਤੀ ਸੁਣੋ ਇਹ ਮਨੁੱਖਾ ਦੇਹੀ ਦਾ ਜਨਮ ਵੀ ਜ਼ੋਰ ਨਾਲ ਨਹੀਂ ਮਿਲਦਾ ਛੋ ਤਾਕਤ ਨਾਲ ਨਹੀਂ ਜਾਂ ਤਿਸ ਭਾਣਾ ਤਾਂ ਉਹਨੂੰ ਪਾਇਆ ਤੇ ਜੰਮਿਆ ਕੱਲੇ ਆਵੇਂ ਜ਼ੋਰ ਨਾਲ ਥੋੜਾ ਕੋਈ ਆਇਆ ਉਹਨੇ ਕਿਹਾ ਚਾ ਸਰੀਰ ਦੇ ਦਿੱਤਾ ਜਾਂ ਤੁਰਿਆ ਫਿਰ ਉਹਦੇ ਉਹਦੇ ਉਹਦੀ ਬਖਸ਼ਿਸ਼ ਤੋਂ ਬਿਨਾ ਨਹੀਂ ਜ਼ੋਰ ਨਾ ਜੀਵਨ ਮਰਨ ਨਹਿ ਜੋਰ ਤਾਕਤ ਨਾਲ ਜਨਮ ਨਹੀਂ ਤਾਕਤ ਨਾਲ ਮੌਤ ਵੀ ਨਹੀਂ ਜੇ ਕੋਈ ਬੰਦਾ ਕਹੇ ਨਾ ਜੀ ਮੈਂ ਇਸ ਬੰਦੇ ਨੂੰ ਮਾਰ ਕੇ ਛੱਡਣਾ ਤੇ ਚੇਤੇ ਰੱਖਿਓ ਜੇ ਰੱਬ ਨੇ ਸਾਹ ਨਹੀਂ ਨਾ ਕੱਢਨੇ ਤੇ ਸਾਰੀ ਦੁਨੀਆ ਟਿੱਲ ਲਾ ਲਓ ਦਾ ਵਾਲ ਵੀ ਵਿੰਗਾ ਨਹੀਂ ਟਿੱਲ ਸ਼ਬਦ ਲਾਇਆ ਜੀ ਮੈਂ ਕਰਤੇ ਪੂਰਾ ਜ਼ੋਰ ਲਾ ਲਓ ਕੋਈ ਮਾਰ ਜਾਊਗਾ ਦੋ ਬਚਨ ਇੱਕ ਦਿਨ ਉੱਥੇ ਕੀਤੇ ਸਨ ਮਿਰਗੀ ਪੇਖੰਤ ਬਦਕ ਮਿਰਗੀ ਮਿਰਗੀ ਪੇਖੰਤ ਬਦਕ ਪ੍ਰਹਰੇਣ ਲਖ ਆਵਦੈ ਅਹੋ ਜਸਯ ਗੋਪੇਣ ਰਖੇਣ ਗੋਪਾਲ ਨਾਨਕ ਰੋਮ ਨਾ ਛੇਦਿਤੇ ਮਿਰਗੀ ਨਿਕਲੀ ਚਲੋ ਭਾਵੇਂ ਸਾਖੀ ਵੀ ਸੁਣਾਈ ਜਾਂਦੀ ਖਰਨੀ ਨਿਕਲੀ ਇੱਕ ਪਾਸੇ ਉਹ ਅੱਗ ਬਾਲੀ ਜਾਲ ਸੀ ਕੁੱਤਾ ਸੀ ਆਪ ਸੀ ਬਾਜ ਸੀ ਗੁਰੂ ਸਾਹਿਬ ਨੇ ਸਿਰ ਵਿਕੋ ਗੱਲ ਕਹੀ ਮਿਰਗੀ ਨੂੰ ਦੇਖ ਕੇ ਸ਼ਿਕਾਰੀ ਨੇ ਵਾਰ ਕਰਨਾ ਚਾਹਿਆ हे ਪ੍ਰਮਾਤਮਾ ਤੂੰ ਨਹੀਂ ਮਰਨ ਦੇਣਾ ਉਹਨੂੰ ਅਜੇ ਤੇ ਫਿਰ ਕੀ ਕੀਤਾ ਸ਼ਿਕਾਰੀ ਦੇ ਪੈਰ ਤੇ ਸੱਪ ਨੇ ਡੰਗ ਮਾਰਿਆ ਤੇ ਤੀਰ ਜਿਹੜਾ ਉਹ ਜਾ ਕੇ ਬਾਜ ਨੂੰ ਵੱਜਾ ਤੇ ਬੇਨਤੀ ਕਰਾਂ ਜਾਲ ਵੀ ਸੜ ਗਿਆ ਕੁੱਤਾ ਵੀ ਜਾਂਦਾ ਰਿਹਾ ਪਰ ਕੀ ਉਹ ਸ਼ਰਨੀ ਦੀ ਜਿੰਦ ਕੱਢ ਸਕਿਆ ਜ਼ੋਰ ਨਾਲ ਨਹੀਂ ਮਾਰ ਸਕਿਆ ਹੁਣ ਇੱਕ ਬਚਨ ਆਉਂਦਾ ਹੈ ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸੈ ਬਿਕਮ ਥਾਨ ਬਸੰਤ ਉੱਚੈ ਨੈ ਸਿਮਰਨ ਮਰਨ ਕਦਨ ਚਹਿ ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਤੀ ਸਾਸ ਅਕਰਖਿਤ ਉਹ ਕਹਿੰਦਾ ਮੈਂ ਨਹੀਂ ਮਰਨਾ ਮੇਰੀ ਸਿਕਿਉਰਿਟੀ ਦੀ ਸਿਕਿਉਰਿਟੀ ਉਸ ਤੋਂ ਅੱਗੇ ਸਿਕਿਉਰਿਟੀ ਮਹਾਰਾਜ ਕਹਿੰਦੇ ਕੱਲ ਤੋਂ ਅੰਦਰ ਸੌਂ ਕੱਲਾ ਥੱਲਿਓ ਬੈੱਡ 'ਚ ਕੀੜੀ ਲੜਨੀ ਹੈ ਤੂੰ ਬਾਹਰ ਖਲੋਤੇ ਰਹਿਣਗੇ ਬੰਦੂਕਾਂ ਵਾਲੇ ਤੈਨੂੰ ਕੀੜੀ ਨੇ ਮਾਰ ਜਾਣਾ ਨਾ ਕੋਈ ਜ਼ੋਰ ਨਾਲ ਜੀ ਸਕਦਾ ਹੈ ਮਹਾਰਾਜ ਰੱਖ ਹੈ ਏਕੋ ਆਪ ਮਾਨੂ ਕਹਿ ਕਿਛ ਨਹੀਂ ਖਾਤ ਗੁਰੂ ਜੀ ਕਹਿੰਦੇ ਨੇ ਭਾਈ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸ਼ੋਰ ਚਲੋ ਅਰਥ ਕਰ ਲੱਗਿਆ ਸ਼ੋਰ ਹੀ ਕਰਨੇ ਪੈਣੇ ਸ਼ੋਰ ਸ਼ਰਾਬਾ ਫੂਫਾ ਕਹਿੰਦੇ ਨੇ ਆਪਣੀ ਤਾਕਤ ਕੀ ਆ ਰਾਜ ਇਹ ਭਾਗ ਇਹ ਧਨ ਮਾਲ ਇਹ ਮਿਲ ਜਾਏ ਸ਼ੋਰ ਸ਼ਰਾਬਾ ਗੁਰੂ ਜੀ ਕਹਿੰਦੇ ਨਹੀਂ ਇਹ ਰਾਜ ਮਾਲ ਧਨ ਵੀ ਕੁਛ ਨਹੀਂ ਇਹ ਜਿਹੜੀ ਮਨ ਚ ਫੂਫੂ ਕਰੀ ਬੈਠੇ ਵੀ ਉਹਦੀ ਬਖਸ਼ਿਸ਼ ਹੀ ਆ ਹੁਣ ਅਗਲਾ ਬਚਨ ਗੁਰੂ ਸਾਹਿਬ ਕਹਿੰਦੇ ਜੋਰ ਨਾ ਸੁਰਤੀ ਇੱਥੇ ਫਿਰ ਗੁਰੂ ਸਾਹਿਬ ਨੇ ਉਸ ਗੱਲ ਨੂੰ ਖੋਲ ਦਿੱਤਾ ਕਿ ਇੱਕ ਦੂ ਜੀਵੋ ਲਖ ਹੈ ਪਰ ਨਦਰ ਨਾ ਭੁੱਲਿਓ ਇਹ ਨਹੀਂ ਕਿ ਇੰਨਾ ਮੈਂ ਜਪ ਕਰ ਲਿਆ ਮੈਂ ਆਪ ਨੂੰ ਬੇਨਤੀ ਕਰਾਂ ਜੀ ਗਿਣਤੀ ਕਰਨੀ ਚਾਹੀਦੀ ਚਲੋ ਵੀ ਮੈਂ ਇਹਨੇ ਜਿਵੇਂ ਸੀ ਕਹਿ ਰਹੇ ਨੇ ਪਾਠ ਕਰਨੇ ਉਹ ਇਸ ਕਰਕੇ ਵੀ ਇਹ ਮਨ ਕਾਬੂ ਨਹੀਂ ਆਉਂਦਾ ਇਸ ਕਰਕੇ ਵੀ ਇੰਨਾ ਸਮਾਂ ਬਹਿਣਾ ਤੁਸੀਂ ਕਈ ਵਾਰੀ ਦੇਖੋ ਵੀ ਇਹ ਕਹੀ ਨਾ ਵੀ ਇੰਨੇ ਪਾਠ ਕਰਨੇ ਫਿਰ ਤੇ ਟਿਕ ਜਾਊਗਾ ਤੇ ਉਂਝ ਨੂੰ ਕਹੋ ਨੂੰ ਮਨ ਨੂੰ ਚਲੋ ਵੀ ਮੈਂ ਪਾਠ ਨਹੀਂ ਕਰਨਾ ਅੱਧਾ ਘੰਟਾ ਸਿਮਰਨ ਕਰਨਾ ਮੇਰਾ ਖਿਆਲ 90% ਅੱਖਾਂ ਖੋਲ ਕੇ ਘੜੀ ਵਿੱਚੋਂ ਵੇਖ ਲੈਂਦੇ ਕਿੰਨਾ ਕੁ ਟਾਈਮ ਹੋ ਗਿਆ ਸਿਸਟਮ 'ਚ ਬੰਨਣਾ ਪੈਣਾ ਪਰ ਮੈਂ ਫਿਰ ਬੇਨਤੀ ਕਰਾਂ ਇਹ ਜੇ ਲੱਖਾਂ ਜਾਪ ਕਿਆ ਮੈਨੂੰ ਪਤਾ ਕਈਆਂ ਦੇ ਮਨ 'ਚ ਉਹਨੇ ਤੇ ਗਿਣਤੀਆਂ 'ਚ ਬੰਨ ਦਿੱਤਾ ਉਹ ਤੇ ਅਸੀਮ ਹੈ ਹਾਂ ਗਿਣਤੀ ਨਾਲ ਉਹਨੂੰ ਨਹੀਂ ਬੰਨਣਾ ਗਿਣਤੀ ਨਾਲ ਇਹ ਭੱਜ ਦੇ ਮਨ ਨੂੰ ਬੰਨਣਾ ਤੂੰ ਜੁੜ ਜਾ ਹੈ ਤਾਂ ਇਹ ਵੀ ਅਸੀਮ ਦੀ ਖੇਡ ਮਾਰਦਾ ਹੁਣ ਜੇ ਕਹੀਏ ਜੀ ਜੇ ਮੈਂ ਤਾਕਤ ਨਾਲ ਸੁਰਤ ਜੋੜ ਲਈ ਗੁਰਮਖੋ ਸੁਰਤਾਂ ਤਾਕਤ ਨਾਲ ਨਹੀਂ ਜੁੜਦੀਆਂ ਸੁਰਤਾਂ ਰਹਿਮਤ ਨਾਲ ਜੁੜਦੀਆਂ ਨੇ ਨਦਰ ਨਾਲ ਜੁੜਦੀਆਂ ਨੇ ਪਰ ਜੇ ਕਹੀਏ ਜੀ ਹੁਣ ਜਿਵੇਂ ਹੁੰਦਾ ਹੈ ਵੀ ਮੈਂ ਇੰਨੀਆਂ ਮਾਲਾ ਕਰ ਲੈਂਦਾ ਜੇ ਮੈਂ ਇੰਨਾ ਜਪ ਕਰ ਲੈਣਾ ਤੇ ਮੈਨੂੰ ਯਾਦ ਹੈ ਇੱਕ ਉਰਦੂ ਦਾ ਵਿਦਵਾਨ ਕਹਿੰਦਾ ਡਲਤੀ ਉਮਰ ਕੋ ਦੇਖ ਮਾਲਾ ਕੋ ਥਾਮ ਲਿਆ ਹੁਣ ਵੇਖਿਆ ਨਾ ਵੀ ਡਾਕਟਰ ਨੇ ਕਹਿ ਦਿੱਤਾ ਵੀ ਗੋਡੇ ਗਏ ਅੱਖਾਂ ਗਈਆਂ ਗਿਆ ਸਭ ਕੁਝ ਫਿਰ ਉਹਨੂੰ ਕੀਤੇ ਪਾਪ ਚੇਤੇ ਆ ਗਏ ਦਲਤੀ ਉਮਰ ਕੋ ਦੇਖ ਮਾਲਾ ਕੋ ਥਾਮ ਲਿਆ ਗੁਨਾਹ ਬੇਸ਼ੁਮਾਰ ਕੀ ਪਰ ਨਾਮ ਗਿਨ ਗਿਨ ਕੇ ਲਿਆ ਉਹਨਾਂ ਦੀ ਗਿਣਤੀ ਕੋਈ ਨਹੀਂ ਗੁਨਾਹਾਂ ਦੀ ਇੱਥੇ ਧੱਕੇ ਨਾਲ ਸੁਰਤਾਂ ਥੋੜੀਆਂ ਜੁੜਦੀਆਂ ਨੇ ਆਪ ਜੀ ਨੂੰ ਉਸ ਦਿਨ ਮੈਂ ਬੇਨਤੀ ਕੀਤੀ ਸੀ ਕਿ ਗੁਰਮਖੋ ਕੀਰਤਨ ਕਰ ਲੱਗਿਆ ਜਦੋਂ ਆਪਾਂ ਵੀ ਚਲੋ ਕਥਾ ਕਰਨੇ ਇੱਕ ਪਹਿਲਾਂ ਛੋਟੀ ਜੀ ਅਰਦਾਸ ਕਰਨੇ ਆ ਉਹ ਇਸ ਕਰੀ ਨਹੀਂ ਮੈਨੂੰ ਕਿਸੇ ਗੁਰਮੁਖ ਨੇ ਕਿਹਾ ਸੀ ਭਾਵੇਂ ਤੁਸੀਂ ਜਿੰਨਾ ਮਰਜੀ ਪੜ੍ਹੇ ਹੋ ਜੋ ਮਰਜੀ ਹੈ ਤੇ ਇਹ ਕੋਈ ਇਹ ਕੋ ਸੰਤ ਨਹੀਂ ਬਸ ਗੁਰੂ ਰਾਮਦਾਸ ਦੇ ਭਾਂਡਿਆਂ 'ਚ ਖਲੋਤੇ ਸਾਂ ਤੇ ਮੈਨੂੰ ਇੱਕੋ ਗੱਲ ਕਹਿੰਦੇ ਤੁਹਾਨੂੰ ਇੱਕ ਗੱਲ ਕਰਨੀ ਕੱਲਿਆਂ ਮੈਂ ਦੱਸੋ ਕਹਿੰਦੇ ਨੇ ਮੈਂ ਚਲੋ ਅੱਜ ਦੱਸ ਦੇ ਕਿਉਂ ਕਰਨਾ ਤੇ ਇੱਕ ਮੈਨੂੰ ਕਹਿੰਦੇ ਸਨ ਮੰਗਲ ਇਹ ਕਰਿਆ ਕਰੋ ਮੈਲ ਦਾ ਹਮ ਮਹਿਲੇ ਕਹਿੰਦੇ ਨੇ ਉਸ ਉਸ ਉਸ ਵਕਤ ਆਪਣੇ ਅੰਦਰ ਦੀ ਬੇਨਤੀ ਹੁੰਦੀ ਹੈ ਦਾਤਾ ਮੈਂ ਆ ਕੁਛ ਹਾਂ ਹੁਣ ਤੂੰ ਕਿਰਪਾ ਕਰੀ ਚਲੋ ਗੱਲ ਕਰਨੀ ਚਾਹੀਦੀ ਵੀ ਕਿ ਪਤਾ ਕਿੱਥੇ ਅਗਲੀ ਗੱਲ ਕਹਿੰਦੇ ਸਨ ਸੰਗਤ ਤੇਰੇ ਤੋਂ ਥੱਲੇ ਬੈਠੀ ਏ ਪਰ ਇਹ ਗੱਲ ਚੇਤੇ ਰੱਖੀ ਇਸ ਸੰਗਤ ਚ ਗੁਰੂ ਨਾਨਕ ਵਰਤਦਾ ਪਹਿਲਾਂ ਅਸੀਸ ਮੰਗਣੀ ਏ ਇਹਨਾਂ ਦੇ ਚਰਨਾਂ ਦਾ ਧਿਆਨ ਟਕਾ ਕੇ ਗੁਰੂ ਨਾਨਕ ਜੀ ਤੁਸੀਂ ਵਿੱਚ ਵਰਤ ਕੇ ਇਕਾਗਰਤਾ ਬਖਸ਼ੋ ਗੱਲ ਬੜੀ ਸੋਹਣੀ ਹੈ ਤੇ ਜਿੱਦਨ ਬੰਦੇ ਦੇ ਕਥਾ ਕੀਰਤਨ ਚ ਇਹ ਆ ਜਾਏ ਸੱਚੀ ਲੋ ਇਹ ਬੜੀ ਭੈੜੀ ਜੀ ਬਿਮਾਰੀ ਏ ਕੌਮੇ ਦੀ ਮੰਨ ਲਓ ਬੜਾ ਟਿਕਾ ਬਣਿਆ ਨਾ ਕੀਰਤਨ ਦਾ ਰੰਗ ਵੱਜਾ ਹੋਵੇ ਇੱਕੋ ਦਮ ਫੁਰਨਾ ਉੱਠਦਾ ਹੈ ਮਨਾ ਕਿੱਡਾ ਕਮਾਲ ਹੋ ਗਈ ਉਸੇ ਵਕਤ ਫਿੱਕਾਪਨ ਜਿੱਥੇ ਮੈਂ ਆਵੇਗੀ ਉੱਥੇ ਰਸ ਮੁੱਕੇਗਾ ਇੱਥੇ ਗੁਰੂ ਜੀ ਕਹਿ ਰਿਹਾ ਸੁਰਤ ਨਾਲ ਨਹੀਂ ਜੋਰ ਨਾਲ ਸੁਰਤਾਂ ਨਹੀਂ ਜੁੜਦੀਆਂ ਜੋਰ ਨਾਲ ਜੋਰ ਨਾਲ ਗਿਆਨ ਤੇ ਆਤਮ ਮੰਥਨ ਨਹੀਂ ਹੁੰਦਾ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਜੋਰ ਨਾ ਜੁਗਤੀ ਛੁੱਟੈ ਸੰਸਾਰ ਕਿਹੜੀ ਜੁਗਤ ਹੈ ਇਸ ਸੰਸਾਰ ਨੂੰ ਛੱਡਣ ਦੀ ਫਿਰ ਬੇਨਤੀ ਹੈ ਇੱਥੇ ਗੁਰੂ ਜੀ ਕਹਿ ਰਹੇ ਨੇ ਬਸ ਇੱਕ ਕੰਮ ਕਰ ਜਿਸ ਹੱਥ ਜੋਰ ਕਰ ਵੇਖੈ ਸੋਏ ਤੇਰੇ ਹੱਥ 'ਚ ਕੁਝ ਵੀ ਨਹੀਂ ਸੱਚੀ ਮੁੱਚੀ ਸਾਡੇ ਹੱਥ 'ਚ ਕੁਝ ਵੀ ਨਹੀਂ ਕੁਝ ਛੱਡੋ ਸਾਡੇ ਹੱਥ 'ਚ ਤਾਂ ਇਹ ਵੀ ਕੋਈ ਨਹੀਂ ਹੈਗਾ ਇਹ ਭਾਂਡੇ 'ਚ ਜਿਹੜਾ ਅੰਦਰ ਫੂਕ ਗਈ ਉਹਨੇ ਮੂਹਰੇ ਬਾਹਰ ਨਿਕਲਣਾ ਕਿ ਨਹੀਂ ਹਰ ਜਪਦਿਆਂ ਕਿਨ ਢਿਲ ਨਾ ਕੀਜੀ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਵਿਕ ਜਿਹੜਾ ਅੰਦਰ ਗਈ ਫੂਕ ਕੀ ਪਤਾ ਬਾਹਰ ਆਉਣੀ ਕਿ ਨਹੀਂ ਜਿਸ ਹੱਥ ਜੋਰ ਜਿਸ ਪਰਮਾਤਮਾ ਹੱਥੇ ਤਾਕਤ ਹੈ ਕਰ ਵੇਖੈ ਸੋਏ ਫਿਰ ਬੇਨਤੀ ਕਰ ਦਾ ਅਰਥ ਹੈ ਬਣਾ ਕੇ ਵੇਖੇ ਦਰ ਤੇ ਸੰਭਾਲਦਾ ਹੈ ਜਿਸ ਹੱਥ ਵਿੱਚ ਤਾਕਤ ਹੈ ਉਹ ਪਹਿਲਾਂ ਕਰ ਦਾ ਅਰਥ ਬਣਾ ਲੈਂਦਾ ਵੇਖੇ ਦਰ ਤੇ ਸੰਭਾਲ ਲੈਂਦਾ ਤੂੰ ਐਵੇਂ ਲੋਕਾਂ ਤੇ ਜ਼ੋਰ ਜਮਾਈ ਜਾਂਦਾ ਨਾਨਕ ਉਤਮ ਨੀਚ ਨਾ ਕੋਈ ਉਹਦੇ ਹੱਥ 'ਚ ਤਾਕਤ ਹੈ ਕਿਹੜਾ ਮਾੜਾ ਤੇ ਕਿਹੜਾ ਚੰਗਾ ਇਹਨਾਂ ਦੋ ਪੌੜੀਆਂ 'ਚ ਗੁਰੂ ਜੀ ਕਹਿੰਦੇ ਆ ਕਿ ਜਪ ਕਰ ਸ਼ੁਰੂਆਤ ਕਰ ਇਹ ਪਹਿਲਾ ਸਟੈਪ ਹੈ ਫਿਰ ਬਖਸ਼ਿਸ਼ ਵਰਤਾਏਗਾ ਨਾਮ ਤੈਨੂੰ ਅੱਗੇ ਅੱਗੇ ਲਈ ਜਾਏਗਾ ਪਰ ਇੱਕੋ ਕੰਮ ਕਰੀ ਮਰ ਕੇ ਰਹਿਣਾ ਹਉਮੈ ਅਭਾਵ ਫਿਰ ਦੇਖੋ ਗੁਰੂ ਸਾਹਿਬ ਜੀ ਨੇ ਮਹਾਰਾਜ ਆਪ ਕਈ ਕਈ ਪਹਿਰ ਲਗਾਤਾਰ ਤੂੰ ਹੀ ਤੂੰ ਹੀ ਦੀ ਧੁਨੀ ਲਾਉਂਦੇ ਸਨ ਵੈਗੁਰੂ ਜੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪੌਂਟਾ ਸਾਹਿਬ ਆਪਾਂ ਜਾਣੇ ਆ ਪੌਂਟਾ ਸਾਹਿਬ ਦੇ ਜੰਗਲ ਦੇ ਤਿਨਕੇ ਵੀ ਵਾਹਿਗੁਰੂ ਬੋਲਦੇ ਸਨ ਗੁਰੂ ਨੇ ਉਹਨਾਂ ਦੀ ਆਵਾਜ਼ ਵਿੱਚੋਂ ਵੀ ਕਿਹਾ ਨੇਤ ਨੇਤ ਬਣ ਤਿਨ ਕਹਿਤ ਜਦੋਂ ਮਹਾਰਾਜ ਬੈਠੇ ਭਾਈ ਮਨੀ ਸਿੰਘ ਉਹਨਾਂ ਦੇ ਕੋਲ ਹੁੰਦੇ ਸਨ ਗੁਰੂ ਸਾਹਿਬ ਜੁੜ ਗਏ ਜ਼ਮੀ ਤੋਂ ਹੀ ਜ਼ਮਾ ਤੋਂ ਹੀ ਮਕੀ ਤੋਂ ਹੀ ਮਕਾ ਤੋਂ ਹੀ ਅਪੂ ਤੋਂ ਹੀ ਅਪੈ ਤੁਹੀ ਅਛੂ ਤੁਹੀ ਅਛੈ ਤੁਹੀ ਜਤਸ ਤੁਹੀ ਬ੍ਰਤਸ ਤੁਹੀ ਗਤਸ ਤੁਹੀ ਮਤਸ ਤੁਹੀ ਤੁਹੀ ਤੁਹੀ ਤੁਹੀ ਤੁਹੀ 16000 ਵਾਰ ਗੁਰੂ ਰਾਮ ਗੁਰੂ ਗੋਬਿੰਦ ਸਿੰਘ ਤੁਹੀ ਤੁਹੀ ਪੁਕਾਰੀ ਗਏ ਉਹ ਕੀ ਅਵਸਥਾ ਸੀ ਉਹ ਵਿਸਮਾਦਕ ਹੈ ਮੈਂ ਫਿਰ ਬੇਨਤੀ ਕਰਾਂਗਾ ਕਿ ਸਿਮਰਨ ਜਪ ਤੋਂ ਸ਼ੁਰੂ ਕਰੀਏ ਇੱਕ ਤੋਂ ਹੀ ਸ਼ੁਰੂ ਕਰੀਏ ਲੱਖ ਤੋਂ 20 ਲੱਖ ਤਾਂ ਉਹਨਾਂ ਬਣਾਣੀ ਜਿਹਦੇ ਹੱਥ ਜ਼ੋਰ ਹੈ ਆਪਣੇ ਆ ਜੋਰ ਥੋੜਾ 20 ਲੱਖ ਬਣਾ ਲਾਂਗੇ ਅਸੀਂ ਤਾਂ ਮੰਗ ਸਕਨੇ ਆ ਪਰ ਇੱਕ ਕੰਮ ਕਰ ਇੱਕ ਤੋਂ ਜੀਵੋਂ ਇੱਕ ਤੋਂ ਸ਼ੁਰੂ ਕਰ ਮੈਂ ਲੱਖ ਨਹੀਂ ਸ਼ਬਦ ਵਰਤ ਰਿਹਾ ਜਾਣ ਕੇ ਇੱਕ ਤੋਂ ਸ਼ੁਰੂ ਕਰ ਮਨ ਦੀਆਂ ਇੱਟੀਆਂ ਨੂੰ ਸਾਂਭ ਇੰਨੀਆਂ ਕੋ ਬੇਨਤੀਆਂ ਵਿਚਾਰ ਬਿਰਵਾਨ ਕਰਿਓ ਕੱਲ ਦੁਪਹਿਰ